Thank you. ਸਤਨਾਮ ਸ੍ਰੀ ਵਾਹਿਗੁਰੂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਏ ਹਉ ਕੁਰਬਾਨ ਜਾਈ ਤੇਰ ਨਾਵੇ ਜਿਸਨੋਂ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਸੋ ਜਸ ਤੇਰਾ ਗਾਵੇ ਬੋਲੋ ਜੀ ਸੋ ਜਸ ਤੂੰ ਭਾਰੋ ਸੁਆਮੀ ਮੇਰਾ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ ਮੁਖ ਨਿੰਦਕ ਕੈ ਛਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸਨੋ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਆਵੇ ਜੀ ਨਿਰਮਲ ਰਸ ਨਿਰਮਲ ਰਸ ਅੰਮ੍ਰਿਤ ਪੀਓ ਨਿਰਮਲ ਰਸ ਨਿਰਮਲ ਰਸਨਾ ਅੰਮ੍ਰਿਤ ਪੀਓ ਪੀਓ ਸੁਹੇਲਾ ਕਰ ਲੈ ਜੀਓ ਸਦਾ ਸੁਹੇਲਾ ਕਰ ਲੈ ਜੀਓ ਪੜੋ ਪੜੋ ਕੇਵਲ ਨਾ ਅੰਮ੍ਰਿਤ ਪੀਓ ਸਦਾ ਸੁਨੇਹਾ ਕਰ ਲਹਿਦੀ ਓ ਸਦਾ ਸੁਨੇਲਾ ਕਰ ਲਹਿੰਦੀ ਓ ਨਿਰਮਲ ਰਸ

ਸਾਧ ਸੰਗ ਬਿਨ ਸੈ ਸਭ ਸੰਗ ਚਰਨ ਚਲੋ ਸਰਬ ਸਾਰੇ ਜੀ ਨਿਰਮਲ ਅੰਮ੍ਰਿਤ ਪੀ ਵਾ ਸਦਾ ਸੁਹੇਲਾ ਕਰ ਲੈ ਜੀ ਜਾਨ ਸਦਾ ਲਈ ਸੌਖੀ ਕਰ ਤੇਰੀ ਜਿੰਦ ਸਦਾ ਲਈ ਸੌਖੀ ਹੋ ਜੀ ਸਦਾ ਸੁਹੇਲਾ ਕਰ ਲੈ ਜੀਓ ਸਦਾ ਸੁਹੇਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜੀ ਨਮੋ ਨਿਤ ਲੋਚਨਾ ਮੁਖ ਤੇਰਾ ਸਮਾਲ ਤਮਕ ਤੇ ਲੋਚਨਾ ਮੁਖ ਤੇ ਮਾਲ ਨਾ ਇਹ ਲੋਚਨਾ ਮੁਖ ਤੇਰਾ ਸਮਾਲ ਹੜੋ ਜੀ ਨਾਮ ਫਲ ਹੱਥ ਪਾਓ ਕਰ ਕਾਮ ਸਭ ਹੱਥ ਪਾਓ ਕਰ ਕਾਮ ਸਭ ਹੱਥ ਪਾਓ ਕਰ ਕਾਮ ਸਭ ਹੱਥ ਪਾਓ ਕਰਤਾਮ ਸਭ ਹੱਥ ਪਾਉ ਕਰਤਾਮ ਸਭ ਜੀਤ ਨਿਰੰਜਨ ਨਾਲ ਹੱਥ ਪਾਉ ਹਰ ਕਾਮ ਸਭ ਪੜੋ ਪੜੋ ਪੜੋ ਕੀਤ ਨਿਰੰਜਨ ਨਾਲ ਪੜੋ ਜੀ ਆਤ ਪਾਓ ਹਰ ਕਾਮ ਸਭ ਜੀਨਾ ਮੰਗ ਹੈ ਲੋਚਨਾ ਮੁਖ ਤੇਰਾ ਸਮਾਲ ਜੀਵਾ ਮਾਰੈ ਤੇ ਲੋਚਨਾ ਮੁਖ ਤੇਰਾ ਸਮਾਲ ਜੋ ਜੀ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਸੰਗਤ ਆ ਵੀ ਕਾਫੀ ਰਹੀ ਹੈ ਬੇਨਤੀ ਹੈ ਜਿਹੜੇ ਆਉਣ ਵਾਲੇ ਨੇ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਪੰਡਾਲ ਵਿੱਚ ਜਗ੍ਹਾ ਮਿਲੇ ਸਜਦੇ ਜਾਈਏ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਵੀ ਆਰਾਮ ਨਾਲ ਨਮਸਕਾਰ ਕਰਕੇ ਅੱਗੇ ਲੰਘ ਜਾਣਾ ਸੇਵਾਦਾਰ ਵੀ ਨਾ ਬੋਲਣ ਇਸ਼ਾਰੇ ਨਾਲ ਹੀ ਅੱਗੇ ਲੰਘਾਈ ਚੱਲੋ ਇਸ਼ਾਰੇ ਨਾਲ ਹੀ ਬੋਲਦਿਆਂ ਨੂੰ ਚੁੱਪ ਕਰਾਈ ਜਾਓ ਖੁਦ ਨਾ ਕੋਈ ਬੋਲੇ ਜਿੰਨਾ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਮਨ ਬਿਰਤੀ ਇਕਾਗਰ ਕਰਕੇ ਬੈਠੀ ਬੜਾ ਸੌਖਾ ਤਰੀਕਾ ਗੁਰੂ ਜੀ ਨੇ ਦੱਸਿਆ ਹੈ ਕਈ ਰੂਪਾਂ ਵਿੱਚ ਅਲੱਗ-ਅਲੱਗ ਤਰੀਕਿਆਂ ਨਾਲ ਗੁਰੂ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕੋ ਹੀ ਅਰਥ ਨੇ ਦੋਵਾਂ ਸ਼ਬਦਾਂ ਦੇ ਜੇ ਆਪਾਂ ਪੜ੍ਹੀਏ ਨਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਗੁਰ ਦੇਖਣਾ ਸਰਵਣੀ ਸੁਣਨਾ ਗੁਰਨਾਉ ਸਤਗੁਰ ਸੇਤੀ ਰਤਿਆਂ ਦਰਗਹ ਪਾਈਏ ਠਾਉ ਇਹੀ ਸ਼ਬਦ ਜਿਹੜਾ ਆਪਾਂ ਪੜ ਰਹੇ ਸੀ ਉਸਤਤ ਮਨ ਮੈਂ ਹੈ ਕਰਨ ਕਰਨ ਕਰ ਮਨ ਮੇਰੇ ਸਤ ਬਿਵਹਾਰ ਇੱਕੋ ਹੀ ਇਹਦਾ ਅਰਥ ਹੈ ਪਰਮਾਤਮਾ ਸਰਬ ਵਿਆਪਕ ਹੈ ਕਿ ਇੱਕ ਜਗ੍ਹਾ ਤੇ ਰਹਿੰਦਾ ਦੱਸੋ ਜੀ ਸਰਬ ਵਿਆਪਕ ਹੈ ਕਿ ਇੱਕ ਜਗ੍ਹਾ ਰਹਿੰਦਾ ਸਰਬ ਵਿਆਪਕ ਪਰਮਾਤਮਾ ਹਰ ਜਗ੍ਹਾ ਹੀ ਹੈ ਤੇ ਪਰਮਾਤਮਾ ਦੀ ਦਰਗਾਹ ਵੀ ਹਰ ਜਗ੍ਹਾ ਹੈ ਹੁਣ ਜਦੋਂ ਮਰਨ ਤੋਂ ਬਾਅਦ ਦਰਗਾਹ ਬਣਾ ਲਈ ਫਿਰ ਹਰ ਬੰਦਾ ਵੀ ਮਰਾਂਗੇ ਫਿਰ ਦਰਗਾਹ 'ਚ ਜਾਵਾਂਗੇ ਫਿਰ ਇਦਾਂ ਨਹੀਂ ਪਾਈ ਬੜਾ ਹੀ ਸੌਖਾ ਤਰੀਕਾ ਗੁਰੂ ਸਾਹਿਬ ਨੇ ਦੱਸਿਆ ਗੁਰਬਾਣੀ ਦੇ ਕਹੇ ਮੁਤਾਬਕ ਸੋਚ ਗੁਰੂ ਸਾਹਿਬ ਦੇ ਮੁਤਾਬਕ ਵੇਖ ਜਿਵੇਂ ਕਹਿੰਦੇ ਆ ਗੁਰੂ ਸਾਹਿਬ ਜੀ ਦੇ ਮੁਤਾਬਕ ਆਪਣੇ ਕੰਨਾਂ ਨੂੰ ਚਲਾ ਲੈ ਗੁਰੂ ਜੀ ਦੇ ਮੁਤਾਬਕ ਆਪਣੀ ਜੀਬ ਨੂੰ ਚਲਾ ਲੈ ਤੇਰੀ ਜੀਬ ਤੇ ਵੀ ਸੱਚ ਹੋਵੇ ਤੇਰੇ ਕੰਨਾਂ 'ਚ ਵੀ ਸੱਚ ਹੋਵੇ ਤੇਰੇ ਅੰਦਰ ਜਿਹੜੇ ਵਿਚਾਰ ਚੱਲਣ ਉਹ ਵੀ ਸੱਚੇ ਹੀ ਹੋਣ ਵੇਖੇ ਉਹ ਵੀ ਸਹੀ ਵੇਖ ਗਲਤ ਨਾ ਵੇਖ ਸਾਰਿਆਂ ਵਿੱਚ ਵਸਿਆ ਪਰਮਾਤਮਾ ਵੇਖ ਸਭ ਘਟ ਵਸੀ ਉਸ ਮਾਲਕ ਦੀ ਜੋਤ ਨੂੰ ਵੇਖ ਤੇ ਤੈਨੂੰ ਦਰਗਾਹ 'ਚ ਥਾਂ ਮਿਲ ਜਾਏਗਾ ਮਰਨ ਤੋਂ ਬਾਅਦ ਨਹੀਂ ਜਿਉਂਦਾ ਜਿਉਂਦਾ ਹੀ ਪਹੁੰਚ ਜਾਏਗਾ ਜਿਵੇਂ ਹੁਣ ਵੇਖੋ ਨਾ ਹੁਣ ਜਦੋਂ ਆਪਾਂ ਸਿਮਰਨ ਕਰਦੇ ਸੀ ਆ ਹੁਣ ਆਪਾਂ ਸਾਰੇ ਕਰਦੇ ਸਿਮਰਨ ਕਰੀਏ ਕਈ ਬੰਦੇ ਇਦਾਂ ਨਹੀਂ ਜ਼ੋਰ ਜਿਹਾ ਲਾ ਰਹੇ ਹੁੰਦੇ ਵੀ ਪਤਾ ਨਹੀਂ ਕੁਝ ਦਿਸੇ ਮੈਨੂੰ ਇਦਾਂ ਨਹੀਂ ਕਰਦੇ ਹੁੰਦੇ ਕੁਝ ਦਿਸ ਜੇ ਇਦਾਂ ਅੱਖਾਂ 'ਚ ਜ਼ੋਰ-ਜ਼ੋਰ ਨਾਲ ਪੁੱਟਦੇ ਐ ਵੀ ਸ਼ਾਇਦ ਪਤਾ ਨਹੀਂ ਕੁਝ ਦਿਸ ਵੀ ਸ਼ਾਇਦ ਦਰਗਾਹ 'ਚ ਇਦਾਂ ਹੀ ਜਾਂਦੇ ਹੋਵਾਂਗੇ ਸਿਮਰਨ ਜ਼ੋਰ-ਜ਼ੋਰ ਨਾਲ ਕਰਕੇ ਇਦਾਂ ਲੱਗਦਾ ਵੀ ਆ ਕੋਈ ਰਾਹ ਇਦਾਂ ਜਾਇਆ ਜਾਂਦਾ ਇਦਾਂ ਤਰੀਕਾ ਕੋਈ ਵੀ ਸ਼ਾਇਦ ਇਦਾਂ ਜਾਣਾ ਗੁਰੂ ਜੀ ਕਹਿੰਦੇ ਐ ਸਤਗੁਰ ਸੇਤੀ ਰੱਦਿਆ ਜੋ ਸਤਗੁਰੂ ਕਹਿੰਦੇ ਐ ਉਹਦੇ ਨਾਲ ਇੱਕਮਿਕ ਹੋ ਜਾ ਰੰਗਿਆ ਜਾ ਗੁਰੂ ਦੇ ਨਾਲ ਸਤਿਗੁਰ ਦੇ ਬਚਨਾਂ ਨਾਲ ਪਿਆਰ ਕਰ ਲੈ ਦਰਗਾਹ 'ਚ ਥਾਂ ਮਿਲੇਗਾ ਤਨ ਨੂੰ ਕਿ ਮਨ ਨੂੰ ਧਰਮ ਮਨ ਦਾ ਵਿਸ਼ਾ ਹੈ ਕਿ ਤਨ ਦਾ ਵਿਸ਼ਾ ਬੋਲੋ ਜੀ ਮਨ ਦਾ ਵਿਸ਼ਾ ਹੈ ਸਿੱਖ ਮਨ ਨੇ ਬਣਨਾ ਕਿ ਸਰੀਰ ਨੇ ਮਨ ਨੇ ਤੇ ਦਰਗਾਹ 'ਚ ਕਿੰਨੇ ਜਾਣਾ ਫਿਰ ਮਨ ਨੇ ਸੁਰਤ ਨੇ ਜਾਣਾ ਸ਼ਬਦ ਗੁਰੂ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਾਡੀ ਸੁਰਤ ਨੇ ਦਰਗਾਹ ਵਿੱਚ ਜਾਣਾ ਤੇ ਜਦੋਂ ਸਾਡੀ ਸੁਰਤ ਗੁਰੂ ਸਾਹਿਬ ਦੇ ਨਾਲ ਇੱਕਮਿਕ ਹੋ ਗਈ ਮਨ ਸਤਿਗੁਰ ਨਾਲ ਰਤਿਆ ਗਿਆ ਰੰਗਿਆ ਗਿਆ ਮਨ ਤੇ ਫਿਰ ਦਰਗਾਹ ਵਿੱਚ ਥਾਂ ਮਿਲ ਗਈ ਦਰਗਾਹ ਹਰ ਜਗ੍ਹਾ ਹੀ ਹੈ ਬਸ ਅਸੀਂ ਬਾਹਰ ਤੁਰੇ ਫਿਰਦੇ ਸੀ ਅਸੀਂ ਬਾਹਰ ਸੀ ਜਦੋਂ ਹੀ ਗੁਰਬਾਣੀ ਨਾਲ ਜੁੜੇ ਬਸ ਫਿਰ ਕਿਰਪਾ ਹੋ ਗਈ ਜਿਵੇਂ ਆਪਾਂ ਪੜ੍ਹ ਹੀ ਰਹੇ ਸੀ ਹੁਣ ਪੜੋ ਉਸਤਤ ਮਨ ਮਹਿ ਕਰ ਨਿਰੰਕਾਰ ਆ ਤਰੀਕੇ ਨੇ ਗੁਰੂ ਜੀ ਨੇ ਦੱਸੇ ਵੀ ਮਨ ਵਿੱਚ ਮਾਲਕ ਦੀ ਸਿਫਤ ਕਰਿਆ ਕਰ ਜੀਬ ਤੋਂ ਤੇ ਸਾਰੇ ਹੀ ਕਰੀ ਜਾਂਦੇ ਆ ਹੁਣ ਜੇ ਆਪਾਂ ਕਹੀ ਜਾਂਦੇ ਆ ਰੱਬ ਬੜਾ ਵੱਡਾ ਰੱਬ ਬੜਾ ਬੇਅੰਤ ਹੈ ਜੀ ਰੱਬ ਇਦਾਂ ਜੀ ਪਰਮਾਤਮਾ ਇਦਾਂ ਇਦਾਂ ਨਹੀਂ ਅੰਦਰੋਂ ਮਨ ਵਿੱਚ ਹਰ ਵੇਲੇ ਪਰਮਾਤਮਾ ਦੀ ਸਿਫਤ ਕਰਿਆ ਕਰ ਉਹਦੀ ਉਸਤਤੀ ਕਰਿਆ ਕਰ ਅੰਦਰੋਂ ਮਨ ਦਾ ਵਿਸ਼ਾ ਮਨ ਨਾਲ ਕਰਿਆ ਕਰ ਜੀਵ ਨਾਲ ਤੇ ਕਰਦਾ ਹੀ ਆ ਮਨ ਨਾਲ ਉਸਤਤ ਮਨ ਮਹਿ ਕਰਨ ਰੰਕਾਰ ਲੋ ਪੜਦੇ ਆ ਨਾਲ ਨਾਲ ਉਸਤਤ ਮਨ ਮਹਿ ਕਰਨ ਰੰਕਾਰ ਕਰ ਮਨ ਮੇਰੇ ਸਤ ਵਿਹਾਰ ਆਪਣਾ ਵਿਹਾਰ ਸੱਚਾ ਕਰਨਾ ਜਿਹਨੂੰ ਰੱਬ ਯਾਦ ਹੈ ਦੱਸੋ ਜੀ ਭਲਾ ਜਿਸ ਬੰਦੇ ਨੂੰ ਰੱਬ ਯਾਦ ਹੈ ਉਹ ਬੰਦਾ ਗਲਤ ਕੰਮ ਕਰ ਸਕਦਾ ਹੈ ਜਿਹੜੇ ਬੰਦੇ ਨੂੰ ਰੱਬ ਯਾਦ ਹੈ ਕਿਸੇ ਦੀ ਜੇਬ 'ਚ ਹੱਥ ਪਾ ਸਕਦਾ ਉਹ ਜਿਹਨੂੰ ਰੱਬ ਯਾਦ ਹੈ ਜੀ ਉਹ ਦੱਸੋ ਭਲਾ ਉਹ ਕਿਸੇ ਦੀ ਵੱਟ ਵੱਟ ਸਕਦਾ ਹੈ ਜਿਹਨੂੰ ਰੱਬ ਯਾਦ ਹੈ ਪਰਾਏ ਗ੍ਰਹਿ ਜਾਏਗਾ ਕਦੀ ਉਹ ਬਗਾਨੇ ਘਰ ਜਾਏਗਾ ਕਦੇ ਕਦੀ ਵੀ ਨਹੀਂ ਉਹਦਾ ਵਿਹਾਰ ਤੇ ਆਪੇ ਹੀ ਸੱਚਾ ਹੋ ਜਾਣਾ ਜਿਹਨੂੰ ਨਿਰੰਕਾਰ ਯਾਦ ਹੈ ਜਿਹਦੇ ਮਨ ਵਿੱਚ ਰੱਬ ਅੰਦਰ ਵਸਿਆ ਹੋਇਆ ਜਿਹਦੇ ਜਿਹਦਾ ਮਨ ਰੱਬ ਨੂੰ ਯਾਦ ਕਰਦਾ ਹੈ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ ਜਿਹੜਾ ਰੱਬ ਨੂੰ ਨੇੜੇ ਸਮਝਦਾ ਹੈ ਬੁਰਾ ਕਿਉਂ ਕਰੇਗਾ ਗਲਤ ਕੰਮ ਕੌਣ ਕਰਦੇ ਨੇ ਜਿਹੜੇ ਰੱਬ ਨੂੰ ਦੂਰ ਜਾਣਦੇ ਆ ਰੱਬ ਨੂੰ ਹਾਜ਼ਰ ਜਾਣਨ ਵਾਲੇ ਕਦੇ ਗਲਤ ਕੰਮ ਕਰਦੇ ਹੀ ਨਹੀਂ ਇਹ ਵੀ ਸ਼ਬਦ ਪੜ੍ਹਦੇ ਆ ਵੇਖਿਓ ਬਿਲਕੁਲ ਕਲੀਅਰ ਗੁਰੂ ਜੀ ਦੇ ਬਚਨ ਨੇ ਵੀ ਜਿਹੜਾ ਪ੍ਰਮਾਤਮਾ ਨੂੰ ਨੇੜੇ ਸਮਝਦਾ ਹੈ ਉਹ ਗਲਤੀ ਕਰਦਾ ਹੀ ਸਾਰਾ ਸ਼ਬਦ ਹੀ ਸੁਣ ਲੈਨੇ ਆ ਸੌਖਾ ਹੀ ਅਰਥ ਕਰਨ ਦੀ ਲੋੜ ਹੀ ਨਹੀਂ ਆਪੇ ਹੀ ਸਮਝ ਆ ਜਾਏ ਨਿਕਟ ਬੁਝੇ ਸੋ ਬੁਰਾ ਕਿਉ ਕਰੇ ਬਿਖ ਸੰਚੈ ਨਿਤ ਡਰਤਾ ਫਿਰੇ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤ ਗੁਰ ਸਭ ਮੋਹੀ ਮਾਇਆ ਸੱਚਾ ਗਿਆਨ ਨਾ ਹੋਣ ਸੱਚਾ ਗਿਆਨ ਨਾ ਹੋਣ ਕਰਕੇ ਕਹਿੰਦੇ ਸਾਰੀ ਮਾਇਆ ਦੇ ਮੋਹ ਵਿੱਚ ਫਸ ਜਾਂਦੇ ਐ ਹੈ ਨੇੜੇ ਆ ਭੇਦ ਨਹੀਂ ਸਮਝ ਨਹੀਂ ਆਉਂਦੀ ਕਿਉਂਕਿ ਸਤਿਗੁਰੂ ਬਿਨਾ ਸਮਝ ਕਿਵੇਂ ਆਵੇ ਦਾ ਮੇਰਾ ਬੋਲਿਆ ਕਰੋ ਦਾ ਮੇਰਾ ਸਾਜਨ ਨਿਕਟ ਖਲੋਏ ਅੜਾ ਮੇਰਾ ਸਾਜਨ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਏ ਅੜਾ ਹਰ ਜਾਨੀ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰਿਯ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣਾ ਮੂੜਾ ਮੂਰਖ ਕਹਿੰਦੇ ਸਵਾਦ ਨਹੀਂ ਜਾਣਦਾ ਕਿਉਂ ਕਿਉਂਕਿ ਮਾਇਆ ਮਦ ਮਾਤਾ ਮਾਇਆ ਦੇ ਨਸ਼ੇ 'ਚ ਹੈ ਹੋਛੀ ਬਾਤਾਂ ਤਾਂ ਹੀ ਹੋਛੀਆਂ ਗੱਲਾਂ ਕਰਦਾ ਬੰਦਾ ਹੋਛੀਆਂ ਗੱਲਾਂ ਕਿਉਂ ਕਰਦਾ ਕਿਉਂਕਿ ਮਟੀਰੀਅਲ ਦਾ ਮਾਇਆ ਦਾ ਨਸ਼ਾ ਹੈ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਪਰਮ ਤੜਾ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਗੁਰੂ ਬਿਨਾ ਪਤਾ ਨਹੀਂ ਲੱਗਦਾ ਸਤਿਗੁਰੂ ਅਕਲ ਦੇ ਕੇ ਬੰਦੇ ਦਾ ਦਿਮਾਗ ਸੈੱਟ ਕਰਦੇ ਐ ਸਤਿਗੁਰੂ ਧਿਆਨ ਇਕਾਗਰ ਕਰ ਦੇਵੇ ਧਿਆਨ ਦੇ ਪਰਮਾਤਮਾ ਤੇਰੇ ਨੇੜੇ ਐ ਇੱਧਰ ਵੇਖ ਰੱਬ ਤੇਰੇ ਅੰਦਰ ਹੀ ਵਸਿਆ ਸੀ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸੱਜ ਹਰ ਸਾਜਨ ਸਭ ਕੈ ਨਿਕਟ ਖੜਾ ਰੱਬ ਤੇ ਬਹੁਤ ਨੇੜੇ ਸੀ ਹੈ ਨਿਕਟੈ ਨੇੜੇ ਹੀ ਹੈ ਕਹਿੰਦੇ ਪੜੋ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤ ਗੁਰੂ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੇ ਕਈ ਤੇ ਸਾਰੇ ਹੀ ਜਾਂਦੇ ਆ ਨੇੜੇ ਐ ਕਈ ਤੇ ਸਾਰੇ ਹੀ ਜਾਂਦੇ ਮਨ ਮੰਨਦਾ ਜੇ ਨੇੜੇ ਐ ਜੀ ਪਿਆਰਿਓ ਕਈ ਤੇ ਸਾਰੇ ਹੀ ਜਾਂਦੇ ਆ ਰੱਬ ਨੇੜੇ ਆ ਜੀ ਰੱਬ ਨੇੜੇ ਆ ਮਨ ਮੰਨਦਾ ਕਿਤੇ ਗੱਲ-ਗੱਲ ਤੇ ਝੂਠ ਬੋਲਦੇ ਆ ਪੈਰ-ਪੈਰ ਤੇ ਝੂਠ ਬੋਲਦੇ ਆ ਮਨ ਮੰਨੇ ਤੇ ਗੱਲ ਬਣ ਜਾਏ ਨੇੜੇ-ਨੇੜੇ ਕਹੀ ਜਾਂਦੇ ਨੇ ਸਾਰੇ ਫੇਰ ਬੜੇ ਨੇੜੇ ਨੇੜੇ ਸਭ ਕੋ ਕਹੇ ਗੁਰਮੁਖ ਪੇਦਾ ਵਿਰਲਾ ਕੋ ਲਹੇ ਨਿਕਟੋ ਨਾ ਦੇਖੇ ਪਰ ਗ੍ਰਹਿ ਜਾਏ ਆ ਗਲਤੀਆਂ ਕਰਦਾ ਜੇ ਰੱਬ ਨੂੰ ਨੇੜੇ ਨਹੀਂ ਸਮਝਦਾ ਫਿਰ ਆ ਆ ਕਰਤੂਤਾਂ ਕਰਦਾ ਜੇ ਨਹੀਂ ਨੇੜੇ ਸਮਝਦਾ ਤਾਂ ਹੀ ਪਰਗ ਰਹਿ ਜਾਂਦਾ ਆਪਣੀ ਘਰ ਵਾਲੀ ਨੂੰ ਛੱਡ ਕੇ ਜਾਂ ਘਰ ਵਾਲੀ ਘਰ ਵਾਲੀ ਆਪਣੇ ਘਰ ਵਾਲੇ ਨੂੰ ਛੱਡ ਕੇ ਕਹਿੰਦੇ ਦੂਜੇ ਕੋਲ ਕਿਉਂ ਜਾਊ ਜਾਂ ਦੂਜੀ ਕੋਲ ਕਿਉਂ ਜਾਊ ਨੇੜੇ ਨਹੀਂ ਸਮਝਦਾ ਇੱਥੇ ਕਿਹੜਾ ਘਰ ਵਾਲੀ ਵੇਖਦੀ ਪਰ ਜੇ ਬੰਦਾ ਇਹ ਮੰਨੇ ਵੀ ਮੇਰਾ ਰੱਬ ਵੇਖਦਾ ਫਿਰ ਜਾਏਗਾ ਕਿਉਂ ਜਾਂਦਾ ਹੈ ਆ ਉਦੋਂ ਬਾਅਦ ਆ ਨੁਕਸਾਨ ਹੁੰਦਾ ਬੰਦਾ ਐਦਾਂ ਵਿਗੜ ਜਾਂਦਾ ਆ ਸਾਰਾ ਕੁਝ ਤਾਂ ਹੁੰਦਾ ਰੱਬ ਨੂੰ ਨੇੜੇ ਨਹੀਂ ਜਾਣਦਾ ਇੱਕ ਗੱਲ ਦਿਮਾਗ 'ਚ ਆ ਜੇ ਬਾਕੀ ਤੇ ਸਾਰਾ ਕੁਝ ਆਪੇ ਹੀ ਸਮਝ 'ਚ ਆ ਜਾਂਦਾ ਇੱਕ ਵਾਰੀ ਪਤਾ ਲੱਗ ਜੇ ਪ੍ਰਮਾਤਮਾ ਮੇਰੇ ਨੇੜੇ ਹੈ ਬਾਕੀ ਤੇ ਆਪੇ ਹੀ ਪਤਾ ਲੱਗ ਜਾਂਦਾ ਜੀ ਕੱਲੀ ਕੱਲੀ ਗੱਲ ਸਮਝਾਉਣੀ ਨਹੀਂ ਪੈਣੀ ਪਰ ਗ੍ਰਹਿ ਜਾਂਦਾ ਕਹਿੰਦੇ ਪੜਿਓ ਫਿਰ ਨਿਕਟੂ ਨਾ ਦੇਖੇ ਪਰ ਗ੍ਰਹਿ ਜਾਏ ਦਰਬੂ ਹਿਰੇ ਮਿਥਿਆ ਕਰ ਖਾਏ ਪ੍ਰਾਈ ਮਾਇਆ ਕਹੀ ਜਾਂਦਾ ਮਾੜੀ ਹੈ ਜੀ ਗਲਤ ਹੈ ਜੀ ਪਰ ਖਾਈ ਫਿਰ ਵੀ ਜਾਂਦਾ ਕਹਿੰਦੇ ਰੱਬ ਨੂੰ ਨੇੜੇ ਨਹੀਂ ਜਾਣਦਾ ਇਸੇ ਕਰਕੇ ਪਰਾਇਆ ਹੱਕ ਖਾਂਦਾ ਹੈ ਹਾਂਜੀ ਪਈ ਠਗਾਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਪੁਲਾਨਿਆ ਐਸਾ ਮਾਇਆ ਦਾ ਪ੍ਰਭਾਵ ਪਿਆ ਰੱਬ ਨੂੰ ਨੇੜੇ ਨਹੀਂ ਸਮਝਿਆ ਤੇ ਭਟਕਦਾ ਤੁਰਿਆ ਫਿਰਦਾ ਗੁਰੂ ਬਿਨਾ ਅਕਲ ਨਹੀਂ ਆਉਂਦੀ ਸੋਝੀ ਨਹੀਂ ਪੈਂਦੀ ਸੁਣਨਾ ਨਹੀਂ ਚਾਹੁੰਦਾ ਸਮਝਣਾ ਨਹੀਂ ਚਾਹੁੰਦਾ ਜੇ ਸਤਸੰਗ ਦੇ ਵਿੱਚ ਵੀ ਜਾਂਦੇ ਆ ਉੱਥੇ ਵੀ ਲੰਗਰਾਂ ਦੀਆਂ ਦਾਲਾਂ ਹੀ ਟੇਸਟ ਕਰਕੇ ਮੁੜ ਆਉਂਦੇ ਆ ਜੇ ਕਲਾਸ ਲਾਈਏ ਜੇ ਇੱਕ ਇੱਕ ਗੱਲ ਸੁਣੀਏ ਸਮਝੀਏ ਤੇ ਜ਼ਿੰਦਗੀ ਬਦਲ ਜਾਏ ਹੋਰ ਕੀ ਕੀ ਨੁਕਸਾਨ ਹੁੰਦੇ ਨੇ ਨੇੜੇ ਨਾ ਸਮਝਣ ਕਰਕੇ ਹਾਂਜੀ ਨਿਕਟ ਨਾ ਜਾਣੇ ਬੋਲੇ ਕੂੜ ਮਾਇਆ ਮੋਹ ਮੁਠਾ ਹੈ ਮੂੜ ਝੂਠ ਵੀ ਤਾਂ ਹੀ ਬੋਲਦਾ ਕਹਿੰਦੇ ਕਹਿੰਦੇ ਝੂਠ ਵੀ ਤਾਂ ਹੀ ਬੋਲਦਾ ਰੱਬ ਨੂੰ ਨੇੜੇ ਨਹੀਂ ਜਾਣਦਾ ਪਰਮਾਤਮਾ ਨੂੰ ਹਰ ਵੇਲੇ ਹਾਜ਼ਰ ਸਮਝੇ ਨੇੜੇ ਸਮਝੇ ਝੂਠ ਕਿਉਂ ਬੋਲੇਗਾ ਪਰ ਠੱਗਿਆ ਗਿਆ ਕਹਿੰਦੇ ਮਾਇਆ ਨੇ ਠੱਗ ਲਿਆ ਇਹਨੂੰ ਦਿਮਾਗ ਕੰਮ ਹੀ ਨਹੀਂ ਕਰਦਾ ਡੈੱਡ ਹੋਇਆ ਪਿਆ ਪਤਾ ਹੀ ਨਹੀਂ ਲੱਗਦਾ ਕੀ ਕਰੀਏ ਹਾਂਜੀ ਅੰਤਰ ਵਸਤੂ ਦੇ ਸੰਤਰ ਜਾਏ ਬਾਜ ਗੁਰੂ ਹੈ ਪਰਮੋ ਖੁਲਾਏ ਵਸਦਾ ਅੰਦਰ ਹੈ ਲੱਭਦਾ ਬਾਹਰ ਫਿਰਦਾ ਹੈ ਦੇ ਸੰਤਰ ਜਾਏ ਦਸਾਂ ਦਿਸ਼ਾਵਾਂ ਵੱਲ ਤੁਰਿਆ ਫਿਰਦਾ ਇੱਧਰ ਨੂੰ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਹੈ ਰੱਬ ਅੰਦਰ ਪਤਾ ਲੱਗਦਾ ਨਹੀਂ ਹਾਂਜੀ ਜਿਸ ਮਸਤਕ ਕਰਾਮਾ ਸਾਧੂ ਗੁਰ ਸੇਵੇ ਖੁੱਲੇ ਕਪਾ ਜਿਹਦੇ ਮੱਥੇ ਤੇ ਲਿਖਿਆ ਹੋਵੇ ਕਹਿੰਦੇ ਸੋਹਣੀ ਕਿਸਮਤ ਸੋਹਣੇ ਕਰਮ ਲਿਖੇ ਆ ਜਿਹਦੀ ਮੱਥੇ ਤੇ ਪਰਾ ਲੱਭਦ ਵਧੀਆ ਜਿਹਦੀ ਉਹ ਕਹਿੰਦੇ ਉਹਦੇ ਕਪਾਟ ਖੁੱਲ ਜਾਂਦੇ ਆ ਇਹਨੂੰ ਆਪਾਂ ਗੱਲ ਨੂੰ ਅੱਗੇ ਖੋਲਾਂਗੇ ਥੋੜਾ ਜਿਹਾ ਇੱਥੇ ਰੁਕ ਜਾਂਦੇ ਆ ਅਗਲੀ ਪੰਕਤੀ ਲਾਸਟ ਅੰਤਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਏ ਬਸ ਇਸ ਗੱਲ ਦੀ ਸਮਝ ਪੈ ਜਾਏ ਕਿ ਪ੍ਰਮਾਤਮਾ ਸਾਡੇ ਅੰਦਰ ਬਾਹਰ ਹਰ ਪਾਸੇ ਉਹੀ ਹੈ ਕੋਈ ਇੱਥੇ ਆਉਂਦਾ ਜਾਂਦਾ ਨਹੀਂ ਇੱਕ ਨਾਲ ਕਨੈਕਸ਼ਨ ਬਣ ਜਾਏ ਗੁਰ ਹੈ ਦਿਖਾਇਓ ਲੋਏ ਨਾ ਇਤਹਿ ਉਤਹਿ ਕਟ ਕਟ ਕਟ ਕਟ ਤੂੰ ਹੀ ਤੂੰ ਹੀ ਮੋਹਿ ਹਰ ਪਾਸੇ ਤੂੰ ਹੀ ਤੂੰ ਨਜ਼ਰ ਆਉਣ ਲੱਗ ਜਾਵੇ ਚਲੋ ਹੁਣ ਇੱਕ ਜਿਹੜੀ ਆਪਾਂ ਵਿੱਚ ਸ਼ਬਦ ਪੜਿਆ ਹੈ ਨਾ ਜਿਹੜਾ ਵੀ ਜਿੱਥੇ ਮੱਥੇ ਉੱਤੇ ਭਾਗ ਲਿਖੇ ਹੁੰਦੇ ਐ ਸੋਹਣੀ ਕਿਸਮਤ ਲਿਖੀ ਹੁੰਦੀ ਐ ਇੱਥੇ ਫਿਰ ਜਦੋਂ ਗੱਲ ਆਉਣੀ ਐ ਫਿਰ ਬਹੁਤੇ ਬੰਦੇ ਨਾ ਸਾਡੇ ਚ ਇਦਾਂ ਸੋਚਦੇ ਐ ਜਦੋਂ ਆ ਗੱਲ ਸਾਰਾ ਸੁਣ ਕੇ ਵੀ ਚਲੋ ਜੀ ਫਿਰ ਇਹਦਾ ਮਤਲਬ ਇਹ ਹੋਇਆ ਵੀ ਜਿਹਦੇ ਭਾਗਾਂ 'ਚ ਲਿਖਿਆ ਹੋਏਗਾ ਉਹਨੂੰ ਮਿਲ ਜਾਂਦਾ ਜਿਹਦੇ ਨਹੀਂ ਲਿਖਿਆ ਫਿਰ ਉਹ ਵਿਚਾਰਾ ਕੀ ਕਰੇ ਵੀ ਗੱਲ ਤੇ ਕਿਸਮਤ ਦੀ ਆ ਗਈ ਫਿਰ ਇੱਥੇ ਤੇ ਸਾਡੇ ਕਿਸਮਤ 'ਚ ਹੈ ਨਹੀਂ ਸੀ ਭਾਈ ਕਿਸੇ ਦੀ ਕਿਸਮਤ 'ਚ ਲਿਖਿਆ ਸੀ ਬਸ ਸਾਡੇ ਭਾਗਾਂ 'ਚ ਹੈ ਨਹੀਂ ਸੀ ਜਿਹਦੇ ਭਾਗਾਂ 'ਚ ਹੀ ਨਹੀਂ ਉਹਨੂੰ ਇਹ ਦਾਤ ਕਿਵੇਂ ਮਿਲ ਜੂ ਜਿਹਦੇ ਭਾਗਾਂ 'ਚ ਹੋਏਗਾ ਉਹਨੂੰ ਮਿਲ ਜਾਏਗਾ ਬਸ ਜਦੋਂ ਆ ਗੱਲ ਆਉਣੀ ਹੈ ਨਾਲ ਦੀ ਨਾਲ ਦਿਮਾਗ 'ਚ ਆ ਜਾਂਦਾ ਵੀ ਚੱਲ ਸਾਡੇ ਭਾਗਾਂ 'ਚ ਨਹੀਂ ਪਾਈ ਫਲਾਣੇ ਦੇ ਭਾਗਾਂ 'ਚ ਸੀ ਅਗਲੇ ਨੂੰ ਮਿਲ ਗਿਆ ਫਲਾਣੇ ਦੇ ਭਾਗਾਂ 'ਚ ਸੀ ਸੁਧਰ ਗਿਆ ਸਾਡੇ ਭਾਗ ਹੀ ਮਾੜੇ ਐ ਫਿਰ ਤੇ ਮਤਲਬ ਇਹ ਹੋਇਆ ਵੀ ਜਿੰਨੇ ਭਾਗ ਲਿਖੇ ਆ ਕਸੂਰ ਹੀ ਉਹਦਾ ਜੇ ਰੱਬ ਸਾਨੂੰ ਨਹੀਂ ਮਿਲਿਆ ਤਾਂ ਮਤਲਬ ਸਾਡਾ ਕੀ ਕਸੂਰ ਹੈ ਫਿਰ ਲਿਖਣ ਵਾਲੇ ਦਾ ਕਸੂਰ ਹੈ ਜਿਨੇ ਲਿਖੀ ਇਦਾਂ ਦੇ ਪਰ ਲਿਖਦਾ ਕੌਣ ਹੈ ਜੀ ਕਿਸਮਤ ਕੌਣ ਲਿਖਦਾ ਰੱਬ ਲਿਖਦਾ ਕਿ ਆਪਾਂ ਆਪ ਲਿਖਦੇ ਆ ਆਪ ਲਿਖਦੇ ਆਪ ਲਿਖਦੇ ਆ ਕਿਸਮਤ ਆਪਣੀ ਆਪਣੇ ਭਾਗ ਇਧਰ ਧਿਆਨ ਦਿਓ ਆਪਣੇ ਭਾਗ ਅਸੀਂ ਆਪ ਲਿਖਦੇ ਆ ਕਰ ਕਰ ਕਰਨਾ ਲਿਖ ਲੈ ਜਾਹੋ ਜਿੱਦਾਂ ਦੇ ਕਰੋਗੇ ਉਦਾਂ ਦਾ ਲਿਖ ਲਓਗੇ ਜਿੱਦਾਂ ਦੇ ਬੰਦਾ ਕਰਮ ਕਰਦਾ ਹੈ ਉਦਾਂ ਦੇ ਭਾਗ ਲਿਖ ਲੈਂਦਾ ਕਰਮਾਂ ਮੁਤਾਬਕ ਉਹਦੇ ਭਾਗ ਲਿਖੇ ਜਾਂਦੇ ਐ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਵੇ ਬੰਦਾ ਆਪਣੀ ਕਿਸਮਤ ਆਪ ਲਿਖਦਾ ਹੈ ਦਿਨ ਰਾਤ ਕਮਾਏ ਅੜੋ ਸੋ ਆਇਓ ਮਤ ਹੈ ਜਿੱਦਾਂ ਤੇ ਬੰਦਾ ਦਿਨ ਰਾਤ ਕੰਮ ਕਰਦਾ ਹੈ ਉਦਾਂ ਦੇ ਉਹਦੇ ਮੱਥੇ ਦੇ ਭਾਗ ਲਿਖੇ ਜਾਂਦੇ ਆ ਜਿੱਦਾਂ ਦੇ ਕੰਮ ਕਰਾਂਗੇ ਉਦਾਂ ਦੇ ਭਾਗ ਲਿਖੇ ਜਾਣਗੇ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਵੀ ਪੜ੍ਹਦੇ ਆ ਲੋ ਪੜੋ ਫਰੀਦਾ ਜੇ ਤੂੰ ਅਕਲ ਲਤੀਫ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਿਰਵਾਨ ਮੈਂ ਸਿਰ ਨਹੀਂ ਵਾਂ ਕਰ ਦੇਖ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਅੱਧ ਚ ਰਸਤਾ ਬੰਦ ਕਰ ਲਓ ਇੱਥੇ ਹੀ ਬਾ ਦਿਆ ਕਰੋ ਜਿਹੜੇ ਆਉਣ ਪਹਿਰੇਦਾਰ ਵੀਰ ਅੱਧ ਚ ਬਹਿ ਜਾਓ ਆਪ ਵੀ ਚੌਂਕੜੇ ਲਾ ਲਿਓ ਪਹਿਰੇਦਾਰ ਉੱਥੇ ਹੀ ਬੈਠਿਓ ਆਪ ਵੀ ਸਾਰੇ ਉੱਥੇ ਹੀ ਬਹਿ ਜਿਓ ਹੁਣ ਸਾਰੇ ਆ ਹੀ ਗਏ ਆ ਸਾਰੀ ਸੰਗਤ ਨੇ ਮੱਥਾ ਟੇਕ ਲਿਆ ਹੁਣ ਆਪਾਂ ਧਿਆਨ ਨਾਲ ਥੋੜਾ ਚਿਰ ਸੁਣੀਏ ਸਮਝੀਏ ਸਾਰਿਆਂ ਨੂੰ ਬੇਨਤੀ ਹੈ ਜੀ ਕਿਰਪਾ ਕਰਕੇ ਟਕਾ ਬਣਾਓ ਪਹਿਰੇਦਾਰ ਵੀਰ ਤਕੜੇ ਹੋ ਕੇ ਬੈਠਿਓ ਜਿਹੜਾ ਵੀ ਕੋਈ ਆਵੇ ਉੱਥੇ ਹੀ ਭਾਈ ਜਾਇਓ ਬੇਨਤੀ ਕਰਕੇ ਬੜੀ ਵੱਡੀ ਗਿਣਤੀ ਵਿੱਚ ਭਾਵੇਂ ਤੁਹਾਡੇ ਏਰੀਏ ਦੇ ਵਿੱਚ ਅਜੇ ਵੀ ਵਢਾਈ ਚੱਲਦੀ ਕਈ ਜਗ੍ਹਾ ਕਈ ਜਗ੍ਹਾ ਕੰਬਾਈਨਾਂ ਲੱਗੀਆਂ ਨੇ ਕਈ ਜਗ੍ਹਾ ਤੂੜੀ ਬਣਾਉਣ ਵਾਲੇ ਰੀਪਰ ਲੱਗੇ ਹੋਏ ਆ ਜਗ੍ਹਾ ਜਗ੍ਹਾ ਸਾਡੇ ਵਾਲੇ ਪਾਸੇ ਤੇ ਕੰਮ ਖਤਮ ਹੋ ਗਿਆ ਤੁਹਾਡੇ ਏਰੀਏ ਵਿੱਚ ਵੈਸੇ ਵੀ 15 ਕ ਦਿਨ ਲੇਟ ਹੁੰਦੀ ਹੈ ਫਸਲ ਤੇ ਦਿਨੇ ਕਈ ਸਾਰਾ ਦਿਨ ਤੁਹਾਡੇ ਚੇਦਾਂ ਦੇ ਮੇਰੇ ਵੀਰ ਹੋਣਗੇ ਜਿਹੜੇ ਸਾਰਾ ਦਿਨ ਟਰੈਕਟਰ ਤੇ ਕੋਈ ਰੀਪਰ ਮਗਰ ਫਿਰਦਾ ਰਿਹਾ ਕੋਈ ਕੰਬਾਈਨ ਮਗਰ ਫਿਰਦਾ ਰਿਹਾ ਕੋਈ ਮੰਡੀਆਂ ਵਿੱਚ ਬੈਠਾ ਹੈ ਸਾਰਾ ਸਾਰਾ ਦਿਨ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਕੰਮ ਕੀਤਾ ਹੈ ਤੇ ਹੁਣ ਕੰਮ ਕਰਦਿਆਂ ਰਾਤ ਨੂੰ ਆਪਾਂ ਸਤਸੰਗ ਕਰ ਰਹੇ ਹਾਂ ਸੋ ਬਹੁਤ ਆਪਾਂ ਸਾਰੇ ਗੁਰੂ ਸਾਹਿਬ ਦੀ ਮਿਹਰ ਨਾਲ ਭਾਗ ਲਿਖ ਰਹੇ ਹਾਂ ਸਮੇਂ ਤੋਂ ਸਮਾਂ ਕੱਢਣਾ ਮਿਹਨਤ ਕਰਨੀ ਇਹਨੂੰ ਕਰਮ ਕਹਿੰਦੇ ਆ ਜਿਹੜਾ ਫਿਜ਼ੀਕਲੀ ਆਪਾਂ ਅੱਜ ਕਰ ਰਹੇ ਆ ਜਦੋਂ ਆਪਾਂ ਫਿਜ਼ੀਕਲੀ ਇੱਥੇ ਬੈਠੇ ਆ ਸਰੀਰ ਕਰਕੇ ਜੋ ਕਰਦੇ ਆ ਇਹ ਕਰਮ ਹੈ ਆ ਕਰ ਰਹੇ ਆ ਅਸੀਂ ਇਹਨੂੰ ਕਹਿੰਦੇ ਨੇ ਕਰਮ ਕਰਨਾ ਜਿੱਦਾਂ ਦੇ ਅਸੀਂ ਦਿਨ ਰਾਤ ਕੰਮ ਕਰਦੇ ਆ ਦਿਨ ਰਾਤ ਕਮਾਏ ਅੜੋ ਜਿੱਦਾਂ ਦੇ ਦਿਨ ਰਾਤ ਕੰਮ ਕਰਾਂਗੇ ਉਦਾਂ ਦੇ ਮੱਥੇ ਤੇ ਭਾਗ ਲਿਖ ਲਿਖੇ ਜਾਣਗੇ ਸੋ ਆਇਓ ਮੱਥੇ ਉਦਾਂ ਦੇ ਭਾਗ ਬਣ ਜਾਣਗੇ ਕਰ ਕਰ ਕਰਨਾ ਜਿੱਦਾਂ ਦੇ ਕੰਮ ਕਰਦੇ ਆ ਲਿਖ ਲੈ ਜਾਹੋ ਲਿਖ ਲੈ ਜਿੱਦਾਂ ਦੇ ਕਰੇਗਾ ਉਦਾਂ ਦੇ ਲਿਖ ਲੇਗਾ ਜਿੱਦਾਂ ਦੇ ਕੰਮ ਕਰਨੇ ਨੇ ਉਦਾਂ ਦੇ ਭਾਗ ਲਿਖੇ ਜਾਂਦੇ ਆ ਜਿਹੜਾ ਸੰਗਤ ਵਿੱਚ ਆਰਾਮ ਨਾਲ ਆਏਗਾ ਬੈਠਦਾ ਹੈ ਸੁਣਦਾ ਹੈ ਸਮਝਦਾ ਹੈ ਹੌਲੀ ਹੌਲੀ ਚੰਗੇ ਭਾਗ ਲਿਖੇ ਜਾਂਦੇ ਆ ਭਾਗ ਕੀ ਹੈ ਜੀ ਪਲਾਨ ਬਹੁਤ ਵਾਰ ਇਹ ਦੀਵਾਨ 'ਚ ਬੇਨਤੀ ਕਰੀਦੀ ਹੈ ਪਲਾਨ ਜਿਵੇਂ ਸੰਗਤ ਵਿੱਚ ਆਏ ਇੱਥੇ ਆਏ ਗੁਰਬਾਣੀ ਦਾ ਗਿਆਨ ਸੁਣਿਆ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕੀਤਾ ਧੂੜੀ ਵਿੱਚ ਇਸ਼ਨਾਨ ਕੀ ਹੈ ਹਰ ਅੰਮ੍ਰਿਤ ਬਾਣੀ ਗਾਵੇ ਸਾਧਾਂ ਕੀ ਧੂੜੀ ਨਾਵੇ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਦਾ ਮਤਲਬ ਹੈ ਐਦਾਂ ਰਲ ਮਿਲ ਕੇ ਜਦੋਂ ਬਾਣੀ ਗਾਈ ਤੇ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਪਹਿਰੇਦਾਰਾਂ ਨੂੰ ਬੇਨਤੀ ਸਿੰਘੋ ਕੈਮ ਜੇ ਹੋ ਕੇ ਬਹਿ ਜਾਓ ਭਾਈ ਪਹਿਰੇਦਾਰ ਵੀਰ 5-7 ਲਾਈਨ ਬਣਾ ਲਓ ਜਿਹੜੀ ਵੀ ਕੋਈ ਭੈਣ ਵੀ ਆਵੇ ਉੱਥੇ ਹੀ ਬਾਇਆ ਕਰੋ ਉੱਠ ਕੇ ਤੁਸੀਂ ਇੱਕ ਦੋ ਪਹਿਰੇਦਾਰ ਵੀਰ ਉੱਥੇ ਬਹਿ ਜਾਓ ਜਾ ਉੱਥੇ ਕਿਰਪਾ ਕਰਕੇ ਹੁਣ ਆਪਾਂ ਬਹੁਤਾ ਟਾਈਮ ਨਾ ਲਾਈਏ ਸਾਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਜੀ ਇਕਾਗਰਤਾ ਬਣਾ ਕੇ ਰੱਖੀਏ ਥੋੜਾ ਚਿਰ ਧਿਆਨ ਟਿਕਾ ਕੇ ਰੱਖੋ ਵੇਖੋ ਧਿਆਨ ਨਾਲ ਸੁਣਿਓ ਜਿਵੇਂ ਹੁਣ ਅੱਜ ਆਪਾਂ ਇੱਥੇ ਆਏ ਆ ਅੱਜ ਅਸੀਂ ਇਹ ਕਰ ਰਹੇ ਆ ਕਰਮ ਆ ਸਾਡਾ ਕਰਮ ਹੈ ਕਰ ਕਰ ਕਰਨਾ ਆ ਕਰਨਾ ਸਾਡਾ ਆ ਕੀਤਾ ਆਪਾਂ ਜਾਏ ਆ ਇੱਥੇ ਹੁਣ ਸੁਣੋ ਇੱਥੇ ਬੈਠਿਆਂ ਬੈਠਿਆਂ ਨਾ ਇਦਾਂ ਆ ਗਿਆ ਦਿਮਾਗ 'ਚ ਵੀ ਯਾਰ ਕੱਲ ਨੂੰ ਨਾ ਜਿਵੇਂ ਮਰਜ਼ੀ ਕਰੀਏ ਕੱਲ ਨੂੰ ਵੀ ਆਵਾਂਗੇ ਇੱਥੇ ਆ ਗਿਆ ਬੈਠਿਆਂ ਬੈਠਿਆਂ ਹੀ ਆ ਗਿਆ ਦਿਮਾਗ 'ਚ ਅੱਜ ਵਾਲੇ ਕਰਮ ਨੇ ਜਿਹੜਾ ਅੱਜ ਆਪਾਂ ਆਏ ਸੀ ਇੱਥੇ ਬੈਠੇ ਸੀ ਅੱਜ ਵਾਲੇ ਕਰਮ ਨੇ ਕੱਲ ਵਾਸਤੇ ਭਾਗ ਬਣਾ ਦਿੱਤਾ ਖੁ ਸਤਨਾਮ ਸ੍ਰੀ ਵਾਹਿਗੁਰੂ ਪਲਾਨ ਬਣ ਗਿਆ ਨਾ ਮਾਈਂਡ ਵਿੱਚ ਸਾਡੇ ਦਿਮਾਗ 'ਚ ਹੀ ਪਲਾਨ ਬਣ ਗਿਆ ਵੀ ਯਾਰ ਕੱਲ ਨੂੰ ਫੇਰ ਆਵਾਂਗੇ ਲੋ ਭਾਗ ਬਣ ਗਿਆ ਕੱਲ ਨੂੰ ਆਪਾਂ ਦੀਵਾਨ ਸੁਣਨ ਫੇਰ ਆ ਗਏ ਫਿਰੋਜ਼ਪੁਰ ਦੀਵਾਨ ਲੱਗੇ ਆਪਾਂ ਕੱਲ ਹੀ ਪਲਾਨ ਬਣਾ ਲਿਆ ਵੀ ਜੇ ਹੁਣ ਫਿਰੋਜ਼ਪੁਰ ਦੀਵਾਨ ਲੱਗਣਗੇ ਆਪਾਂ ਜ਼ਰੂਰ ਚੱਲਾਂਗੇ ਲੈ ਉੱਥੇ ਹੀ ਭਾਗ ਬਣ ਗਿਆ ਇਹਨੂੰ ਕਹਿੰਦੇ ਨੇ ਪਲਾਨ ਤੇ ਸੰਗਤ ਵਿੱਚ ਆ ਕੇ ਐਦਾਂ ਰਲ ਮਿਲ ਕੇ ਜਦੋਂ ਬਾਣੀ ਗਾਉਂਦੇ ਆ ਸਾਧਾਂ ਦੀ ਧੂੜੀ ਵਿੱਚ ਨਹਾ ਕੇ ਗੁਰਬਾਣੀ ਨੂੰ ਵਿਚਾਰ ਕੇ ਫਿਰ ਸਾਡੇ ਪਲਾਨ ਬਦਲ ਜਾਂਦੇ ਆ ਤੇ ਜੇ ਕਿਤੇ ਅੱਜ ਆਪਾਂ ਸੰਗਤ ਵਿੱਚ ਨਾ ਬੈਠੇ ਹੁੰਦੇ ਮੰਨ ਲਓ ਅੱਜ ਵਾਲੀ ਰਾਤ ਅੱਜ ਵਾਲੇ ਦਿਨ ਵੀ ਸ਼ੁੱਕਰਵਾਰ ਹੈ ਅੱਜ 28 ਤਰੀਕ ਹੈ ਅੱਜ ਵਾਲੇ ਦਿਨ ਆਪਾਂ ਕਿਤੇ ਯਾਰਾਂ ਬੇਲੀਆਂ ਦੇ ਵਿੱਚ ਬਹਿ ਕੇ ਪੀਂਦੇ ਹੁੰਦੇ ਨਾਲੇ ਪੀ ਰਿਆ ਖਾ ਰਿਆ ਤੇ ਉੱਥੇ ਬੈਠਾ ਬੈਠਾ ਪਤਾ ਕੀ ਸੋਚਦਾ ਹੈ ਵੀ ਯਾਰ ਆਪਾਂ ਹਫ਼ਤੇ ਕੇ ਬਾਅਦ ਤੇ ਟਾਈਮ ਕੱਢਿਆ ਕਰੀਏ ਆਪਾਂ ਅਗਲੇ ਸ਼ੁੱਕਰਵਾਰ ਫੇਰ ਬੈਠਾਂਗੇ ਅੱਜ ਵਾਲੇ ਕਰਮ ਨੇ ਮਾੜਾ ਭਾਗ ਬਣਾਤਾ ਮਾੜੇ ਕਰਮ ਨੇ ਮਾੜਾ ਭਾਗ ਤੇ ਚੰਗੇ ਕਰਮ ਨੇ ਚੰਗਾ ਭਾਗ ਐਦਾਂ ਹੀ ਚੰਗੇ ਕਰਮਾਂ ਤੋਂ ਚੰਗੇ ਭਾਗ ਚੰਗੇ ਭਾਗਾਂ ਤੋਂ ਚੰਗੇ ਕਰਮ ਐਦਾਂ ਹੀ ਬਣੀ ਜਾਂਦੇ ਚੰਗੇ ਕਰਮ ਚੰਗੇ ਭਾਗ ਚੰਗੇ ਭਾਗ ਚੰਗੇ ਕਰਮ ਐਦਾਂ ਹੀ ਚੱਲੀ ਜਾਂਦਾ ਬਸ ਜਿਹੜਾ ਸਿੱਧੇ ਪਾਸੇ ਪੈ ਗਿਆ ਐਦਾਂ ਹੀ ਉਹਦੇ ਚੰਗੇ ਕਰਮਾਂ ਤੋਂ ਚੰਗੇ ਭਾਗ ਬਣੀ ਜਾਣੇ ਨੇ ਇੱਕ ਤੋਂ ਇੱਕ ਇੱਕ ਤੋਂ ਇੱਕ ਇੱਕ ਤੋਂ ਇੱਕ ਤੇ ਕਈ ਬੰਦੇ ਮਾੜੇ ਪਾਸੇ ਜਦੋਂ ਪੈ ਗਏ ਬਸ ਫਿਰ ਇੱਕ ਮਾੜਾ ਕਰਮ ਮਾੜਾ ਭਾਗ ਫਿਰ ਮਾੜਾ ਕਰਮ ਮਾੜਾ ਭਾਗ ਆਪ ਹੀ ਲਿਖੀ ਜਾਂਦੇ ਐ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਐ ਕਿ ਭਾਈ ਮਾੜੇ ਲੇਖ ਨਾ ਲਿਖਿਆ ਕਰ ਇਹ ਲਿਖਣੇ ਛੱਡਦੇ ਲੇਖ ਮਾੜੇ ਕੌਣ ਲਿਖਦਾ ਰੱਬ ਨੂੰ ਨਹੀਂ ਗਿਆ ਇੱਥੇ ਫੇਰ ਸੁਣੋ ਫਰੀਦਾ ਜੇ ਤੂੰ ਅਕਲ ਲਤੀਫ ਜੇ ਬੜਾ ਸਿਆਣਾ ਹੈ ਨਾ ਤੂੰ ਤੇ ਕਾਲੇ ਲਿਖ ਨਾਲੇ ਤੇਰੀ ਸਿਆਣਪ ਦਾ ਤਾਂ ਹੀ ਪਤਾ ਬੰਦੇ ਕਈ ਕਹਿਣਗੇ ਬੰਦਾ ਬਹੁਤ ਸਿਆਣਾ ਹੈ ਤੇ ਕਰਮ ਮਾੜੇ ਛੱਡੇ ਤਾਂ ਪਤਾ ਲੱਗੇ ਵੀ ਸਿਆਣਾ ਹੈ ਗੱਲਾਂ ਦੇ ਸਿਆਣੀਆਂ ਬਹੁਤ ਸੋਹਣੀਆਂ ਕਰ ਲੈਂਦੇ ਨੇ ਸਾਰੇ ਹੀ ਸਿਆਣੀਆਂ ਗੱਲਾਂ ਕਰਦੇ ਨੇ ਪਰ ਕਾਰ ਮਾੜੇ ਕੰਮ ਕਰਨੇ ਤੇ ਛੱਡ ਹੁਣ ਮੰਨ ਲਓ ਵੇਖੋ ਆਪਾਂ ਕਿੰਨੀ ਵਾਰੀ ਅੱਗੇ ਵੀ ਕਿਹਾ ਵੀ ਜਿਵੇਂ ਹੁਣ ਤੁਹਾਡਾ ਜਿਹੜਾ ਪਿੰਡ ਹੈ ਰੁਕਨਾ ਬੇਗੂ ਪਿੰਡ ਤੁਹਾਡਾ ਇੱਥੇ ਤੇ ਜਿਹੜੇ ਹੋਰ ਕਿੰਨੇ ਪਿੰਡਾਂ ਵਿੱਚੋਂ ਆਪਾਂ ਮੇਰੇ ਵੀਰ ਕਿੰਨੇ ਆਏ ਐ ਤੇ ਤੁਸੀਂ ਇਦਾਂ ਕਰਿਓ ਸਿੰਘੋ ਨੌਜਵਾਨੋ ਆਪੋ ਆਪਣੇ ਪਿੰਡਾਂ ਦੇ ਵਿੱਚ ਇੱਕ ਪੈਨ ਕਾਪੀ ਲੈ ਲਿਓ ਤੇ ਪੈਨ ਕਾਪੀ ਲੈ ਕੇ ਕੱਲੇ-ਕੱਲੇ ਘਰ ਜਾਇਓ ਤੁਸੀਂ ਆਪੋ ਆਪਣੇ ਪਿੰਡਾਂ 'ਚ 20 ਨੌਜਵਾਨ ਇਕੱਠੇ ਹੋ ਜਿਓ ਲੈ ਵੀ ਆਪਾਂ ਕੱਲੇ-ਕੱਲੇ ਪਿੰਡ ਚੱਲੀਏ ਕੱਲੇ-ਕੱਲੇ ਘਰ ਜਾਵਾਂਗੇ ਕੱਲੇ ਕੱਲੇ ਘਰ ਜਾ ਕੇ ਨਾ ਐਦਾਂ ਲਾਈਨ ਵਾਈਜ਼ ਲਿਖ ਲਿਓ ਪਹਿਲੇ ਨੰਬਰ ਤੇ ਲਿਖਿਓ ਭਰੂਣ ਹੱਤਿਆ ਪਾਪ ਹੈ ਭਰੂਣ ਹੱਤਿਆ ਤੁਸੀਂ ਕਿਸੇ ਇੱਕ ਇੱਕ ਨੂੰ ਪੁੱਛਿਓ ਦੱਸਿਓ ਜੀ ਭਰੂਣ ਹੱਤਿਆ ਮਾੜੀ ਹੈ ਕਿ ਚੰਗੀ ਹੈ ਤੇ ਨਾਲ ਦੀ ਨਾਲ ਲੋਕੀ ਕੀ ਕਹਿਣਗੇ ਵੀ ਭਰੂਣ ਹੱਤਿਆ ਮਾੜੀ ਹੈ ਪਾਪ ਹੈ ਜੀ ਉਸ ਤੋਂ ਬਾਅਦ ਦੋ ਨੰਬਰ ਤੇ ਲਿਖਿਓ ਸ਼ਰਾਬ ਪੀਣੀ ਮਾੜੀ ਹੈ ਕਿ ਚੰਗੀ ਹੈ ਸਾਰੇ ਕੀ ਕਹਿਣਗੇ ਮਾੜੀ ਹੈ ਦੱਸਿਓ ਜੀ ਦਾਜ ਲੈਣਾ ਮਾੜਾ ਹੈ ਕਿ ਚੰਗਾ ਹੈ ਕੀ ਕਹਿਣਗੇ ਸਾਰੇ ਮਾੜਾ ਹੈ ਜੀ ਦੱਸਿਓ ਝੂਠ ਬੋਲਣਾ ਚਾਹੀਦਾ ਕਿ ਸੱਚ ਬੋਲਣਾ ਚਾਹੀਦਾ ਸੱਚ ਬੋਲਣਾ ਚਾਹੀਦਾ ਲੱਚਰਵਾਦ ਮਾੜਾ ਹੈ ਕਿ ਚੰਗਾ ਬੋਲੋ ਮਾੜਾ ਹੈ ਹਰੇਕ ਨੇ ਲਿਖਾ ਦੇਣਾ ਲੱਚਰਵਾਦ ਮਾੜਾ ਹੈ ਮਾੜੀਆਂ ਫਿਲਮਾਂ ਬਣਦੀਆਂ ਨੇ ਇਹ ਠੀਕ ਹੈ ਕਹਿਣਗੇ ਮਾੜਾ ਗਲਤ ਹੈ ਜੀ ਇਦਾਂ ਹੀ ਲਿਖਣਗੇ ਮਾੜੇ ਗਾਉਂ ਹਰ ਇੱਕ ਬੰਦੇ ਨੇ ਇਦਾਂ ਹੀ ਲਿਖਾਣਾ ਜਦੋਂ ਤੁਸੀਂ ਸ਼ਾਮ ਨੂੰ ਕਾਪੀ ਲੈ ਕੇ ਘਰ ਆਓਗੇ ਤੁਸੀਂ ਹੈਰਾਨ ਹੋ ਜਾਓਗੇ ਪਤਾ ਕੀ ਲੱਗਣਾ ਹੈ ਵੀ ਸਾਡੇ ਸਾਰੇ ਸਾਧੂ ਤੇ ਰਹਿੰਦੇ ਹੀ ਸਾਡੇ ਪਿੰਡ 'ਚ ਨੇ ਆਖੋ ਸਤਿਨਾਮ ਵੀ ਵਾਹ ਵੀ ਯਾਰ ਸਾਰੇ ਹੀ ਚੰਗੇ ਬੰਦੇ ਨੇ ਇੱਥੇ ਮਾੜਾ ਸਾਡੇ ਪਿੰਡ 'ਚ ਇੱਕ ਨਹੀਂ ਕਮਾਲ ਨਹੀਂ ਹੋ ਗਈ ਸਾਰੇ ਸਾਧ ਸਾਡੇ ਪਿੰਡ 'ਚ ਨੇ ਕੋਈ ਬੀਬੀ ਇਦਾਂ ਦੀ ਨਹੀਂ ਜਿਹੜੀ ਕਹਿੰਦੀ ਹੋਵੇ ਭਰੂਣ ਹੱਤਿਆ ਮਾੜੀ ਹੈ ਕੋਈ ਬੰਦਾ ਇਦਾਂ ਦਾ ਨਹੀਂ ਜਿਹੜਾ ਕਹੇ ਸ਼ਰਾਬ ਉਹ ਕਹੇਗਾ ਨਾ ਜੀ ਨਾ ਬੜੀ ਮਾੜੀ ਹੈ ਇਹ ਗਲਤ ਹੈ ਜੀ ਕੰਮ ਹੁਣ ਕਾਰਨ ਕੀ ਹੈ ਪਤਾ ਤੇ ਸਾਰਿਆਂ ਨੂੰ ਹੀ ਹੈ ਜਾਣਦੇ ਤੇ ਸਾਰੇ ਹੀ ਨੇ ਤਾਂ ਹੀ ਗੁਰੂ ਸਾਹਿਬ ਕਹਿੰਦੇ ਜਗ ਗਿਆਨੀ ਵਿਰਲਾ ਅਚਾਰੀ ਇੱਥੇ ਸਾਰਾ ਜਗਤ ਗਿਆਨੀਆਂ ਦਾ ਹੈ ਇੱਥੇ ਨਾ ਸਮਝੋ ਵੀ ਮੈਂ ਇੱਥੇ ਬਹਿ ਕੇ ਸੋਹਣੀਆਂ ਗੱਲਾਂ ਕਰਦਾ ਜਿੰਨੂੰ ਮਰਜ਼ੀ ਮਾਈਕ ਫੜਾ ਦਿਓ ਉਹ ਸੰਗ ਦਾ ਨਹੀਂ ਬੋਲਦਾ ਗੱਲਾਂ ਸਾਰੇ ਹੀ ਸੋਹਣੀਆਂ ਕਰ ਲੈਂਦੇ ਆ ਜਿੰਨੂੰ ਮਰਜ਼ੀ ਫੜਾ ਦਿਓ ਮਾਈਕ ਹਰ ਬੰਦਾ ਆਪਣੇ ਪੱਧਰ ਤੇ ਗੱਲ ਕਰ ਸਕਦਾ ਆ ਵੀ ਗਲਤ ਹੈ ਭਾਈ ਆ ਵੀ ਮਾੜਾ ਹੈ ਭਾਈ ਆ ਵੀ ਮਾੜਾ ਹਰ ਬੰਦਾ ਬੋਲੂ ਇੱਥੇ ਪਰ ਪਤਾ ਉਦੋਂ ਲੱਗਦਾ ਜਦੋਂ ਸੱਚ ਦੇ ਦੀਵੇ ਵਿੱਚ ਬੱਤੀ ਬਣ ਕੇ ਆਪਣੇ ਆਪ ਨੂੰ ਸਾੜਨਾ ਪੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਤੁਮ ਦੀਰਾ ਤੋ ਹਮ ਬਾਤੀ ਜਦੋਂ ਬੰਦਾ ਆਪਣੇ ਆਪ ਨੂੰ ਸਾੜਦਾ ਹੈ ਪਤਾ ਤੇ ਫੇਰ ਲੱਗਦਾ ਪਿਆਰਿਓ ਬੱਤੀ ਬਣ ਕੇ ਮੱਚਾਂ ਵਿੱਚ ਤੇਰੇ ਜੇ ਤੂੰ ਹੋਵੇਂ ਦੀਵਾ ਮਾਲ ਆਪਣੇ ਆਪ ਮੱਚਾਵੇਂ ਆਪਣੇ ਆਪ ਨੂੰ ਸਾੜ ਸਕਦੇ ਆ ਤਾਂ ਗੱਲ ਬਣਦੀ ਹੈ ਜੀ ਗੱਲਾਂ ਤੇ ਸਾਰੇ ਹੀ ਬੜੀਆਂ ਸੋਹਣੀਆਂ ਕਰ ਲੈਂਦੇ ਆ ਜੇ ਤੂੰ ਸਿਆਣਾ ਹੈ ਆਪਣੇ ਆਪ ਨੂੰ ਕਹਿੰਦਾ ਮੇਰਾ ਦਿਮਾਗ ਕੰਮ ਕਰਦਾ ਮੈਂ ਮੇਰੇ ਵਰਗਾ ਕੋਈ ਨਹੀਂ ਕਹਿੰਦੇ ਕਾਲੇ ਲੇਖ ਲਿਖਣੇ ਛੱਡੇ ਤਾਂ ਸਿਆਣਾ ਮੰਨੀਏ ਗੱਲਾਂ ਤੇ ਸਿਆਣੀਆਂ ਸਾਰੀ ਕਰ ਲੈਂਦੇ ਨੇ ਲੇਖ ਛੱਡ ਕਾਲੇ ਉੱਥੇ ਤੇ ਮਨ ਡੋਲਦਾ ਹੈ ਨਾ ਸਰੀਸਾ ਪਾਲੀ ਦਾੜਾ ਰੱਖ ਲਿਆ ਕਾਤਰਾ ਪਾ ਲਿਆ ਉੱਪਰ ਦੀ ਦਸਤਾਰ ਵੀ ਬੰਨ ਲਈ ਐ ਪੂਰਾ ਵੇਖਣ ਨੂੰ ਲੱਗਦਾ ਪਰ ਮਨ ਡੋਲਦਾ ਐ ਚੰਦਰਾ ਅੰਦਰ ਵਾਲਾ ਡਾਵਾ ਡੋਲ ਐ ਜੇ ਹਿੱਲਿਆ ਪਿਆ ਉਹ ਬਦਲੇ ਤੇ ਤਾਂ ਪਤਾ ਲੱਗੇ ਆਪਣੇ ਆਪ ਨੂੰ ਇਹ ਸੱਚ ਦੇ ਦੀਵੇ ਵਿੱਚ ਸਾੜਨਾ ਪੈਂਦਾ ਭਾਈ ਐਵੇਂ ਹੀ ਨਹੀਂ ਗੱਲ ਬਣ ਜਾਂਦੀ ਇਸੇ ਕਰਕੇ ਬਾਬਾ ਫਰੀਦ ਸਾਹਿਬ ਦਾ ਬਚਨ ਫੇਰ ਸੁਣੋ ਫਰੀਦਾ ਓਏ ਜੇ ਭਾਈ ਤੂੰ ਸਿਆਣਾ ਕਹਾਉਣਾ ਹੈ ਅਕਲ ਵਾਲਾ ਕਹਾਉਣਾ ਹੈ ਤੇ ਕਾਲੇ ਲੇਖ ਲਿਖਣੇ ਛੱਡੇ ਤਾਂ ਤਾਂ ਪਤਾ ਲੱਗੇ ਵੀ ਸਿਆਣਾ ਹੈ ਤੂੰ ਉਦੋਂ ਸਿਆਣਪ ਕਿੱਧਰ ਜਾਂਦੀ ਹੈ ਜਦੋਂ ਆਪਣੇ ਹੁਣ ਵੇਖਿਓ ਇੱਧਰ ਸੁਣੋ ਬਈ ਹੁਣ ਜਿਹੜੀ ਸੱਸ ਕਹੀ ਜਾਂਦੀ ਸੀ ਭਰੂਣ ਹੱਤਿਆ ਮਾੜੀ ਹੈ ਜਿੱਦਣ ਡਾਕਟਰ ਕਹਿੰਦੇ ਆ ਵੀ ਚੌਥੀ ਵੀ ਪੋਤੀ ਹੋਣੀ ਹੈ ਤੀਜੀ ਵੀ ਪੋਤੀ ਹੋਣੀ ਹੈ ਉਦੋਂ ਪਤਾ ਲੱਗਣਾ ਹਰ ਹਰ ਬੰਦਾ ਹੀ ਕਹੀ ਜਾਂਦਾ ਦਾਜ ਲੈਣਾ ਮਾੜਾ ਪਰ ਜਿੱਦਣ ਆਪਣਾ ਪੁੱਤ ਵਿਆਹਾਂਗੇ ਉਦੋਂ ਪਤਾ ਲੱਗਣਾ ਹੈ ਕਿਹੜੀਆਂ ਗੱਲਾਂ ਕਰਦੇ ਆ ਦੀਵਾਨ ਲੱਗਾ ਜੀ ਸ਼ਰਾਬਾਂ ਬਾਰੇ ਬੋਲਦੇ ਆ ਸ਼ਰਾਬ ਬਾਰੇ ਤੇ ਸ਼ਰਾਬ ਵਾਲੀ ਬੋਤਲ ਬੋਲੀ ਜਾਂਦੀ ਹੈ ਉਹ ਵੀ ਉਹਦੇ ਤੇ ਵੀ ਲਿਖਿਆ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਸ਼ਰਾਬ ਮਾੜੀ ਹੈ ਗਲਤ ਹੈ ਪਤਾ ਸਾਰਿਆਂ ਨੂੰ ਹੀ ਹੈ ਪਰ ਜਦੋਂ ਇੱਥੇ ਗੱਲ ਆਉਣੀ ਹੈ ਨਾ ਵੀ ਸਿਆਣਪ ਤੇ ਤਾਂ ਹੀ ਪਤਾ ਲੱਗਦੀ ਹੈ ਅਕਲ ਵਾਲਾ ਤਾਂ ਮੰਨੀਏ ਤੈਨੂੰ ਕਾਲੇ ਲੇਖ ਲਿਖਣੇ ਛੱਡ ਭਾਈ ਤਾਂ ਸਿਆਣਾ ਹੈ ਫਰੀਦਾ ਜੇ ਤੂੰ ਅਕਲ ਲਤੀ ਫਿਰ ਫਰੀਦਾ ਜੇ ਤੂੰ ਅਕਲ ਲਤੀਫਾ ਕਾਲੇ ਲਿਖੂ ਨਾ ਲੇਖੋ ਵਾ ਵਾ ਵਾ ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇ ਗੁਰੂ ਸਾਹਿਬ ਤਾਂ ਸਿਆਣੇ ਦਾ ਸਰਟੀਫਿਕੇਟ ਦੇਣਗੇ ਉਦਾਂ ਤੇ ਸਾਰੇ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਇੱਥੇ ਗਿਆਨੀ ਹੈ ਸਿਆਣੇ ਤੇ ਸਾਰੇ ਹੀ ਪਰ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਿਆਣਾ ਮੰਨਦੇ ਆ ਤੇ ਔਖਾ ਇਸ ਰਾਹ ਤੇ ਤੁਰਨਾ ਆਪਣੇ ਆਪ ਨੂੰ ਜਿਹੜਾ ਚੱਲਣਾ ਪੈਣਾ ਇੱਥੇ ਆ ਕੇ ਫੇਲ ਹੋ ਜਾਂਦਾ ਬੰਦਾ ਲੋਕਾਂ ਨੂੰ ਕਹਿ ਲੈਂਦਾ ਦੁਨੀਆ ਨੂੰ ਸੁਣਾ ਲੈਂਦਾ ਦੂਜਿਆਂ ਨੂੰ ਕਹਿਣਾ ਬਹੁਤ ਸੌਖਾ ਹੁੰਦਾ ਹੈ ਪਰ ਜਿੱਦਣ ਆਪਣੇ ਆਪ ਨੂੰ ਕਾੜਨਾ ਪੈਣਾ ਨਾ ਫਿਰ ਪਤਾ ਲੱਗਣਾ ਪਰ ਕੋਈ ਵਿਰਲਾ ਕਬੀਰ ਸਾਹਿਬ ਜੀ ਦਾ ਬਚਨ ਐ ਵੀ ਪੜ੍ਹ ਦਿਓ ਕਬੀਰ ਜਹਿ ਮਾਰਗ ਪੰਡਤ ਗਏ ਪਾਛੇ ਪਰੀ ਵਹੀ ਕਹਿੰਦੇ ਬੜੀ ਦੁਨੀਆ ਪੁੱਠੇ ਪਾਸੇ ਵਹਿਮਾਂ ਭਰਮਾਂ ਚ ਪਾਉਣ ਵਾਲਿਆਂ ਦੇ ਮਗਰ ਬੜੇ ਲੋਕ ਜਾਂਦੇ ਆਏ ਪਰ ਜਿਹੜੇ ਰਾਹ ਤੇ ਕਬੀਰ ਸਾਹਿਬ ਕਹਿੰਦੇ ਪਹੁੰਚਿਆ ਨਾ ਇਹ ਇਹ ਇੱਥੇ ਇਕੱਲਾ ਹੀ ਆਇਆ ਇੱਥੇ ਨਹੀਂ ਆਉਂਦਾ ਕੋਈ ਇਸ ਰਾਹ ਤੇ ਨਹੀਂ ਤੁਰਦਾ ਉਹ ਤੇ ਆਪਣੇ ਅੰਦਰ ਹੀ ਇਟਰਨਲ ਡਾਇਲੌਗ ਚੱਲ ਰਹੇ ਨੇ ਅੰਤਰ ਲਾਪ ਚੱਲ ਰਹੀ ਹੈ ਕਬੀਰ ਸਾਹਿਬ ਤੇ ਆਪਣੇ ਆਪ ਨੂੰ ਕਹਿੰਦੇ ਮਨਾ ਇਕੱਲਾ ਹੀ ਰਹਿ ਗਿਆ ਪਰ ਠੀਕ ਹੈ ਇਕੱਲਾ ਹੀ ਬਹੁਤ ਇਕੱਲਾ ਹੀ ਕਬੀਰ ਜਹ ਗੋ ਪੰਡਤ ਗਾਏ છે પરી બહીર એકો અવકટ કાટી રામ કી તેહ ચડ રહે કબીર ਕੋਈ ਵਿਰਲਾ ਹੀ ਹੈ ਜੀ ਜਿਹੜਾ ਇਸ ਰਾਹ ਤੇ ਤੁਰ ਸਕਦਾ ਹੈ ਚੱਲ ਸਕਦਾ ਹੈ ਆਪਣੇ ਆਪ ਨੂੰ ਜਾਲ ਸਕਦਾ ਜਿਹੜਾ ਆਪਣੇ ਆਪ ਨਾਲ ਮੁਕਾਬਲਾ ਕਰ ਸਕਦਾ ਦੱਸੋ ਫਿਰ ਕਿਸੇ ਨਾਲ ਮੁਕਾਬਲਾ ਹੁੰਦਾ ਬੰਦੇ ਦਾ ਕਿ ਆਪਣੇ ਆਪ ਨਾਲ ਹੁੰਦਾ ਦੱਸੋ ਕਿਹਦੇ ਨਾਲ ਮੁਕਾਬਲਾ ਕਰਨਾ ਆਪਣੇ ਆਪ ਨਾਲ ਕਿਸੇ ਨਾਲ ਕਾਹਦਾ ਮੁਕਾਬਲਾ ਹੈ ਸਾਡਾ ਆਪਣੇ ਆਪ ਨਾਲ ਮੁਕਾਬਲਾ ਹਰ ਬੰਦੇ ਦਾ ਆਪਣੇ ਆਪ ਨਾਲ ਮੁਕਾਬਲਾ ਹੈ ਵੇਖਿਓ ਬਈ ਸੁਣਿਓ ਸਿੰਘੋ ਮਾਫ ਕਰਨਾ ਕੋਈ ਇਸ਼ਾਰੇ ਕਰ ਕਰਕੇ ਬੁਲਾਵੇ ਵੀ ਆ ਜਾ ਕੋਈ ਧੱਕੇ ਨਾਲ ਗਲਤ ਰਾਹ ਤੇ ਤੋਰਨ ਵਾਲਾ ਹੋਵੇ ਸਾਹਮਣੇ ਬੋਤਲ ਪਈ ਹੋਵੇ ਸਾਹਮਣੇ ਪਰਸ ਪਿਆ ਹੋਵੇ ਸਾਹਮਣੇ ਫੋਨ ਡਿੱਗਿਆ ਪਿਆ ਹੋਵੇ ਪਤਾ ਹੈ ਵੀ ਉਹਦਾ ਉੱਥੇ ਪਤਾ ਲੱਗਣਾ ਮੁਕਾਬਲਾ ਉਦੋਂ ਆਪਣੇ ਆਪ ਨਾਲ ਹੋਣਾ ਵੀ ਹੁਣ ਹੁਣ ਸਟਰੋਂਗ ਕਿੰਨਾ ਕਰ ਤੂੰ ਉਹ ਧਰਮਰਾਜ ਅੰਦਰ ਬੈਠੇ ਹੀ ਹਿਸਾਬ ਕਿਤਾਬ ਕਰੀ ਜਾਂਦਾ ਹੈ ਨਾਨਕ ਜੀ ਉਪਾਏ ਕਹਿ ਲਿਖਨਾਵੇ ਧਰਮ ਬਹਾਲੇ ਅੰਦਰ ਹੀ ਬੈਠਾ ਕਿਸੇ ਨਾਲ ਤੇ ਕੋਈ ਮੁਕਾਬਲਾ ਹੀ ਨਹੀਂ ਭਾਈ ਸਾਡਾ ਆਪਣੇ ਆਪ ਨਾਲ ਮੁਕਾਬਲਾ ਹੈ ਆਪਣੇ ਆਪ ਤੋਂ ਆਪਣੇ ਆਪ ਤੋਂ ਹੀ ਜਿੱਤਣਾ ਹੈ ਚੰਗੇ ਵੀ ਆਪਣੇ ਆਪ ਤੋਂ ਹੀ ਬਣਨਾ ਹੈ ਮੁਕਾਬਲਾ ਆਪਣੇ ਆਪ ਨਾਲ ਹੀ ਹੈ ਕਰ ਲਈਏ ਤੇ ਠੀਕ ਆਪਣੇ ਆਪ ਉੱਥੇ ਵੇਖੋ ਵੀ ਕਿੰਨਾ ਕੁ ਜਿੱਤ ਸਕਦੇ ਆ ਅਸੀਂ ਕਿੰਨੇ ਕੁ ਸਟਰੋਂਗ ਆ ਗੁਰੂ ਸਾਹਿਬ ਤੋਂ ਸੋਝੀ ਲੈ ਕੇ ਗਿਆਨ ਲੈ ਕੇ ਕਿੱਥੇ ਕਿ ਤੱਕ ਪਹੁੰਚੇ ਬਸ ਮੁਕਾਬਲਾ ਕਰੀਏ ਆਪਣੇ ਮਨ ਨੂੰ ਜਿੱਤਣ ਦੀ ਖੇਡ ਹੈ ਸਾਰੀ ਹੁਣ ਵੇਖਿਓ ਨਾ ਜਿਹੜਾ ਇਹ ਬਚਨ ਪੜ੍ਹਦੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਸੂਰਾ ਆਤਮ ਜਿਹੜਾ ਸੂਰਮਾ ਕਿੰਨੂੰ ਆਖੀਏ ਜਿਹੜਾ ਆਪਣੇ ਆਪ ਨੂੰ ਜਿੱਤੇ ਆਤਮ ਜਿਹੜਾ ਹੈ ਆ ਮੁਕਾਬਲਾ ਕਰੇ ਵੀ ਆਪਣੇ ਆਪ ਤੇ ਫਤਿਹ ਪਾਵੇ ਮਾੜੇ ਕੰਮ ਨਹੀਂ ਕਰਨੇ ਜਿੱਤ ਕੇ ਵਿਖਾ ਹੁਣ ਇੱਥੇ ਸਾਹਮਣੇ ਮੌਕਾ ਹੋਵੇ ਤੇਰੇ ਸਾਹਮਣੇ ਬੜੇ ਬੰਦੇ ਨੇ ਕਹਿੰਦੇ ਮੈਂ ਚੋਰੀ ਨਹੀਂ ਕਦੀ ਕੀਤੀ ਤੇਰੇ ਸਾਹਮਣੇ ਮੌਕਾ ਹੀ ਨਹੀਂ ਕਦੀ ਆਇਆ ਲੱਖ ਰੁਪਈਆ ਪਿਆ ਹੋਵੇ ਫਿਰ ਪਤਾ ਉਹ ਮੌਕੇ ਨਹੀਂ ਆਏ ਅਜੇ ਮੌਕਾ ਆਵੇ ਫਿਰ ਬੰਦਾ ਛੱਡੇ ਆਤਮ ਜਿਣਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੂਰਮਾ ਕਿੰਨੂੰ ਕਹੀਏ ਐ ਆਪਣੇ ਆਪ ਨੂੰ ਜਿੱਤੇ ਆ ਜਿਨ੍ਹਾਂ ਨੇ ਤਲਵਾਰਾਂ ਵੀ ਚਲਾਈਆਂ ਨੇ ਉਹਨਾਂ ਨੇ ਵੀ ਆਪਣੇ ਆਪ ਨੂੰ ਜਿੱਤਿਆ ਹੋਵੇਗਾ ਸਵਾਰਥੀ ਬੰਦੇ ਕੀ ਤਲਵਾਰਾਂ ਚਲਾਉਣਗੇ ਪਰਿਵਾਰ ਦਾ ਫਿਕਰ ਹੈ ਜਿਨ੍ਹਾਂ ਨੂੰ ਉਹਨਾਂ ਨੇ ਕਿਹੜੇ ਜੰਗ ਕਰ ਲੈਣੇ ਨੇ ਸਵਾਰਥੀ ਬੰਦਿਆਂ ਨੇ ਕੁਝ ਨਹੀਂ ਕਰਨਾ ਇੱਥੇ ਆਤਮ ਜਿਣਾ ਹੈ ਜਾਗੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਪਰਮਾਤਮਾ ਦਾ ਸੱਚ ਦਾ ਰੰਗ ਮਨ ਨੂੰ ਚੜੇ ਉਹਨੂੰ ਸੂਰਮਾ ਜਾਣੋ ਆਤਮ ਜਿਣਾ ਹੈ ਆਪਣੇ ਆਪ ਨੂੰ ਜਿੱਤੇ ਸਗਲ ਵਸ ਤਾਕ ਹੈ ਜਾ ਕਾ ਸਤਗੁਰ ਪੂਰਾ ਸਤਗੁਰੂ ਜਿਨ੍ਹਾਂ ਦਾ ਪੂਰਾ ਹੋਵੇ ਅਕਲ ਹੋਵੇ ਜਿਨ੍ਹਾਂ ਨੂੰ ਅਕਲ ਲੈਂਦੇ ਨੇ ਸਮਝ ਲੈਂਦੇ ਐ ਉਹ ਸੂਰਮੇ ਐ ਆਪਣੇ ਆਪ ਨੂੰ ਜਿੱਤ ਠਾਕੁਰ ਗਾਈ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਜਨ ਕੇ ਚਰਨ ਵਸਹਿ ਮੇਰੇ ਹੀਰੇ ਸੰਗ ਪਨੀਤਾ ਤੇ ਪੜ ਲੋ ਇਹ ਇਹ ਪੰਕਤੀਆਂ ਗਾ ਲੋ ਜਨ ਕੇ ਚਰਨ ਵਸਹਿ ਮੇਰੇ ਹੀਰੇ ਜਨ ਕੇ ਚਰਨ ਵਸੈ ਮੇਰੇ ਹੀਰੇ ਸੰਗ ਪੁਨੀਤਾ ਦੇ ਜਨ ਕੀ ਤੂਰ ਦੇਹੋ ਕਿਰਪਾਨ ਦੋ ਨਾਨਕ ਕੇ ਸੁਖ ਏਹੀ ਪਰ ਇਹ ਸਾਰਾ ਕੁਝ ਸੰਗਤ ਵਿੱਚ ਆ ਕੇ ਪਤਾ ਲੱਗਦਾ ਗੁਰਮਖਾਂ ਦੀ ਸੰਗਤ ਵਿੱਚ ਬੈਠੀਏ ਗੁਰਬਾਣੀ ਨਾਲ ਜੁੜੀਏ ਗੁਰਮਖਾਂ ਦੇ ਬਚਨ ਪੜ੍ਹੀਏ ਸੁਣੀਏ ਸਮਝੀਏ ਵਿਚਾਰੀਏ ਫਿਰ ਚਾਨਣ ਹੁੰਦਾ ਹੈ ਫਿਰ ਬੰਦਾ ਅੰਦਰੋਂ ਸਟਰੋਂਗ ਹੁੰਦਾ ਹੈ ਲੜਾਈ ਆਪਣੇ ਆਪ ਨਾਲ ਕਰਨੀ ਹੈ ਜੀ ਗੁਰੂ ਸਾਹਿਬ ਤੋਂ ਅਕਲ ਲੈ ਕੇ ਸੂਰਮੇ ਬਣ ਜਾਈਏ ਜਿੱਤ ਕੇ ਵਿਖਾਈਏ ਹਰ ਬੰਦਾ ਆਪਣੇ ਆਪ ਤੋਂ ਹਾਰਿਆ ਹੈ ਕੋਈ ਨਹੀਂ ਹੈਰਾਨ ਵਾਲਾ ਬਾਹਰ ਜੰਮਿਆ ਆਪਣੇ ਆਪ ਤੋਂ ਹਾਰੇ ਨੇ ਜਿੰਨੇ ਹਾਰੇ ਨੇ ਤੇ ਆਪਣੇ ਆਪ ਤੋਂ ਹੀ ਜਿੱਤੇ ਨੇ ਜਿੰਨੇ ਜਿੱਤੇ ਮੁਕਾਬਲਾ ਆਪਣੇ ਆਪ ਨਾਲ ਹੈ ਕਿਸੇ ਨਾਲ ਜਿੱਦਨ ਬੋਤਲ ਸਾਹਮਣੇ ਹੋਏਗੀ ਮੁਕਾਬਲਾ ਉਦੋਂ ਪਤਾ ਲੱਗਣਾ ਇਸ ਕਰਕੇ ਗੁਰੂ ਜੀ ਕਹਿੰਦੇ ਆ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤੈ ਬਈ ਜਿਹੜਾ ਬੱਚਾ ਰੋਂਦਾ ਉਹਦੀ ਆਵਾਜ਼ ਸਟੇਜ ਤੇ ਆਉਂਦੀ ਹੈ ਜਿਹੜਾ ਕੋਈ ਬੱਚੇ ਇੱਕ ਦੋ ਬੱਚਿਆਂ ਦੀ ਆਵਾਜ਼ ਬਾਰ-ਬਾਰ ਉਹ ਭੈਣਾ ਖਿਆਲ ਕਰੋ ਥੋੜਾ ਜਿਹਾ ਬਾਹਰਲੇ ਪਾਸੇ ਉਹ ਪਿਛਲੇ ਪਾਸੇ ਵੀ ਬੈਠਿਆ ਜਾ ਸਕਦਾ ਹੈ ਤਾਂ ਜੋ ਸੰਗਤ ਦੀ ਇਕਾਗਰਤਾ ਭੰਗ ਨਾ ਹੋਵੇ ਕਿਰਪਾ ਕਰਕੇ ਧਿਆਨ ਇਕਾਗਰ ਰੱਖੀ ਹਾਂਜੀ ਸੁਣਿਓ ਮਨ ਜੀਤੈ ਜਗ ਜੀ ਆਪਣੇ ਆਪ ਨੂੰ ਜਿੱਤਣ ਦੀ ਗੱਲ ਹੈ ਸਾਰੀ ਆਪਣੇ ਆਪ ਨਾਲ ਮੁਕਾਬਲਾ ਕਰੀਏ ਕੋ ਮਨ ਮਾਰ ਰਾ ਭੇੜੇ ਵਿਚਾਰ ਮਾਰ ਭੈੜੀ ਸੋਚ ਨੂੰ ਖਤਮ ਕਰ ਸਟਰੋਂਗ ਹੋ ਕੇ ਵਿਖਾ ਆਪਣੇ ਆਪ ਨੂੰ ਜਿੱਤ ਕੇ ਵਿਖਾ ਬਸ ਅੰਦਰ ਹੀ ਜਿੱਤ ਜਾਣਾ ਜੀ ਅੰਦਰ ਹੀ ਉਹ ਅੰਦਰ ਹੀ ਸ਼ਾਬਾਸ਼ੇ ਮਿਲਦੀ ਹੈ ਹੁਣ ਜਿਹੜੇ ਬੰਦੇ ਤਰਪਾਨਾ ਪਾ ਲੀਆਂ ਦਾੜੀ ਰੱਖ ਲਈ ਅੰਮ੍ਰਿਤ ਵੀ ਛਕ ਲਿਆ ਆਪਣੇ ਆਪ ਨੂੰ ਜਿੱਤ ਨਹੀਂ ਸਕੇ ਕੱਖ ਨਹੀਂ ਉਹਨਾਂ ਦੇ ਪੱਲੇ ਕੋਈ ਚਮਕ ਨਹੀਂ ਉਹਨਾਂ 'ਚ ਜੇ ਆਈ ਅਜੇ ਕਾਮ ਦੇ ਹੱਥੋਂ ਹਾਰੇ ਆ ਜਿਹੜੇ ਬੰਦੇ ਲੋਭ ਦੇ ਹੱਥੋਂ ਹਾਰੇ ਆ ਜਿਹੜੇ ਬੰਦੇ ਮੋਹ ਦੇ ਹੱਥੋਂ ਹਾਰੇ ਆ ਜਿਹੜੇ ਬੰਦੇ ਕੋਈ ਚਮਕ ਨਹੀਂ ਜੀ ਆਈ ਉਹਨਾਂ ਦੀ ਕੋਈ ਫਰਕ ਨਹੀਂ ਪਿਆ ਇੱਥੇ ਆ ਵੱਡੇ ਵੱਡੇ ਗਦਾਰ ਕੌਮ ਦੇ ਵਿੱਚ ਤੁਰੇ ਫਿਰਦੇ ਆ ਕਿਰਪਾਨਾਂ ਤੇ ਉਹਨਾਂ ਨੇ ਵੀ ਪਾਈਆਂ ਅੰਮ੍ਰਿਤ ਉਹਨਾਂ ਨੇ ਵੀ ਛਕੇ ਆ ਨਿਤਨੇਮ ਰੋਜ਼ ਕਰਦੇ ਗੁਟਕੇ ਲੈ ਕੇ ਪਾਠ ਰੋਜ਼ ਕਰਦੇ 4-4 ਘੰਟੇ ਬੈਠੇ ਰਹਿੰਦੇ ਆ 3 ਵਜੇ ਉੱਠ ਕੇ ਬਹਿ ਜਾਂਦੇ ਆ ਪਰ ਵੇਖਣ ਨੂੰ ਤੇ ਲੱਗਦੇ ਆ ਜੀ ਵੇਖਣ ਨੂੰ ਤੇ ਬੜੇ ਵਧੀਆ ਲੱਗਦੇ ਆ ਪਰ ਆਪਣੇ ਆਪ ਨੂੰ ਨਹੀਂ ਜਿੱਤ ਸਕੇ ਆਪਣੇ ਆਪ ਨਾਲ ਮੁਕਾਬਲਾ ਜਦੋਂ ਅੰਦਰੋਂ ਹਾਰ ਗਏ ਤੇ ਜਦੋਂ ਬੰਦਾ ਅੰਦਰੋਂ ਹਾਰਿਆ ਹੋਇਆ ਹੁੰਦਾ ਹੈ ਕੋਈ ਚਮਕ ਨਹੀਂ ਉਹਦੇ ਚ ਆ ਸਕਦੀ ਆਪਣੇ ਆਪ ਨੂੰ ਜਦੋਂ ਬੰਦਾ ਜਿੱਤ ਲੈਂਦਾ ਨਾ ਉਹ ਗੱਲ ਹੀ ਕੋਈ ਵੱਖਰੀ ਬਣ ਜਾਂਦੀ ਹੈ ਇਸ ਕਰਕੇ ਕਿਰਪਾ ਕਰਕੇ ਆਪਣੇ ਆਪ ਨੂੰ ਜਿੱਤੋ ਇਹ ਨਾ ਵੇਖੋ ਵੀ ਦੁਨੀਆ ਕਹੀ ਜਾਂਦੀ ਬੜਾ ਗੁਰਸਿੱਖ ਹੈ ਪਰ ਮੈਨੂੰ ਪਤਾ ਮੇਰੀਆਂ ਕਰਤੂਤਾਂ ਕਿਦਾਂ ਦੀਆਂ ਮੈਨੂੰ ਪਤਾ ਮੇਰੇ ਕਰਮ ਕਿਦਾਂ ਦੇ ਆ ਮੈਨੂੰ ਪਤਾ ਮੇਰਾ ਮਨ ਕਿੱਥੇ ਕਿੱਥੇ ਡੋਲਦਾ ਆਪਣੇ ਆਪ ਬਾਰੇ ਸਭ ਨੂੰ ਪਤਾ ਹੁੰਦਾ ਹੈ ਕੋਈ ਪੜਦਾ ਨਹੀਂ ਹੁੰਦਾ ਬਸ ਆਪਣੇ ਆਪ ਤੋਂ ਜਿੱਤ ਕੇ ਮੁਕਾਬਲਾ ਆਪਣੇ ਆਪ ਨਾਲ ਕਰਕੇ ਗੁਰੂ ਤੋਂ ਅਕਲ ਲੈ ਕੇ ਜਿੱਤ ਕੇ ਵਿਖਾਈਏ ਤਾਂ ਸਵਾਦ ਆਉਣਾ ਪਾਈ ਤਾਂ ਜ਼ਿੰਦਗੀ ਜਿਉਣ ਦਾ ਰਸ ਆਏਗਾ ਆਨੰਦ ਆ ਜਾਏਗਾ ਚਮਕ ਆ ਜਾਏਗੀ ਜ਼ਿੰਦਗੀ ਵਿੱਚ ਫਿਰ ਅਸਲ ਗੱਲ ਬਣੇਗੀ ਸੋ ਇਸ ਕਰਕੇ ਪਰਮਾਤਮਾ ਨੂੰ ਜਿਹੜੇ ਨੇੜੇ ਸਮਝਦੇ ਐ ਉਹ ਕੋਈ ਗਲਤੀ ਨਹੀਂ ਕਰਦੇ ਨਿਕਟ ਬੁੱਝੈ ਸੋ ਬੁਰਾ ਇੱਥੋਂ ਅੱਗੇ ਚਲੇ ਗਏ ਸੀ ਉਸਤਤ ਮਨ ਮਹਿ ਕਰ ਰੰਕਾਰ ਪਰਮਾਤਮਾ ਦੀ ਉਸਤਤੀ ਮਨ ਵਿੱਚ ਕਰ ਕੱਲਾ ਜੀਵ ਨਾਲ ਨਹੀਂ ਮਨ ਕਰਕੇ ਮਾਲਕ ਦੀ ਸਿਫਤ ਕਰਿਆ ਕਰ ਉਸਤਤ ਮਨ ਮਹਿ ਕਰ ਨਿਰੰਕਾਰ ਪੜੋ ਉਸਤਤ ਮਨ ਮਹਿ ਕਰ ਨਿਰੰਕਾਰ ਵਾ ਵਾ ਕਰ ਮਨ ਮੇਰੇ ਸਤੋ ਪੜੋ ਅੱਗੇ ਪੜਦੇ ਹੋ ਨਿਰਮਲ ਨਾ ਅੰਮ੍ਰਿਤ ਪੀਓ ਸਦਾ ਸੋਹੇਲਾ ਕਰ ਲਹਿ ਜੀਓ ਨੈਣਾ ਪੇਖੋ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪਿਐ ਹਰ ਬਿੰਦ ਕਰ ਹਰ ਕਰਮੋ ਸ੍ਰਵਨੋ ਹਰ ਕਥਾ ਹਰ ਧਰ ਗਏ ਨਾਨਕ ਉਜਲ ਮਥਾ ਬਸ ਉਹਨਾਂ ਦੇ ਮੁਖ ਉਜਲ ਨੇ ਅੰਦਰ ਮਾਲਕ ਦੀ ਸਿਫਤ ਕਰਦੇ ਆ ਜਿਹੜੇ ਰਸਨਾ ਨਾਲ ਮਾਲਕ ਨਾਲ ਜੁੜੇ ਹੋਏ ਐ ਜੀਵ ਨਾਲ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਐ ਪੈਰਾਂ ਨਾਲ ਓਵੇਂ ਚੱਲਦੇ ਐ ਜਿਵੇਂ ਮਾਲਕ ਚਲਾਉਂਦਾ ਐ ਜਿਵੇਂ ਗੁਰੂ ਜੀ ਚਲਾਉਣਾ ਚਾਹੁੰਦੇ ਐ ਹੱਥਾਂ ਪੈਰਾਂ ਤੋਂ ਸਹੀ ਕੰਮ ਲੈਂਦੇ ਐ ਜਿਹੜੇ ਜੀਵ ਤੋਂ ਸਹੀ ਕੰਮ ਲੈਂਦੇ ਐ ਜਿਹੜੇ ਅੱਖਾਂ ਤੋਂ ਸਹੀ ਕੰਮ ਲੈਂਦੇ ਐ ਕੰਨਾਂ ਤੋਂ ਸਹੀ ਕੰਮ ਲੈਂਦੇ ਐ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਐ ਹਰ ਦਰਗ ਹੈ ਨਾਨਕ ਉਜਲ ਮਥਾ ਉਹਨਾਂ ਦਾ ਸਦਾ ਹੀ ਮੁਖ ਉਜਲ ਹੈ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਇਸ ਕਰਕੇ ਭਾਈ ਇਹ ਇਸ ਰਾਹ ਤੇ ਤੁਰਨਾ ਪੈਣਾ ਇੱਕ ਵਾਰੀ ਮਿਹਨਤ ਕਰਨੀ ਪੈਣੀ ਹੈ ਪਰ ਵਿਰਲਿਆਂ ਨੂੰ ਇਹ ਰੰਗ ਚੜਦਾ ਲਾਲ ਰੰਗ ਤੇ ਸਕੌਲ ਲੱਗਾ ਜਿਸ ਕੀ ਵੱਡ ਭਾਗ ਪੜੋ ਮਹਿਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ ਵਿਰਲਿਆਂ ਨੂੰ ਇਹ ਰੰਗ ਚੜਦਾ ਰੰਗ ਚਾੜਨਾ ਪੈਣਾ ਹੈ ਆਪਣੇ ਆਪ ਨੂੰ ਇਸ ਪਾਸੇ ਤੋੜਨਾ ਪੈਣਾ ਹੈ ਫਿਰ ਐਸਾ ਰੰਗ ਚੜਦਾ ਫਿਰ ਦਾਗ ਥੋੜਾ ਲੱਗ ਜਾਏਗਾ ਜ਼ਿੰਦਗੀ 'ਚ ਕੋਈ ਪੜਿਓ ਲਾਲ ਰੰਗ ਦਿਸ ਕੋ ਤੇ ਵਡ ਭਗਾ ਮੈਂ ਨਾ ਕਦੇ ਨਾ ਹੋਵਈ ਨਹਿ ਲਾਗੇ ਗਾ ਬਾ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਨਾਮ ਰੰਗ ਸੱਚ ਰੰਗ ਸੱਚ ਸੱਚ ਨਾਲ ਜੁੜ ਜਾਂਦੇ ਆ ਤੇ ਮਨ ਇੰਨੇ ਆਨੰਦ ਚ ਹੋ ਜਾਂਦਾ ਜੀ ਫਿਰ ਮੈਲਾ ਕਦੇ ਨਾ ਹੋਵੇ ਇੱਕ ਵਾਰੀ ਮਨ ਨੂੰ ਸੱਚ ਦਾ ਰੰਗ ਚੜ ਜੇ ਫਿਰ ਉਹ ਰੰਗ ਐਸਾ ਮੈਲਾ ਥੋੜਾ ਹੋਏਗਾ ਭਾਵੇਂ ਤਵੀ ਤੇ ਪਾ ਦਿਓ ਸੱਚ ਦਾ ਰੰਗ ਇੱਕ ਵਾਰੀ ਚੜ ਜੇ ਸਹੀ ਮੁੜ ਕੇ ਜਿੰਨੀਆਂ ਮਰਜ਼ੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਜੇ ਇੱਕ ਵਾਰੀ ਮਨ ਨੂੰ ਰੰਗ ਚੜ ਜੇ ਫਿਰ ਲੈ ਨਹੀਂ ਸਕਦਾ ਇੱਕ ਵਾਰੀ ਬੰਦਾ ਇਸ ਰਾਹ ਤੇ ਤੁਰਿਆ ਫਿਰ ਪਿੱਛੇ ਨਹੀਂ ਮੁੜ ਕੇ ਵੇਖਦਾ ਪਰ ਜਿਹਨੂੰ ਇਹ ਰੰਗ ਚੜਿਆ ਉਹਨਾਂ ਨੂੰ ਹੀ ਸੂਰਮੇ ਜਾਣੋ ਸੂਰਮੇ ਨਾਮ ਦਾ ਰੰਗ ਜਿਨ੍ਹਾਂ ਨੂੰ ਚੜਿਆ ਭਾਗਾਂ ਵਾਲੇ ਹੈ ਹੀ ਉਹ ਆ ਮੈਲਾ ਕਦੇ ਨਾ ਹੋਵੇ ਹੀ ਨਹਿ ਲੱਗੇ ਦਾਗਾ ਨੇਕ ਲੰਗ ਬਣ ਗਏ ਉਹ ਨੇਕ ਲੰਗ ਇੱਥੇ ਕਈ ਬੰਦੇ ਨਾ ਅਜੇ ਤੱਕ ਵੀ ਇਦਾਂ ਦੇ ਹੈ ਨੇਕ ਲੰਗ ਅਵਤਾਰ ਕਦੋਂ ਆਏਗਾ ਜੀ ਇਦਾਂ ਪੁੱਛਣਗੇ ਵੀ ਨੇਕ ਲੰਗ ਅਵਤਾਰ ਕਦੋਂ ਆਏਗਾ ਕਹਿੰਦੇ ਪਤਾ ਨਹੀਂ ਕਾਦੇ ਕਾਦੇ ਚ ਲਿਖਿਆ ਵੀ ਨੇਕ ਲੰਕ ਅਵਤਾਰ ਆਉਣਾ ਉਹ ਪਿਆਰਿਓ ਨੇਹ ਕਲੰਕ ਨੂੰ ਕਿਉਂ ਉਡੀਕਣਾ ਹੈ ਗੁਰਬਾਣੀ ਤੋਂ ਗਿਆਨ ਲੈ ਕੇ ਆਪਣੇ ਕਲੰਕ ਲਾ ਆਪ ਹੀ ਨੇਕ ਲੰਕ ਬਣ ਜਾ ਆਖੋ ਸਤਨਾਮ ਸ੍ਰੀ ਵਾਹ ਨੇਕ ਲੰਕ ਨੂੰ ਉਡੀਕਣਾ ਨਹੀਂ ਨੇਕ ਲੰਕ ਬਣਨਾ ਹੈ ਜਿਵੇਂ ਦੇਵਤੇ ਪੂਜਣੇ ਨਹੀਂ ਦੇਵਤੇ ਬਣਨਾ ਹੈ ਇਸੇ ਤਰ੍ਹਾਂ ਨੇਕ ਲੰਕ ਬਣੀਏ ਆਪਣੇ ਕਲੰਕ ਧੋਈਏ ਜਿੰਨੇ ਲੱਗੇ ਆ ਨਹਿ ਲੱਗੈ ਦਾਗਾ ਦਾਗ ਲੱਗਣਾ ਹੀ ਕੋਈ ਨਹੀਂ ਜ਼ਿੰਦਗੀ ਵਿੱਚ ਜਦੋਂ ਗੁਰਬਾਣੀ ਨਾਲ ਬੰਦਾ ਜੁੜ ਜਾਂਦਾ ਸੱਚ ਨਾਲ ਜੁੜ ਜਾਂਦਾ ਹੈ ਫਿਰ ਕੋਈ ਦਾਗ ਰਹਿ ਹੀ ਨਹੀਂ ਜਾਂਦਾ ਇਸ ਕਰਕੇ ਭਾਈ ਲਾਲ ਰੰਗ ਤੇ ਸਕੋ ਲੱਗਾ ਜਿਸ ਕੇਵਟ ਪਾਗਾ ਮੈਲਾ ਕਦੇ ਨਾ ਹੋਵੇ ਨਹਿ ਲੱਗੈ ਦਾਗਾ ਐਸਾ ਮਨ ਨੂੰ ਰੰਗ ਚੜੇ ਬਸ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਹੀ ਸੂਰਮੇ ਜਾਣੀਏ ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗੇ ਇਹਦਾ ਅਰਥ ਕਰ ਰਹੇ ਹਾਂ ਜਿਵੇਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਚਾਹੇ ਬੋਲ ਕੇ ਕਰੋ ਚਾਹੇ ਗਾ ਕੇ ਅਨਰਥ ਨਾ ਹੋਵੇ ਬਸ ਉਹਨਾਂ ਨੂੰ ਹੀ ਜਾਣੋ ਸੂਰ ਮੈਂ ਹਰੀ ਨਾਮ ਦਾ ਜਿਨਾ ਨੂੰ ਰੰਗ ਲਗੇ ਉਹਨਾਂ ਨੂੰ ਹੀ ਜਾਣੋ ਸੂਰ ਮੈਂ ਹਰੀ ਨਾਮ ਦਾ ਜਿਨਾ ਨੂੰ ਰੰਗ ਲੱਗਿਆ ਉਹਨਾਂ ਨੂੰ ਹੀ ਜਾਣੋ ਸੂਰ ਮੈਂ ਹਰੀ ਨਾਮ ਦਾ ਜਿਨਾ ਨੂੰ ਰੰਗ ਲੱਗਿਆ ਉਹਨਾਂ ਨੂੰ ਹੀ ਜਾਣੋ ਸੂਰਜ ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲਗਿਆ ਉਹਨਾਂ ਨੂੰ ਹੀ ਜਾਣੋ ਸੂਰਜ ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲਗਿਆ ਉਹਨਾਂ ਨੂੰ ਹੀ ਜਾਣੋ ਸੂਰਜ ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲਗਿਆ ਉਹਨਾਂ ਨੂੰ ਜਾਣੋ ਸੂਰਮੇ ਹਰੀ ਨਾਮ ਦਾ ਸੱਚੇ ਨਾਮ ਦਾ ਜਿਨਾ ਨੂੰ ਰੰਗ ਲੱਗੇ ਓਏ ਉਹਨਾਂ ਨੂੰ ਹੀ ਜਾਣੋ ਸੂਰਮੇ ਹਰੀ ਨਾਮ ਦਾ ਜਿਨਾ ਨੂੰ ਰੰਗ ਲੱਗੇ ਉਹਨਾਂ ਨੂੰ ਹੀ ਜਾਣੋ ਸੂਰਮੇ ਹਰੀ ਨਾਮ ਦਾ ਜਿਨਾ ਨੂੰ ਰੰਗ ਆ ਉਹਨਾਂ ਨੂੰ ਹੀ ਜਾਣੋ ਸੂਰ ਮੇ ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ ਉਹਨਾਂ ਨੂੰ ਹੀ ਜਾਣੋ ਉਹਨਾਂ ਨੂੰ ਹੀ ਜਾਣੋ ਸੂਰ ਮੇ ਰੰਗ ਲੱਗਦਾ ਲੱਗਦਾ ਲੱਗਦਾ ਰੰਗ ਚੜਦਾ ਚੜਦਾ ਚੜ ਜਾਂਦਾ ਚੜਦਾ ਚੜ ਜਾਂਦਾ ਚੜਦਾ ਚੜਦਾ ਚੜ ਜਾਂਦਾ ਚੜਦਾ ਚੜ ਜਾਂਦਾ ਰੰਗ ਚੜਦਾ ਚੜਦਾ ਚੜ ਜਾਂਦਾ ਇਹ ਚੱਲ ਕੇ ਸੰਗਤ ਵਿੱਚ ਆਈਏ ਰਲ ਕੇ ਸੰਗਤ ਵਿੱਚ ਆਈ ਵੇ ਰੰਗ ਚੜਦਾ ਚੜਦਾ ਰੰਗ ਚੜਦਾ ਚੜਦਾ ਚੜ ਜਾਂਦਾ ਇਹ ਰੰਗ ਸੰਗਤ ਵਿੱਚ ਆਈਏ ਚੜਦਾ ਚੜਦਾ ਚੜ ਜਾਂਦਾ ਰੰਗ ਚੜਦਾ ਚੜਦਾ ਚੜ ਜਾਂਦਾ ਰੰਗ ਸੰਗਤ ਵਿੱਚ ਆਈਏ ਚੜਦਾ ਚੜ ਜਾਂਦਾ ਰੰਗ ਚੜਦਾ ਚੜਦਾ ਚੜ ਜਾਂਦਾ ਸਤਗੁਰ ਦੇ ਬਚਨ ਕਮਾਈਏ ਸਤਗੁਰ ਦੇ ਬਚਨ ਕਮਾਈਏ ਰੰਗ ਚੜਦਾ ਚੜਦਾ ਚੜਦਾ ਚੜਦਾ ਚੜ ਜਾਂਦਾ ਸਤਗੁਰ ਦੇ ਬਚਨ ਕਮਾਈਓ ਚੜਦਾ ਰੰਗ ਚੜ ਜਾਂਦਾ ਭਾਈ ਲਾਲ ਰੰਗ ਤੇ ਸਕੋ ਲੱਗਾ ਜਿਸ ਕੇਵਡ ਭਾਗਾ ਮੈਲਾ ਕਦੇ ਨਾ ਹੋਵੇ ਹੀ ਨਹਿ ਲੱਗਾ ਇੱਕ ਵਾਰੀ ਜਿੰਨੂੰ ਇਹ ਰੰਗ ਚੜ ਗਿਆ ਮੁੜ ਕੇ ਫਿਰ ਲੈ ਨਹੀਂ ਸਕਦਾ ਐਸਾ ਰੰਗ ਚੜਦਾ ਇੱਕ ਵਾਰੀ ਬੰਦਾ ਇਸ ਰਾਹ ਤੇ ਤੁਰ ਪਏ ਸਹੀ ਬੜਾ ਸਵਾਦ ਆ ਜਾਂਦਾ ਪਿਆਰਿਓ ਆਨੰਦ ਬੜਾ ਹੈ ਜੇ ਇਸ ਰਾਹ ਤੇ ਤੁਰੀਏ ਪਰ ਇਹ ਗੱਲ ਹੈ ਵੀ ਕਈ ਵਾਰੀ ਇਕੱਲੇ ਤੁਰਨਾ ਪੈਂਦਾ ਹੈ ਇਹਨਾਂ ਵੇਖੀਏ ਕਿੰਨੇ ਮੇਰੇ ਨਾਲ ਆ ਰਹੇ ਆ ਕਿੰਨੇ ਮੇਰੇ ਮਗਰ ਆ ਰਹੇ ਆ ਕਿੰਨੇ ਮੇਰੇ ਪਿੱਛੇ ਆ ਰਹੇ ਆ ਫਿਰ ਇਹਨਾਂ ਵੇਖੀਏ ਕੌਣ ਰੁੱਸ ਗਿਆ ਕੌਣ ਟੁੱਟ ਗਿਆ ਬਸ ਫਿਰ ਤੇ ਕੋਈ ਰੁੱਸਦਾ ਨਹੀਂ ਸਾਰੇ ਨਾਰਾਜ਼ ਹੋ ਸਕਦੇ ਆ ਸਾਰੇ ਰਿਸ਼ਤੇ ਟੁੱਟ ਸਕਦੇ ਆ ਪਰ ਬੰਦਾ ਜੇ ਇਸ ਰਾਹ ਤੇ ਤੁਰੇ ਫਿਰ ਤੁਰਿਆ ਚੱਲੇ ਫਿਰ ਵੋਟਾਂ ਨਾ ਵੇਖੇ ਵੀ ਮੇਰੇ ਨਾਲ ਕਿੰਨੇ ਬੰਦੇ ਆ ਫਲਾਣਾ ਕੀ ਕਹਿੰਦਾ ਫਲਾਣਾ ਕੀ ਕਹਿੰਦਾ ਤੁਰਿਆ ਚੱਲ ਇਹ ਕੱਲਿਆਂ ਦਾ ਮਾਰਗ ਹੈ ਕੱਲਿਆਂ ਦਾ ਬਸ ਤੁਰਿਆ ਚੱਲੇ ਬਸ ਦਿਲੋਂ ਕਵੇ ਵੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਤੁਹਾਡੇ ਸਿਧਾਂਤਾਂ ਤੋਂ ਮੂੰਹ ਨਾ ਫੇਰੀਏ ਤੁਹਾਡੇ ਦੱਸੇ ਹੋਏ ਰਾਹ ਤੇ ਤੁਰੇ ਚੱਲੀਏ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਤੁਹਾਡੇ ਤੋਂ ਮੁਖ ਨਾ ਮੋੜੀਏ ਬਸ ਤੁਰੇ ਚੱਲੀਏ ਇਹ ਇਹ ਅਰਦਾਸ ਕਰਕੇ ਫਿਰ ਤੁਰਿਆ ਚੱਲੇ ਲਾਲ ਰੰਗ ਤੇ ਸਕੌਲ ਲੱਗਾ ਜਿਸ ਕੇਵਟ ਭਾਗਾ ਮਹਿਲਾ ਕਦੇ ਨਾ ਹੋਵੇ ਨਹਿ ਲੱਗੇ ਤੱਕ ਪਰ ਉਹ ਦਾਗ ਥੋੜਾ ਜ਼ਿੰਦਗੀ ਵਿੱਚ ਲੱਗਦਾ ਕੋਈ ਫਿਰ ਕੋਈ ਬੇਮੁਖ ਨਹੀਂ ਹੋਣ ਲੱਗਾ ਕੋਈ ਗਦਾਰੀ ਥੋੜਾ ਕਰ ਜਾਏਗਾ ਉਹ ਬੰਦਾ ਜਿਹਨੂੰ ਅੰਦਰੋਂ ਰੰਗ ਲੱਗਦਾ ਜਿਹੜਾ ਅੰਦਰੋਂ ਬਦਲਦਾ ਅੰਦਰੋਂ ਚੇਂਜ ਹੋ ਜਾਂਦਾ ਫਿਰ ਫਿਰ ਇਤਿਹਾਸ ਪੜ ਕੇ ਵੇਖਦੇ ਆ ਭਾਵੇਂ ਤਵੀਆਂ ਤੇ ਭਾ ਦਿਓ ਭਾਵੇਂ ਦੇਗਾਂ ਚ ਕਾੜ ਦਿਓ ਭਾਵੇਂ ਰੂਹ ਵਿੱਚ ਸਾੜ ਦਿਓ ਭਾਵੇਂ ਬੰਦ-ਬੰਦ ਕੱਟ ਦਿਓ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਵੀ ਭਾਵੇਂ ਆ ਜਾਣ ਉਹ ਗੁਰੂ ਦੇ ਸਿੱਖ ਚੱਲ ਸਕਦੇ ਐ ਜਿਨ੍ਹਾਂ ਦੇ ਮਨ ਨੂੰ ਰੰਗ ਚੜਿਆ ਹੋਇਆ ਹੁੰਦਾ ਸੱਚ ਦਾ ਨਸ਼ਾ ਚੜ ਜਾਏ ਸੱਚ ਦਾ ਰੰਗ ਮਨ ਨੂੰ ਲੱਗ ਜਾਏ ਗੁਰਬਾਣੀ ਨਾਲ ਜੁੜ ਕੇ ਅੰਦਰੋਂ ਜਿਹੜੇ ਬੰਦੇ ਭਿੱਜੇ ਹੋਏ ਹੁੰਦੇ ਐ ਉਹ ਫਿਰ ਟੁੱਟ ਨਹੀਂ ਸਕਦੇ ਇੱਥੇ ਉਹਨਾਂ ਭੈਣਾਂ ਨੇ ਵੀ ਜਿਨ੍ਹਾਂ ਨੇ ਗੁਰਬਾਣੀ ਨਾਲ ਜੁੜੀਆਂ ਉਹਨਾਂ ਨੇ ਆਪਣੇ ਬੱਚਿਆਂ ਦੇ ਨਿੱਕੇ ਨਿੱਕਿਆਂ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ ਇਤਿਹਾਸ ਪੜ੍ਹਦੇ ਆ ਨਾ ਵੇਖੋ ਮੀਰ ਮੰਨੂ ਦੀਆਂ ਜੇਲਾਂ ਅੰਦਰ ਸਵਾ ਸਵਾ ਮੰਨਦੇ ਪੀਸਣ ਦੀ ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੁਕੜੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਉਹ ਸਾਰੇ ਉਹ ਗੁਰੂ ਦੇ ਸਿੱਖ ਨੇ ਜਿਨ੍ਹਾਂ ਦੇ ਮਨ ਨੂੰ ਰੰਗ ਚੜਿਆ ਹੋਇਆ ਹੈ ਮਨ ਮਨ ਨੂੰ ਰੰਗ ਚੜਿਆ ਹੋਇਆ ਉੱਤੋਂ ਉੱਤੋਂ ਨਹੀਂ ਇਸ ਕਰਕੇ ਮਨ ਰੰਗ ਮਨ ਨੂੰ ਰੰਗ ਚੜੇ ਮਨ ਬਦਲੇ ਮਨ ਚੇਂਜ ਹੋਵੇ ਫਿਰ ਤੇ ਜਿੰਨੀਆਂ ਵਰਜੀ ਮਰਜੀ ਮੁਸੀਬਤਾਂ ਆ ਜਾਣ ਫਿਰ ਬੰਦਾ ਪਰਵਾਹ ਨਹੀਂ ਕਰਦਾ ਪਰ ਇੱਕ ਵਾਰੀ ਰਿਸ਼ਤਾ ਬਣ ਜਾਏ ਸਹੀ ਇੱਕ ਵਾਰੀ ਪਿਆਰ ਪੈ ਜਾਏ ਜਦੋਂ ਬੰਦੇ ਨੂੰ ਅੰਦਰੋਂ ਪਿਆਰ ਪੈ ਜਾਂਦਾ ਨਾ ਰਿਸ਼ਤਾ ਬਣ ਜਾਂਦਾ ਫਿਰ ਨਹੀਂ ਟੁੱਟਦਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਜਿਹੜਾ ਉਹ ਫਿਰ ਭੁੱਲ ਨਹੀਂ ਸਕਦਾ ਭਾਵੇਂ ਟੁਕੜੇ ਟੁਕੜੇ ਕਰ ਦਿਓ ਬਸ ਇੱਕ ਵਾਰੀ ਸੱਚ ਨਾਲ ਰਿਸ਼ਤਾ ਜੁੜ ਜਾਏ ਸਹੀ ਫਿਰ ਨਹੀਂ ਟੁੱਟ ਸਕਦਾ ਆਓ ਇਤਿਹਾਸ ਨੂੰ ਥੋੜਾ ਜਿਹਾ ਨਾਲ ਲੈਨੇ ਕਿਉਂਕਿ ਗੁਰਬਾਣੀ ਦੀ ਵਿਚਾਰ ਸਮਝਣ ਵਾਲੇ ਤੁਹਾਡੇ 'ਚ ਬੜੇ ਸਰੋਤੇ ਬੈਠੇ ਆ ਦਿਸਦੇ ਆ ਪਤਾ ਲੱਗਦਾ ਹੈ ਪਰ ਕਈ ਇਦਾਂ ਦੇ ਵੀ ਹੁੰਦੇ ਆ ਜਿਹੜੇ ਅਜੇ ਥੋੜਾ ਥੋੜਾ ਇਤਿਹਾਸ ਨੂੰ ਸਮਝ ਕੇ ਫਿਰ ਹੌਲੀ ਹੌਲੀ ਅੱਗੇ ਨੂੰ ਤੁਰਦੇ ਆ ਇਤਿਹਾਸ ਵੀ ਨਾਲ ਲਈਏ ਫਿਰ ਕਈ ਇਤਿਹਾਸ ਦੇ ਨਾਲ ਮਨ ਉਹਨਾਂ ਦਾ ਖਲੋ ਜਾਂਦਾ ਟਿਕ ਜਾਂਦਾ ਹੈ ਨਹੀਂ ਤੇ ਕਈਆਂ ਨੂੰ ਸੁਸਤੀ ਚੜ ਜਾਂਦੀ ਹੈ ਜਦੋਂ ਗੁਰਬਾਣੀ ਦੀ ਵਿਚਾਰ ਚੱਲੇ ਨਾ ਹਰ ਬੰਦਾ ਫਿਰ ਸਮਝ ਘੱਟ ਹੀ ਆਉਂਦੀ ਕਈਆਂ ਦੇ ਦਿਮਾਗ ਵਿੱਚ ਤੇ ਬਹੁਤ ਵੱਡੇ ਤੁਹਾਡੀ ਸੰਗਤ ਵਿੱਚ ਬਹੁਤ ਪਿਆਰ ਵਾਲੇ ਸਰੋਤੇ ਨਜ਼ਰ ਆਉਂਦੇ ਜਿਹੜੇ ਗੁਰਬਾਣੀ ਨੂੰ ਸਮਝਦੇ ਐਦਾਂ ਹੀ ਹੈ ਹੌਲੀ ਹੌਲੀ ਇੱਕ ਸਟੈਪ ਦੂਜਾ ਸਟੈਪ ਐਦਾਂ ਹੀ ਹੌਲੀ ਹੌਲੀ ਅੱਗੇ ਨੂੰ ਜਾਣਾ ਐਦਾਂ ਹੀ ਵਿੱਚ ਵਿੱਚ ਇਤਿਹਾਸ ਨੂੰ ਲਓ ਭਾਵੇਂ ਜਿਵੇਂ ਮਰਜ਼ੀ ਹੌਲੀ ਹੌਲੀ ਅੱਗੇ ਨੂੰ ਵਧਣ ਦੀ ਲੋੜ ਹੈ ਬਸ ਤੁਰੀਏ ਸਹੀ ਅੱਗੇ ਨੂੰ ਤੁਰੀਏ ਜਦੋਂ ਸਿੰਘ ਕਾਬੂ ਨਹੀਂ ਆਏ ਤੇ ਮੀਰ ਮੰਨੂ ਨੇ ਉਸ ਵੇਲੇ ਫੈਸਲਾ ਕੀਤਾ ਕਹਿੰਦਾ ਵੀ ਇਹਨਾਂ ਦੇ ਘਰਾਂ 'ਚ ਜਾਓ ਜਿਹੜੀਆਂ ਵੀ ਕੋਈ ਬੀਬੀਆਂ ਜਾਂ ਬੱਚੇ ਸਾਹਮਣੇ ਆ ਜਾਣ ਗ੍ਰਿਫਤਾਰ ਕਰ ਲੈਣੇ ਜੇ ਕੋਈ ਬਜ਼ੁਰਗ ਹੋਵੇ 50 ਸਾਲ ਤੋਂ ਵੱਡੀ ਉਮਰ ਦਾ ਹੋਵੇ ਮੌਤ ਦੇ ਘਾਟ ਉਤਾਰ ਦਿਓ ਜੇ ਕੋਈ ਨੌਜਵਾਨ ਬੀਬੀ ਹੋਵੇ ਚਾਹੇ ਵਿਆਹੀ ਹੈ ਚਾਹੇ ਕੁਵਾਰੀ ਹੈ ਉਹਨੂੰ ਫੜ ਕੇ ਲੈ ਕੇ ਆਓ ਤੇ ਜਿੰਨੇ ਬੱਚੇ ਇਹਨਾਂ ਦੇ ਗ੍ਰਿਫਤਾਰ ਹੁੰਦੇ ਆ ਜਿੰਨੇ ਬੱਚੇ ਫੜੇ ਜਾਂਦੇ ਆ ਬੱਚਿਆਂ ਨੂੰ ਫੜ ਕੇ ਲਿਆਓ ਬੱਚਿਆਂ ਨੂੰ ਬਦਲ ਦੇਾਂਗੇ ਬੱਚਿਆਂ ਦੇ ਅੰਦਰ ਬੱਚਿਆਂ ਦੇ ਅੰਦਰੋਂ ਸਿੱਖੀ ਦਾ ਜਜ਼ਬਾ ਖਤਮ ਕਰ ਦੇਾਂਗੇ ਬੜਾ ਸੌਖਾ ਇਹਨਾਂ ਨੂੰ ਬਦਲਣਾ ਹੋ ਜਾਏਗਾ ਅੱਜ ਵੀ ਇਦਾਂ ਦਾ ਕੁਝ ਹੀ ਚੱਲਦਾ ਹੈ ਤੁਸੀਂ ਨਿੱਕੇ ਨਿੱਕੇ ਬੱਚਿਆਂ ਨੂੰ ਵੇਖੋ ਅੱਜ ਗੁਰਮਤ ਗੁਰਬਾਣੀ ਦੀ ਗੱਲ ਨਹੀਂ ਇੱਥੇ ਪ੍ਰਾਈਵੇਟ ਸਕੂਲਾਂ ਵਿੱਚ ਆਪਾਂ ਬੱਚੇ ਪੜ੍ਹਨੇ ਪਾਏ ਹੋਏ ਆ ਪ੍ਰਾਈਵੇਟ ਸਕੂਲਾਂ ਵਿੱਚ ਵੇਖੋਗੇ ਤੁਸੀਂ ਭੰਗੜਾ ਸਿਖਾਇਆ ਜਾਂਦਾ ਸਕੂਲਾਂ ਦੇ ਵਿੱਚ ਤੁਸੀਂ ਵੇਖੋ ਬੱਚਿਆਂ ਨੂੰ ਗਿੱਧਾ ਸਿਖਾਇਆ ਜਾਂਦਾ ਭੰਗੜਾ ਸਿਖਾਇਆ ਜਾਂਦਾ ਨਿੱਕੇ ਨਿੱਕੇ ਨਿਆਣਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਹਾਲਾਂਕਿ ਇਹ ਵੱਡੀ ਵੱਡੀ ਸਾਜ਼ਿਸ਼ ਰਚੀ ਗਈ ਸੀ ਏਜੰਸੀਆਂ ਵੱਲੋਂ ਸਨ 84 ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਖੜਕੂ ਸਿੰਘਾਂ ਦਾ ਸਮਾਂ ਚੱਲਦਾ ਸੀ ਹੱਕਾਂ ਦੀ ਗੱਲ ਚੱਲੀ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਐ 17 ਮਤੇ ਆਨੰਦਪੁਰ ਦੇ ਸਾਰਿਆਂ ਨੂੰ ਪਤਾ ਹੈ ਉਸ ਵੇਲੇ ਉਹਨਾਂ ਵੇਲਿਆਂ ਦੀ ਸਰਕਾਰ ਨੇ ਸੋਚਿਆ ਸੀ ਵੀ ਇਹਨਾਂ ਦਾ ਕਰੀਏ ਕੀ ਫਿਰ ਉਹਨਾਂ ਨੇ ਸੱਭਿਆਚਾਰ ਦੇ ਨਾਂ ਉੱਤੇ ਪੰਜਾਬ ਦੇ ਕਾਲਜਾਂ ਵਿੱਚ ਸਕੂਲਾਂ ਦੇ ਵਿੱਚ ਸੱਭਿਆਚਾਰ ਦੇ ਨਾਂ ਉੱਤੇ ਭੰਗੜਾ ਸਿਖਾਉਣਾ ਸ਼ੁਰੂ ਕੀਤਾ ਟੀਮਾਂ ਬਣੀਆਂ ਟੀਮਾਂ ਜਿਹੜੇ ਤੁਹਾਡੇ ਵਿੱਚ ਪੁਰਾਣੇ ਪੜ੍ਹੇ ਐ ਜਿਹੜੇ ਬਜ਼ੁਰਗ ਤੁਹਾਡੇ ਵਿੱਚ ਇੱਥੇ ਕੋਈ ਗ੍ਰੈਜੂਏਸ਼ਨ ਕੀਤੀ ਹੋਵੇ ਜਿਨਨੇ ਕੋਈ ਬੀਏ ਪਾਸ ਤੁਹਾਡੇ 'ਚ ਬੈਠਾ ਹੋਵੇ ਪਰ ਬੀਏ ਪਾਸ ਉਹਨੇ ਕੀਤੀ ਹੋਵੇ 85 ਤੋਂ 90 95 ਦੇ ਵਿੱਚ ਵਿੱਚ 85 ਤੋਂ ਲੈ ਕੇ 90 ਦੇ ਵਿੱਚ ਵਿੱਚ ਇਹਨਾਂ 5 ਸਾਲਾਂ ਦੇ ਵਿੱਚ ਹਰੇਕ ਸਕੂਲ ਦੇ ਵਿੱਚ ਇਹਨਾਂ ਨੇ ਭੰਗੜਾ ਤੇ ਗਿੱਧਾ ਸਿਖਾਇਆ ਉਦੋਂ ਪਹਿਲਾਂ ਨਹੀਂ ਸੀ ਇਹ ਕੁਝ ਪੰਜਾਬ ਦੇ ਵਿੱਚ ਜਾਣ ਕੇ ਸੱਭਿਆਚਾਰ ਦੇ ਨਾਂ ਉੱਤੇ ਪੰਜ ਚਾਰ ਗਾਇਕ ਇਦਾਂ ਦੇ ਇਹਨਾਂ ਨੇ ਪ੍ਰਮੋਟ ਕੀਤੇ ਜਦੋਂ ਵੇਖਿਆ ਵੀ ਇਹ ਬੰਦੇ ਆਪਣੇ ਹੱਕ ਮੰਗਣ ਲੱਗ ਪਏ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕਾਂ ਵਿੱਚ ਜੋਸ਼ ਹੈ ਇਹ ਵੱਖਰੀ ਕਿਸਮ ਦੇ ਨੇ ਬੜਾ ਜੋਸ਼ ਵਾਲੇ ਐ ਬੜੀ ਹਿੰਮਤ ਵਾਲੇ ਐ ਦਲੇਰ ਨੇ ਪਰ ਉਸ ਵੇਲੇ ਇਹਨਾਂ ਦਾ ਸਪਿਰਿਟ ਮਾਰਨ ਵਾਸਤੇ ਇਹਨਾਂ ਨੂੰ ਡਾਊਨ ਕਰਨ ਵਾਸਤੇ ਇਹਨਾਂ ਨੇ ਫਿਰ ਪਲਾਨ ਕੀਤਾ ਕੱਲੇ ਕੱਲੇ ਸਕੂਲ ਦੇ ਵਿੱਚ ਕੱਲੇ ਕੱਲੇ ਸਕੂਲ ਵਿੱਚ ਕਾਲਜ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਨੇ ਭੰਗੜੇ ਸਿਖਾਏ ਗਿੱਧੇ ਸਿਖਾਏ ਤੇ ਜਿਹੜੇ ਨੌਜਵਾਨ ਰੈਫਲਾਂ ਚੁੱਕੀ ਫਿਰਦੇ ਸੀ ਹੱਕਾਂ ਦੀ ਗੱਲ ਕਰਦੇ ਸੀ ਉਧਰੋਂ ਤੇ ਇਹਨਾਂ ਨੇ ਅਤਵਾਦੀ ਕਹਿ ਕੇ ਮਾਰੇ ਵੀ ਬਹੁਤ ਮੁਕਾਬਲੇ ਝੂਠੇ ਬਣਾ ਬਣਾ ਕੇ ਬੇਅੰਤ ਸਿੰਘ ਪੰਜਾਬ ਦੇ ਮਾਰੇ ਵੀ ਬਹੁਤ ਆ ਉਧਰ ਤੇ ਹਥਿਆਰਾਂ ਨਾਲ ਕੰਮ ਕਰਦੇ ਰਹੇ ਆਪਣਾ ਕਾਲਜਾਂ ਦੇ ਵਿੱਚ ਵੜ ਕੇ ਗਿੱਧੇ ਭੰਗੜੇ ਸਿਖਾਉਂਦੇ ਰਹੇ ਐਸਾ ਸ਼ੌਂਕ ਪੈਦਾ ਕੀਤਾ ਕਿ ਉਹ ਹਥਿਆਰ ਫੜਨ ਵਾਲੇ ਦੁਸ਼ਮਣ ਦੀ ਜ਼ਾਲਮ ਦੀ ਸੰਗੀ ਫੜਨ ਵਾਲੇ ਜਿਹੜੇ ਨੌਜਵਾਨ ਸੀ ਉਹ ਚੁਟਕੀਆਂ ਵਜਾਉਣ ਲੱਗ ਪਏ ਉਹ ਭੰਗੜਾ ਸਿੱਖ ਗਏ ਗਿੱਧਾ ਸਿੱਖ ਗਏ ਸਾਰੇ ਦਾ ਸਾਰਾ ਸਪਿਰਿਟ ਮਾਰਦਾ ਪੰਜਾਬ ਦੇ ਵਿੱਚ ਉਹਨਾਂ 5 ਸਾਲਾਂ ਦੇ ਵਿੱਚ ਇਹਨਾਂ ਨੇ ਸਿਖਾਣਾ ਸ਼ੁਰੂ ਕੀਤਾ ਤੇ ਤੁਸੀਂ ਵੇਖੋ ਅੱਜ ਤੱਕ ਵੀ ਉਦਾਂ ਹੀ ਹੈ ਕਿਸੇ ਸਕੂਲ ਵਿੱਚ ਗੁਰਬਾਣੀ ਨਹੀਂ ਸਿਖਾਈ ਜਾਂਦੀ ਗਿੱਧਾ ਪੰਗੜਾ ਨਚਾਰ ਬਣਾਇਆ ਜਾਂਦਾ ਨਚਾਰ ਤੇ ਅੱਜ ਪੰਜਾਬ ਦੇ ਵਿੱਚ ਨਚਾਰ ਹੀ ਪੈਦਾ ਹੋ ਰਹੇ ਸੂਰਮੇ ਕਿੱਥੇ ਰਹਿ ਗਏ ਗੁਰਬਾਣੀ ਦੀ ਵਿਚਾਰ ਕਿੱਥੇ ਰਹਿ ਗਏ ਤੇ ਸਾਊਥ ਇੰਡੀਆ ਵੱਲ ਚਲੇ ਜਾਓ ਮੈਂ ਕਈ ਵਾਰੀ ਗਿਆ ਉਧਰ ਤੁਸੀਂ ਜਾਓ ਪੰਜਾਬੀਆਂ ਨੂੰ ਜਾਣਦੇ ਹੀ ਬੱਲੇ ਬੱਲੇ ਕਰਕੇ ਤੁਸੀਂ ਆਪਾਂ ਨੂੰ ਜਦੋਂ ਵੇਖਣਗੇ ਨਾ ਵੀ ਪੱਗ ਵਾਲਾ ਬੰਦਾ ਲੱਭ ਗਿਆ ਦਸਤਾਰ ਵਾਲਾ ਬੰਦਾ ਵੇਖਣਗੇ ਤੇ ਤੁਹਾਨੂੰ ਇਦਾਂ ਹੱਥ ਕਰ ਲੈਣਗੇ ਬੱਲੇ ਬੱਲੇ ਬੱਲੇ ਇਦਾਂ ਕਰਨ ਲੱਗ ਜਾਂਦੇ ਸਾਨੂੰ ਵੇਖ ਕੇ ਉਹਨਾਂ ਨੂੰ ਪਤਾ ਕੀ ਲੱਗਦਾ ਵੀ ਇਹ ਨੱਚਣ ਗਾਉਣ ਵਾਲੇ ਆ ਤੇ ਜੇ ਤੁਸੀਂ ਪੁੱਛੋਗੇ ਵੀ ਤੁਸੀਂ ਕਿੱਥੇ ਵੇਖਿਆ ਕਹਿਣਗੇ ਤੁਹਾਡੇ ਪੰਜਾਬੀ ਚੈਨਲ ਇੱਥੇ ਚੱਲਦੇ ਆ ਸਾਰਾ ਦਿਨ ਭੰਗੜਾ ਚੱਲੀ ਜਾਂਦਾ ਗੀਤ ਚੱਲੀ ਜਾਂਦੇ ਨੇ ਕਹਿੰਦੇ ਸਾਨੂੰ ਤੇ ਇਹ ਲੱਗਦਾ ਵੀ ਬਸ ਇਹ ਨੱਚਣ ਵਾਲੇ ਹੀ ਨੇ ਬੱਲੇ ਬੱਲੇ ਵਾਲੇ ਨੇ ਹੋਰ ਇਹਨਾਂ ਨੂੰ ਕੁਝ ਨਹੀਂ ਆਉਂਦਾ ਇਹ ਬੱਲੇ ਬੱਲੇ ਵਾਲੇ ਨੇ ਸਾਡੀ ਪਛਾਣ ਇਦਾਂ ਦੀ ਬਣਾਤੀ ਪਰ ਦੱਸੋ ਸਾਡੀ ਪਛਾਣ ਕਿਤੇ ਇਦਾਂ ਦੀ ਸੀ ਸਿੱਖ ਕਿਤੇ ਬੱਲੇ ਬੱਲੇ ਕਰਨ ਵਾਲੇ ਹੀ ਸੀ ਮਨੋਰੰਜਨ ਕਰਨ ਵਾਲੇ ਹੀ ਸੀ ਸਿੱਖ ਕਿਤੇ ਕਿਹੜੇ ਪਾਸੇ ਨੂੰ ਤੋੜ ਦਿੱਤਾ ਅੱਜ ਵੀ ਤੁਸੀਂ ਬੰਬੇ ਦੇ ਵਿੱਚ ਚਲੇ ਜਾਓ ਜਿੰਨੇ ਬਾਲੀਵੁੱਡ ਵਿੱਚ ਫਿਲਮਾਂ ਬਣਦੀਆਂ ਜਿੰਨੇ ਗਾਇਕ ਨੇ ਜਿੰਨੇ ਸਾਜੀ ਨੇ ਜਿੰਨੇ ਐਕਟਰ ਨੇ ਉਹਨਾਂ ਸਾਰਿਆਂ ਦੇ ਵਿੱਚੋਂ 50% ਪੰਜਾਬ ਦੇ ਨੇ ਅੱਜ ਵੀ ਜਿੰਨਾ ਮਨੋਰੰਜਨ ਕਰ ਰਹੇ ਨੇ ਨਾ ਭਾਰਤ ਦਾ 50% ਪੰਜਾਬੀ ਨੇ ਵੱਡੇ ਵੱਡੇ ਸ਼ੋਅ ਕਰਦੇ ਐ ਵੱਡੇ ਵੱਡੇ ਜਿੰਨੇ ਐਕਟਰ ਨੇ ਉਹਨਾਂ ਵਿੱਚੋਂ 50% ਪੰਜਾਬੀ ਨੇ ਅੱਜ ਸਾਡੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਐਕਟਰ ਬਣੇ ਐ ਨਕਲੀ ਹੀਰੋ ਬਣੇ ਐ ਜਿਹੜੇ ਪਰ ਉਹ ਅਸਲੀ ਹੀਰੋ ਵੀ ਬਣ ਸਕਦੇ ਸੀ ਨਕਲੀ ਐਕਟਿੰਗ ਕਰਦੇ ਐ ਉਹ ਤੇ ਅਸਲੀ ਅਸਲੀ ਐਕਟਿੰਗ ਕਰਨ ਵਾਲਿਆਂ ਦੀ ਔਲਾਦ ਐ ਅਸਲੀ ਜੰਗਾ ਕਰਨ ਵਾਲਿਆਂ ਦੀ ਔਲਾਦ ਐ ਜਿਹੜੇ ਉਹ ਅੱਜ ਨਕਲੀ ਕਰ ਰਹੇ ਐ ਅੱਜ ਵੀ 50% ਪੰਜਾਬੀ ਨੇ ਉਹ ਜਿੰਨੇ ਜਿੰਨੇ ਪੰਜਾਬੀ ਨੇ ਤੁਸੀਂ ਜਿੰਨੀ ਬਾਲੀਵੁੱਡ ਇੰਡਸਟਰੀ ਉੱਥੇ ਜਾ ਕੇ ਵੇਖੋ ਬੰਬੇ ਦੇ ਵਿੱਚ ਕੱਲੇ ਕੱਲੇ ਬੰਦੇ ਨੂੰ ਮਿਲ ਕੇ ਵੇਖੋ ਇੱਕ ਦੋ ਵਾਰੀ ਬੰਬੇ ਗਿਆ ਮੈਂ ਉੱਥੇ ਜਿੱਥੇ ਜਿੱਥੇ ਇਹ ਪ੍ਰੋਗਰਾਮ ਕਰਦੇ ਨੇ ਬਣਦਾ ਹੈ ਸਾਰਾ ਕੁਝ ਤੇ ਮੈਨੂੰ ਉੱਥੋਂ ਦੇ ਬੰਦੇ ਕਹਿੰਦੇ ਆਓ ਤੁਹਾਨੂੰ ਸਾਰਾ ਘੁਮਾ ਕੇ ਲਿਆਈਏ ਤੇ ਜਦੋਂ ਅਸੀਂ ਉਧਰ ਘੁੰਮਣ ਗਏ ਵੇਖਿਆ ਵੀ ਆ ਕੀ ਕੁਝ ਕਿਵੇਂ ਕਿਵੇਂ ਇੱਥੇ ਨਾਟਕ ਬਣਦਾ ਹੈ ਇੱਥੇ ਆ ਬਣਦਾ ਹੈ ਇੱਥੇ ਆ ਬਣਦਾ ਹੈ ਉੱਥੇ ਮੈਂ ਮਿਲਿਆ ਬੰਦਿਆਂ ਨੂੰ ਬਹੁਤੇ ਪੰਜਾਬੀ ਡਾਇਰੈਕਟਰ ਪੰਜਾਬੀ ਸਾਜੀ ਨੇ ਉਹ ਪੰਜਾਬੀ ਜਿੰਨੇ ਗਾਉਣ ਵਾਲੇ ਐਕਟਰ ਸਭ ਪੰਜਾਬੀ 50% ਸਾਰੇ ਹਿੰਦੁਸਤਾਨ ਦੇ ਨੇ 50% ਇਕੱਲੇ ਹੀ ਪੰਜਾਬ ਦੇ ਇੰਨੇ ਐਕਟਰ ਨੇ ਪੰਜਾਬ ਦੇ ਇਹ ਸਾਰਿਆਂ ਦਾ ਸਾਥ ਦਿਮਾਗ ਉਧਰ ਨੂੰ ਲਾਤਾ ਨੱਚਣ ਲਾਤੇ ਨਚਾਰਾ ਨਚਾਰ ਬਣ ਗਏ ਪਰ ਹੈ ਸੂਰਮਿਆਂ ਦੀ ਕੌਮ ਸੀ ਜਝਾਰੂਆਂ ਦੀ ਕੌਮ ਸੀ ਬੜੇ ਕਮਾਲ ਦੇ ਬਣ ਸਕਦੇ ਸੀ ਕੁਛ ਕੁਝ ਲੱਕੜਾਂ ਘੜੀਆਂ ਨਹੀਂ ਜਾ ਸਕਦੀਆਂ ਹਰੇਕ ਲੱਕੜ ਘੜੀ ਨਹੀਂ ਜਾ ਸਕਦੀ ਹਰੇਕ ਪੱਥਰ ਘੜਿਆ ਨਹੀਂ ਜਾ ਸਕਦਾ ਹਰੇਕ ਪੱਥਰ ਨਹੀਂ ਘੜਿਆ ਜਾ ਸਕਦਾ ਇਹ ਪੰਜਾਬੀ ਇਦਾਂ ਦੇ ਸੀ ਜੇ ਕਿਤੇ ਕੋਈ ਇਹਨਾਂ ਨੂੰ ਘੜਨ ਵਾਲਾ ਮਿਲ ਜਾਂਦਾ ਤੇ ਕਮਾਲ ਦੇ ਘੜੇ ਜਾ ਸਕਦੇ ਆ ਕਮਾਲ ਦੇ ਘੜੇ ਜਾ ਸਕਦੇ ਆ ਜੇ ਘੜੇ ਘੜਨ ਵਾਲਾ ਮਿਲ ਜੇ ਕੋਈ ਇਹਨਾਂ ਨੂੰ ਚੇਂਜ ਕਰਨ ਵਾਲਾ ਮਿਲ ਜੇ ਸਿੱਧੇ ਪਾਸੇ ਪਾਉਣ ਵਾਲਾ ਮਿਲ ਜੇ ਨਾ ਜੇ ਕਿਤੇ ਕਮਾਲ ਦੇ ਬਣ ਸਕਦੇ ਆ ਪਰ ਪ੍ਰੋਬਲਮ ਇਹਨਾਂ ਦੀਆਂ ਏਜੰਸੀਆਂ ਦੀਆਂ ਚਾਲਾਂ ਜਿਹੜੀਆਂ ਸੀ ਉਵੇਂ ਜਿਵੇਂ ਸਾਰਾ ਕੁਝ ਇਹਨਾਂ ਨੇ ਕੀਤਾ ਪੰਜਾਬ ਦੀ ਜਵਾਨੀ ਨੂੰ ਦੂਜੇ ਪਾਸੇ ਪਾਤਾ ਲੱਚਰਵਾਦ ਵਾਲੇ ਪਾਸੇ ਪਾਤਾ ਚੱਲਦਾ ਚੱਲਦਾ ਚੱਲਦਾ ਅੱਜ ਕੰਮ ਇੱਥੇ ਹੈ ਵੀ ਹਰ ਪ੍ਰਾਈਵੇਟ ਸਕੂਲ ਵਿੱਚ ਤੁਸੀਂ ਵੇਖੋ ਗਿੱਧਾ ਭੰਗੜਾ ਇਹੀ ਕੁਝ ਸਿਖਾਇਆ ਜਾਂਦਾ ਤੇ ਪੈਦਾ ਅੱਜ ਨਚਾਰ ਹੋ ਰਹੇ ਐ ਅੱਜ ਸੂਰਮੇ ਪੈਦਾ ਨਹੀਂ ਹੋ ਰਹੇ ਅੱਜ ਜੁਝਾਰੂ ਪੈਦਾ ਨਹੀਂ ਹੋ ਰਹੇ ਉਹ ਸਾਰਾ ਦਾ ਸਾਰਾ ਸਪਿਰਿਟ ਸੀ ਨਾ ਜਿਹੜਾ ਸਾਡਾ ਖਤਮ ਕਰਕੇ ਰੱਖਿਆ ਇਸ ਕਰਕੇ ਹੁਣ ਹੌਲੀ ਹੌਲੀ ਜਾਗ ਆਵੇ ਸਾਨੂੰ ਸੁੱਤਿਆਂ ਨੂੰ ਜਾਗ ਆਵੇ ਜਾਗ ਲੈ ਹੋਰੇ ਮਨਾ ਜਾਗ ਲਿਓ ਕਹਾਂ ਗਾਫਲ ਸੋਇਆ ਜਾਗੀਏ ਥੋੜਾ ਥੋੜਾ ਜਾਗਣਾ ਸ਼ੁਰੂ ਕਰੀਏ ਸੁੱਤੇ ਪਏ ਜਾਗੀਏ ਕਹਿੰਦੇ ਬੱਚਿਆਂ ਨੂੰ ਜਿੰਨੇ ਬੱਚੇ ਮੀਰ ਮੰਨੂ ਨੇ ਕਿਹਾ ਸੀ ਵੀ ਜਿੰਨੇ ਬੱਚੇ ਤੁਹਾਨੂੰ ਲੱਭਦੇ ਆ ਨਾ ਲੈ ਆਇਓ ਫੜ ਬੱਚਿਆਂ ਨੂੰ ਬਦਲ ਲਾਂਗੇ ਬੜਾ ਸੌਖਾ ਹੈ ਸਾਰਿਆਂ ਨੂੰ ਬਦਲਣਾ ਨਿੱਕੇ ਨਿੱਕੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੀਆਂ ਬੀਬੀਆਂ ਇਹਨਾਂ ਨੂੰ ਮਿਲੀਆਂ ਪਰ ਪਹਿਲਾਂ ਸੁਨੇਹਾ ਮਿਲ ਗਿਆ ਸੀ ਵੀ ਆਹ ਕੁਝ ਲੱਗੇ ਆ ਕਰਨ ਸਿੰਘ ਰਾਤੋ ਰਾਤ ਆਏ ਆਪਣੇ ਬੱਚਿਆਂ ਨੂੰ ਘਰ ਵਾਲੀਆਂ ਨੂੰ ਲੈ ਕੇ ਜੰਗਲਾਂ 'ਚ ਚਲੇ ਗਏ ਬੜਾ ਵੱਡਾ ਨੁਕਸਾਨ ਹੋਣਾ ਸੀ ਪਰ ਸੂਈਏ ਨੇ ਸੂਹ ਦੇਤੀ ਵੀ ਰਾਤੋ ਰਾਤ ਇਹਨਾਂ ਨੇ ਆਉਣਾ ਹੈ ਸਿੰਘ ਆਪਣੇ ਬੱਚਿਆਂ ਨੂੰ ਘਰ ਵਾਲੀਆਂ ਨੂੰ ਘੋੜਿਆਂ ਤੇ ਭਾ ਕੇ ਨਾਲ ਹੀ ਲੈ ਗਏ ਜੰਗਲਾਂ 'ਚ ਪਰਿਵਾਰ ਵੀ ਜੰਗਲਾਂ ਵਿੱਚ ਚਲੇ ਗਏ ਪਰ ਇਹ ਲੱਭਦੇ ਰਹੇ ਕਈ ਪਿੰਡਾਂ ਵਿੱਚ ਮੁੱਲਾਂਪੁਰ ਦੇ ਇਲਾਕੇ ਵਿੱਚ ਆਏ ਕਹਿੰਦੇ ਇਹਨਾਂ ਨੂੰ ਫੇਰ ਵੀ 250 ਬੀਬੀ ਤੇ 150 ਬੱਚਾ ਇਹਨਾਂ ਦੇ ਹੱਥ ਲੱਗਾ 250 ਬੀਬੀ 150 ਬੱਚਾ ਗ੍ਰਿਫਤਾਰ ਕਰਕੇ ਗੱਡਿਆਂ ਤੇ ਭਾ ਕੇ ਲਾਹੌਰ ਲੈ ਕੇ ਗਏ ਲਾਹੌਰ ਜਿਹੜੇ ਬੰਦੇ ਗਏ ਆ ਕਹਿੰਦੇ ਉਹ ਭੋਰੇ ਅਜੇ ਵੀ ਹੈ ਐ ਜਿਨ੍ਹਾਂ ਭੋਰਿਆਂ ਦੇ ਵਿੱਚ ਬੀਬੀਆਂ ਨੂੰ ਬੰਦ ਕੀਤਾ ਸੀ ਉਹ ਭੋਰੇ ਜਿਹੜੇ ਆ ਨਾ ਅਜੇ ਵੀ ਹੈ ਐ ਜਿਨ੍ਹਾਂ ਭੋਰਿਆਂ 'ਚ ਉਹਨਾਂ ਬੀਬੀਆਂ ਨੂੰ ਬੱਚਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਉੱਥੇ ਕੈਦੀ ਬਣਾਇਆ ਗਿਆ ਫਿਰ ਇਤਿਹਾਸ ਦੱਸਦਾ ਹੈ ਖੰਨਾ ਖੰਨਾ ਪ੍ਰਸ਼ਾਦਾ ਚੱਪਾ ਚੱਪਾ ਪ੍ਰਸ਼ਾਦਾ ਦਿੱਤਾ ਗਿਆ ਛਕਣ ਵਾਸਤੇ ਇੱਕ ਬਾਟਾ ਪਾਣੀ ਦਾ ਦਿੱਤਾ ਜਾਂਦਾ ਸੀ ਸਵਾ ਸਵਾ ਮਣ ਪੀਸਣ ਦਿੱਤਾ ਜਾਂਦਾ ਸੀ ਪੀਣ ਵਾਸਤੇ ਸਵਾ ਸਵਾ ਮਣ ਸਾਰਾ ਸਾਰਾ ਦਿਨ ਚੱਕੀਆਂ ਚਲਾਉਣੀਆਂ ਪੈਂਦੀਆਂ ਸੀ ਬੜੀ ਭਿਆਨਕ ਸਜ਼ਾ ਬੀਬੀਆਂ ਨੂੰ ਦਿੱਤੀ ਗਈ ਸੀ ਪਰ ਅਸਲ ਵਿੱਚ ਗੱਲ ਇਹ ਸੀ ਵੀ ਮਨ ਨੂੰ ਰੰਗ ਚੜਿਆ ਹੋਇਆ ਸੀ ਮੁਕਾਬਲਾ ਆਪਣੇ ਆਪ ਨਾਲ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਨਾ ਵੀ ਆਪਣੇ ਆਪ ਨਾਲ ਮੁਕਾਬਲਾ ਹੁੰਦਾ ਹੈ ਪਤਾ ਉਦੋਂ ਲੱਗਦਾ ਜਦੋਂ ਸਾਹਮਣੇ ਦੁੱਖ ਤਕਲੀਫ ਆਵੇ ਵੀ ਹੁਣ ਹੁਣ ਕਿੱਥੇ ਖੜਾਂਗੇ ਸਾਰੀ ਦੁਨੀਆ ਭਾਵੇਂ ਇੱਕ ਪਾਸੇ ਹੋ ਜਾਏ ਪਰ ਸੱਚ ਦੇ ਰਾਹ ਤੇ ਤੁਰੇ ਹੋਏ ਫਿਰ ਪਰਵਾਹ ਨਹੀਂ ਕਰਦੇ ਉਹ ਦਿਲੋਂ ਇੱਕੋ ਹੀ ਗੱਲ ਕਹਿੰਦੇ ਆ ਮੇਰਾ ਗੁੱਸੇ ਨਾਲ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਦੁਸਜੇ ਮੇਰਾ ਗੁੱਸੇ ਨਾਲ ਕਲਗੀਆਂ ਵਾਲਾ ਕੀ ਜਗ ਭਾਵੇਂ ਸਾਰਾ ਦੁਸਜੇ ਤੇਰਾ ਜਗ ਭਾਵੇਂ ਸਾਰਾ ਰੁੱਸ ਦੇ ਮੇਰਾ ਰੁੱਸੇ ਨਾ ਬਲਵੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਦੇ ਮੇਰਾ ਰੁੱਸੇ ਨਾ ਬਲਵੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਦੇ ਮੇਰਾ ਰੁੱਸੇ ਨਾ ਬਲਵੀਆਂ ਵਾਲਾ ਜਗ ਪਾਵੇਂ ਸਾਰਾ ਰੁੱਸ ਜੇ ਰੁੱਸਣਾ ਕਲਗੀਆਂ ਵਾਲਾ ਕਲਗੀਆਂ ਵਾਲਾ ਕਲਗੀਆਂ ਵਾਲਾ ਜਗ ਪਾਵੇਂ ਸਾਰਾ ਮੇਰਾ ਨਾ ਕਲਗੀਆਂ ਵਾਲਾ ਜੀ ਜਗ ਪਾਵੇਂ ਸਾਰਾ ਰੁੱਸ ਜੇ

ਦਿਲੋਂ ਕਹੀਏ ਨਾ ਦਿਲੋਂ ਵਾ ਵਾ ਵਾ ਵਾ ਜਗ ਭਾਵੇਂ ਸਾਰਾ ਰਸ ਵਾ ਵਾ ਵਾ ਵਾ ਜਗ ਭਾਵੇਂ ਸਾਰਾ ਵਰਤੂਏ ਵਾ ਵਾ ਵਾ ਵਾ ਜਗ ਭਾਵੇਂ ਸਾਰਾ ਵਰਤੂਏ ਵਾ ਵਾ ਵਾ ਵਾ ਜਗ ਭਾਵੇਂ ਸਾਰਾ ਵਰਤੂਏ ਵਾ ਵਾ ਵਾ ਵਾ ਜਗ ਭਾਮ ਸਾਰਾ ਰੁੱਸ ਜੇ ਵਾ ਵਾ ਵਾ ਵਾ ਜਗ ਭਾਮ ਸਾਰਾ ਰੁੱਸ ਜੇ ਸਿੱਧੇ ਰਹਿਣਗੇ ਸਾਡੇ ਜੇ ਗੁਰੂ ਸਾਹਿਬ ਜੀ ਦੇ ਕਹਿਣੇ ਮੁਤਾਬਕ ਚੱਲਦੇ ਆ ਹੁਣ ਮਾਂ ਦੇ ਆਖੇ ਲੱਗੀਏ ਮਾਂ ਦੇ ਕਹਿਣੇ ਤੇ ਚੱਲੀਏ ਸਾਡੀ ਮਾਂ ਰੁੱਸ ਸਕਦੀ ਕਦੀ ਪਿਓ ਦੇ ਕਹਿਣੇ ਤੇ ਚੱਲੀਏ ਪਿਓ ਰੁੱਸ ਸਕਦਾ ਕਦੀ ਤੇ ਗੁਰੂ ਸਾਹਿਬ ਦੇ ਕਹਿਣੇ ਤੇ ਚੱਲਦੇ ਆ ਤੇ ਗੁਰੂ ਸਾਹਿਬ ਨੇ ਕੀ ਰੁੱਸਣਾ ਸਾਡੇ ਨਾਲ ਗੁਰੂ ਗੋਬਿੰਦ ਸਿੰਘ ਨੇ ਕੀ ਰੁੱਸਣਾ ਭਾਈ ਜੇ ਗੁਰੂ ਜੀ ਦੇ ਆਖੇ ਲੱਗੀਏ ਗੁਰੂ ਜੀ ਦੇ ਕਹਿ ਮੁਤਾਬਕ ਚੱਲੀਏ ਕਿੱਥੇ ਰੁੱਸਣਾ ਉਹਨਾਂ ਨੇ ਫਿਰ ਬਸ ਮੈਂ ਕੰਮ ਹੀ ਨਾ ਇਦਾਂ ਦਾ ਕਰਾਂ ਕਿ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਹੋਵੇ ਉਹ ਰੁੱਸੇ ਸਿਧਾਂਤਾਂ ਦੇ ਮੁਤਾਬਕ ਚੱਲਣਾ ਗੁਰੂ ਮੁਤਾਬਕ ਚੱਲਣਾ ਕਹਿਣਾ ਕੁਝ ਨਹੀਂ ਕਿਸੇ ਨੇ ਅੰਦਰੋਂ ਹੀ ਫਿੱਕਾ ਜਿਹਾ ਹੋ ਜਾਂਦਾ ਜੀ ਬੰਦਾ ਜਦੋਂ ਗਲਤ ਰਾਹ ਤੁਰ ਪੈਂਦਾ ਨਾ ਆਪ ਹੀ ਬੇਰਸਾ ਜਿਹਾ ਹੋ ਜਾਂਦਾ ਐਵੇਂ ਫਿਰ ਪਰਦੇ ਜੇ ਪਾਈ ਜਾਂਦਾ ਦੋ ਨੰਬਰੀ ਆ ਬੰਦਾ ਜਿਹੜਾ ਵੀ ਗਲਤ ਬੰਦਾ ਹੋਏਗਾ ਨਾ ਨਾ ਚੱਜ ਤਰ੍ਹਾਂ ਖਾ ਸਕਦਾ ਹੈ ਨਾ ਚੱਜ ਤਰ੍ਹਾਂ ਸੌਂ ਸਕਦਾ ਹੈ ਅੱਖ ਚੱਖ ਪਾ ਕੇ ਵੇਖ ਨਹੀਂ ਸਕਦਾ ਉਦੋਂ ਤੋਂ ਹੀ ਵਿਪਤਾ ਛਿੜ ਜਾਂਦੀ ਜਿੱਦਣ ਉਹ ਦੋ ਨੰਬਰ ਦਾ ਕੰਮ ਕਰਨ ਲੱਗ ਜੇ ਦੋ ਨੰਬਰੀ ਇਹ ਤੇ ਸਮਝ ਗਏ ਨਾ ਜ਼ਰੂਰੀ ਨਹੀਂ ਹੁੰਦਾ ਦੋ ਨੰਬਰ ਦਾ ਕੰਮ ਵੀ ਉਹ ਵੀ ਨਸ਼ਾ ਹੀ ਵੇਚਦਾ ਹੋਏਗਾ 2 ਨੰਬਰ ਦਾ ਮਤਲਬ ਕੀ ਹੈ ਵੀ ਗਲਤ ਕੰਮ ਜਦੋਂ ਸ਼ੁਰੂ ਕਰ ਲਿਆ ਘਰ ਵਾਲੀ ਨੂੰ ਛੱਡ ਕੇ ਬਗਾਨੇ ਵਾਲ ਮਾੜਾ ਜਿਹਾ ਵੀ ਕਿਤੇ ਜਾਣ ਲੱਗ ਗਿਆ ਉਸ ਤੋਂ ਬਾਅਦ ਬਸ ਖਤਮ ਕਰ ਪਤਾ ਨਹੀਂ ਉਹ ਕਿਹੜੇ ਰਸਾਂ ਵਿੱਚ ਫਸਿਆ ਹੈ ਕਾਦੇ 'ਚ ਪੈ ਗਿਆ ਪਰ ਅੰਦਰੋਂ ਬੇਰਸਾ ਉਦੋਂ ਹੀ ਹੋ ਜਾਂਦਾ ਫੋਨ ਲੁਕਾਉਂਦਾ ਫਿਰੇਗਾ ਪਰੇ ਨੂੰ ਕਰਦਾ ਫਿਰੇਗਾ ਚੋਰੀ ਕਿਤੇ ਪਤਾ ਨਾ ਲੱਗ ਜੇ ਕੋਈ ਫੜ ਨਾ ਲਵੇ ਕੋਈ ਐਦਾਂ ਹੀ ਡਰਦਾ ਰਹੇ ਐਦਾਂ ਹੀ ਹੈ ਨਾ ਹਰ ਗੱਲ ਜਿਹੜਾ ਬੰਦਾ ਵੀ ਕੋਈ ਮੇਰਾ ਵੀਰ ਭਰਾ ਮਾੜਾ ਜਾ ਵੀ ਗਲਤ ਰਾਹ ਤੇ ਤੁਰਿਆ ਬਸ ਉਹਦੀ ਨੀਂਦ ਉਸ ਤੋਂ ਬਾਅਦ ਹਰਾਮ ਹੈ ਅੱਜ 8 ਘੰਟੇ ਸੌਂਦਾ ਪਤਾ ਨਹੀਂ ਲੱਗਦਾ ਕਿੱਥੇ ਪਿਆ ਹੈ ਮਾੜਾ ਜਾ ਗਲਤ ਪਾਸੇ ਤੁਰ ਪਏ ਮਾੜਾ ਜਾ ਮਾਪਿਓ ਨਾਲ ਧੋਖਾ ਸ਼ੁਰੂ ਕਰ ਭੈਣਾ ਭਰਾਵਾਂ ਨਾਲ ਮਾਪਿਓ ਨਾਲ ਘਰ ਵਾਲੀ ਨਾਲ ਬੱਚਿਆਂ ਨਾਲ ਧੋਖਾ ਸ਼ੁਰੂ ਕਰ ਦੇ ਲੈ ਤੋਂ ਬਾਅਦ ਤੂੰ 8 ਘੰਟੇ ਸੌ ਕੇ ਵਿਖਾਈ ਚੱਜ ਤਰ੍ਹਾਂ ਨੀਂਦ ਹਰਾਮ ਬੰਦਾ ਸੁੱਤਾ ਪਿਆ ਉੱਠ ਉੱਠ ਕੇ ਬੈਠ ਜਾਂਦਾ ਸਾਰਾ ਸਿਸਟਮ ਹੀ ਹਲਾ ਕੇ ਬਹਿ ਜਾਂਦਾ ਕਿਸੇ ਦਾ ਕੀ ਵਿਗੜਦਾ ਉਹ ਰੁੱਸ ਗਿਆ ਕਲਗੀਆਂ ਵਾਲਾ ਮਤਲਬ ਕਿ ਉਹ ਸਿਧਾਂਤਾਂ ਤੋਂ ਜਦੋਂ ਟੁੱਟ ਕੇ ਅੰਦਰੇ ਅੰਦਰ ਹੀ ਬੰਦਾ ਬਸ ਆਪ ਹੀ ਘੁਣ ਖਾਈ ਜਾਂਦਾ ਉਹ ਜਿਹੜਾ ਗਲਤ ਰਾਹ ਤੇ ਤੁਰਿਆ ਘੁਣ ਵਾਂਗੂ ਘੁਣ ਲੱਗ ਜਾਂਦਾ ਜੀ ਬੰਦੇ ਨੂੰ ਅੰਦਰੇ ਅੰਦਰ ਖਾਈ ਜਾਂਦਾ ਫਿਰ ਗਲਤ ਕੰਮ ਜਿਹੜਾ ਵੀ ਬੰਦਾ ਕਰਦਾ ਹੁਣ ਦੱਸੋ ਭਲਾ ਜੇ ਮੇਰੀ ਵੀਰੋ ਜਰਾ ਸੋਚ ਸੋਚ ਕੇ ਵੇਖੋ ਵੀ ਤੁਸੀਂ ਜਿਹੜੇ ਖੇਤੀਬਾੜੀ ਨਾਰਮਲ ਕਰਦਾ ਬੰਦਾ ਵੀ ਠੀਕ ਹੈ ਜਿੰਨੀ ਤੇ ਜਿਹੜੇ ਬੰਦੇ ਨੇ ਢੋਲ ਪਾਇਆ ਹੋਇਆ ਉਹ ਸੌ ਸਕਦਾ ਕਿਤੇ ਚੱਜ ਤਰ ਜਿਹੜੇ ਬੰਦੇ ਨੇ 20 50 ਬੋਤਲਾਂ ਰੱਖੀਆਂ ਹੋਈਆਂ ਨੇ ਤੂੜੀ ਵਾਲੇ ਤੂੜੀ ਦੇ ਵਿੱਚ ਦੱਬ ਕੇ ਵੇਚਣੀਆਂ ਨੇ ਜਿੰਨੇ ਮਾੜਾ ਜਿਹਾ ਹੂਟਰ ਜਿਹਾ ਵਧਣਾ ਉਹ ਹੀ ਉਹਦਾ ਦਿਲ ਇਦਾਂ ਇਦਾਂ ਕਰਦਾ ਵੀ ਕਿਤੇ ਮੇਰੀ ਤੇ ਨਹੀਂ ਪੜਨ ਆ ਗਈ ਕਿਤੇ ਉਹੀ ਹੁੰਦਾ ਇਹ ਡਾਰੀ ਹੈ ਹਰ ਵੇਲੇ ਜਿਹੜੀ ਨੀਂਦ ਇੱਕ ਨੰਬਰ ਵਾਲਾ ਬੰਦਾ ਸੌ ਸਕਦਾ ਸਹੀ ਕੰਮ ਕਰਨ ਵਾਲਾ ਸੌ ਸਕਦਾ ਗਲਤ ਕੰਮ ਕਰਨ ਵਾਲਾ ਸੌ ਹੀ ਨਹੀਂ ਸਕਦਾ ਤੇ ਫਿਰ ਆਪਾਂ ਕਹਿੰਦੇ ਆ ਰੱਬ ਯਾਰ ਦੋ ਨੰਬਰੀਆਂ ਨੂੰ ਸਜ਼ਾ ਕਿਉਂ ਨਹੀਂ ਦਿੰਦਾ ਮਾੜੇ ਕੰਮ ਕਰਨ ਵਾਲੇ ਸੁਖੀ ਕਿਉਂ ਨੇ ਕਈ ਵਾਰੀ ਸਾਡੇ ਅੰਦਰ ਇਹ ਸਵਾਲ ਨਹੀਂ ਪੈਦਾ ਹੁੰਦਾ ਵੀ ਯਾਰ ਅਸੀਂ ਰੱਬ ਰੱਬ ਕਰਨ ਵਾਲੇ ਬੰਦੇ ਗਲਤ ਕੰਮ ਕਰਦੇ ਕੋਈ ਨਹੀਂ ਆ ਜਿੰਨੇ ਗਲਤ ਕੰਮ ਕਰਨ ਵਾਲੇ ਬੰਦੇ ਨੇ ਕੋਠੀਆਂ ਬਣਾ ਲੀਆਂ ਜ਼ਮੀਨਾਂ ਬਣਾ ਲੀਆਂ ਬੱਚੇ ਬਾਹਰ ਭੇਜਤੇ ਇਹ ਸਾਰੇ ਹੀ ਕਾਮਯਾਬ ਨੇ ਆਪਾਂ ਹੀ ਰਹਿ ਗਏ ਪਰ ਗਲਤ ਕੰਮ ਕਰਨ ਵਾਲੇ ਜਿਹੜੇ ਆ ਨਾ ਪਿਆਰਿਓ ਉਹ ਸੁੱਖ ਦੀ ਨੀਂਦ ਤੇਰੇ ਵਾਂਗੂ ਸੌਂ ਨਹੀਂ ਸਕਦੇ ਰਸੋਈਆਂ ਉਹਨਾਂ ਦੀਆਂ ਭਰੀਆਂ ਪਈਆਂ ਨੇ ਪਰ ਖਾਣ ਦਾ ਹੁਕਮ ਨਹੀਂ ਉਹਨਾਂ ਨੂੰ ਬੈੱਡ ਬਹੁਤ ਵਧੀਆ ਪਰ ਨੀਂਦ ਥੋੜਾ ਆਉਂਦੀ ਹੈ ਤੇਰੇ ਵਾਲੀ ਜਿਹੜੀ ਤੂੰ ਸੁੱਤਾ ਹੁੰਦਾ ਹੈ ਉਹਨਾਂ ਘਰਾਂ 'ਚ ਏਸੀ ਲੱਗੇ ਨੇ ਤੇਰੇ ਘਰ 'ਚ ਪੱਖਾ ਵੀ ਚੱਜਦਾ ਨਹੀਂ ਉਹ ਵੀ ਠਿੱਚਕ ਠਿੱਚਕ ਚੱਲਦਾ ਹੈ ਉਹ ਵੀ ਔਖਾ ਕਰਦਾ ਹੈ ਲਾਈਟ ਆਈ ਨਹੀਂ ਨਾ ਹੀ ਉਹਦੇ ਘਰ ਸਭ ਕੁਝ ਪਿਆ ਹੈ ਪਰ ਤੇਰੇ ਵਾਲੀ ਨੀਂਦ ਉਹ ਸੌ ਨਹੀਂ ਸਕਦਾ ਤਰਸਦਾ ਹੈ ਕਿਤੇ ਮੈਨੂੰ ਨੀਂਦ ਆ ਜਾਏ ਆਉਂਦੀ ਨਹੀਂ ਤੜਫਦਾ ਮੈਨੂੰ ਦੱਸੋ ਭਲਾ ਇੱਕ ਗੱਲ ਦੱਸੋ ਵੀ ਸਿੰਘੋ ਸੋਚ ਕੇ ਦੱਸਿਓ ਦੱਸਿਓ ਸੋਚ ਕੇ ਰਸੋਈ ਭਰੀ ਪਈ ਹੈ ਸਮਾਨ ਦੀ ਫ੍ਰਿਜ ਭਰੀ ਪਈ ਹੈ ਸਮਾਨ ਦੀ ਫਰੂਟ ਬਹੁਤ ਪਿਆ ਹੈ ਰਸੋਈ ਬਹੁਤ ਵਧੀਆ ਹੈ ਕਿਚਨ ਭਰੀ ਪਈ ਹੈ ਇਹ ਰੱਬ ਦੀ ਬਖਸ਼ਿਸ਼ ਹੈ ਕਿ ਵਧੀਆ ਭੁੱਖ ਲੱਗੇ ਇਹ ਰੱਬ ਦੀ ਬਖਸ਼ਿਸ਼ ਦੱਸੋ ਵਧੀਆ ਭੁੱਖ ਇਹ ਰੱਬ ਦੀ ਬਖਸ਼ਿਸ਼ ਕਿਚਨ ਨਹੀਂ ਭਰੀ ਪਈ ਹੈ ਰੱਬ ਦੀ ਬਖਸ਼ਿਸ਼ ਨਹੀਂ ਸੁਣੋ ਹੁਣ ਬੈੱਡ ਬਹੁਤ ਵਧੀਆ ਹੈ ਕਮਰਾ ਬਹੁਤ ਵਧੀਆ ਹੈ ਏਸੀ ਲੱਗਿਆ ਹੋਇਆ ਹੈ ਬੈੱਡ ਬਹੁਤ ਵਧੀਆ ਗੱਦਾ 50000 ਦਾ ਹੈ 50 ਲੱਖ ਦਾ ਕਹਿ ਲਓ ਭਾਵੇਂ ਤੁਸੀਂ ਇਹ ਰੱਬ ਦੀ ਬਖਸ਼ਿਸ਼ ਹੈ ਕਿ ਬਹੁਤ ਵਧੀਆ ਨੀਂਦ ਆਵੇ 8 ਘੰਟੇ ਪਤਾ ਹੀ ਨਾ ਲੱਗੇ ਡ੍ਰੀਮ ਲੈਸ ਸਲੀਪ ਸੁਪਨਿਆਂ ਰਹਿਤ ਨੀਂਦ ਹੋਵੇ ਸੁਪਨਾ ਹੀ ਨਾ ਆਵੇ ਐ ਸੈੱਲ ਸੈੱਲ ਚਾਰਜ ਹੋਵੇ ਬੋਡੀ ਦਾ ਇੱਕ ਉਹ ਨੀਂਦ ਹੈ ਪਰ ਬੈੱਡ ਬਹੁਤ ਵਧੀਆ ਹੈ ਨੀਂਦ ਆ ਨਹੀਂ ਰਹੀ ਤੜਫ ਰਿਹਾ ਹੁਣ ਦੱਸੋ ਬੈੱਡ ਰੱਬ ਦੀ ਬਖਸ਼ਿਸ਼ ਹੈ ਕਿ ਬਹੁਤ ਵਧੀਆ ਨੀਂਦ ਰੱਬ ਦੀ ਬਖਸ਼ਿਸ਼ ਹੈ ਦੱਸੋ ਨੀਂਦ ਤੇ ਆਪਾਂ ਕਹੀ ਜਾਂਦੇ ਆ ਉਹ ਬੰਦਾ ਤੇ ਨਜ਼ਾਰੇ ਲੈਂਦਾ ਉਹ ਨਜ਼ਾਰੇ ਤੇ ਤੂੰ ਲੈਂਦਾ ਤੈਨੂੰ ਨੀਂਦ ਵਧੀਆ ਆਉਂਦੀ ਉਹਨੂੰ ਆਉਂਦੀ ਨਹੀਂ ਅੱਖੋਂ ਸਤਨਾਮ ਵੀ ਬਾਸ ਤੂੰ ਤਨ ਤੂੰ ਤਨ ਵੇਖਦਾ ਹੈ ਗੁਰੂ ਸਾਹਿਬ ਕਹਿੰਦੇ ਮੈਂ ਮਨ ਵੇਖਦਾ ਤੁਸੀਂ ਕੀ ਇਦਾਂ ਸੋਚਦੇ ਹੋ ਤੁਹਾਡਾ ਪੁਆਇੰਟ ਆਫ View ਕੀ ਹੈ ਨਜ਼ਰੀਆ ਤੁਹਾਡਾ ਨਜ਼ਰੀਆ ਕੀ ਹੈ ਤੁਸੀਂ ਵੇਖਦੇ ਹੋ ਬੰਦਾ ਇਦਾਂ ਬੈੱਡ ਤੇ ਪਿਆ ਤੁਸੀਂ ਵੇਖਦੇ ਹੋ ਤਨ ਤੇ ਬੈੱਡ ਇੰਨਾ ਵਧੀਆ ਕੋਠੀ ਇੰਨੀ ਵਧੀਆ ਮਾਰੇ ਕਹਿੰਦੇ ਮੈਂ ਵੇਖਦਾ ਇਹਦਾ ਮਨ ਅੰਦਰ ਹਲਚਲ ਕਿੰਨੀ ਹੈ ਤੁਸੀਂ ਵੇਖ ਰਹੇ ਹੋ ਤਨ ਵੀ ਕਿਚਨ ਕਿੰਨੀ ਵਧੀਆ ਹੈ ਬਈ ਬੜਾ ਕੁਝ ਭਰਿਆ ਪਿਆ ਮੈਂ ਵੇਖਦਾ ਮਨ ਵੀ ਭੁੱਖ ਤੇ ਲੱਗਦੀ ਨਹੀਂ ਡਾਕਟਰ ਕਹਿੰਦੇ ਮਰ ਜਾਏਗਾ ਜੇ ਮਿੱਠਾ ਖਾਦਾ ਇੱਥੇ ਭਾਵੇਂ ਜਿੰਨਾ ਮਰਜ਼ੀ ਡੱਬਾ ਹੀ ਖਾ ਜਾ ਗੁਲਾਬ ਜਾਮਣਾ ਦਾ ਕੋਈ ਫਰਕ ਹੀ ਨਹੀਂ ਪੈਂਦਾ ਸਾਰਾ ਦਿਨ ਜਿੰਨੇ ਤੂੜੀ 'ਚ ਕੰਮ ਕਰਕੇ ਆਣਾ ਸਾਰਾ ਹੀ ਖਾ ਲਿਓ ਗੁੜ ਗੁੜ ਤੇ ਆਮ ਹੀ ਖਾਈ ਤੇ ਕੋਈ ਫਰਕ ਪੈਂਦਾ ਕੁਝ ਤੇ ਉਹ ਜਿਹੜਾ ਏਸੀ ਦੇ ਵਿੱਚ ਵੜਿਆ ਬੈਠਾ ਜੇ ਕਹਿੰਦੇ ਮੂੰਹ ਲਾਇਆ ਬਸ ਤੇਰੀ ਸ਼ੂਗਰ ਵੱਜ ਜਾਣੀ ਕੀ ਫਾਇਦਾ ਹੋਇਆ ਤੂੰ ਨਾ ਖਾਈ ਤੇਰੇ ਲਈ ਜ਼ਹਿਰ ਹੈ ਮਿੱਠਾ ਤੇ ਤੂੰ ਸਾਡੇ ਵਰਗਾ ਡੱਬਾ ਰੱਖ ਦੇ ਅੱਗੇ ਲੈ ਸਾਰਾ ਹੀ ਖਾ ਜਾਂਦਾ ਫਰਕ ਨਹੀਂ ਫਰਕ ਨਹੀਂ ਤੇਰਾ ਨਜ਼ਰੀਆ ਗਲਤ ਹੈ ਤੂੰ ਬਖਸ਼ਿਸ਼ ਰੱਬ ਦੀ ਮੰਨੀ ਜਾਂਦਾ ਪਦਾਰਥਾਂ ਨੂੰ ਮਟੀਰੀਅਲ ਨੂੰ ਵਧੀਆ ਭੁੱਖ ਲੱਗੇ ਇਹ ਬਖਸ਼ਿਸ਼ ਹੈ ਵਧੀਆ ਨੀਂਦ ਆਵੇ ਇਹ ਬਖਸ਼ਿਸ਼ ਹੈ ਤੇ ਵਧੀਆ ਨੀਂਦ ਤੇ ਵਧੀਆ ਭੁੱਖ ਦੋ ਨੰਬਰ ਦੇ ਕੰਮ ਕਰਨ ਵਾਲਿਆਂ ਨੂੰ ਨਹੀਂ ਆ ਸਕਦੀ ਗਲਤ ਕੰਮ ਕਰਨ ਵਾਲਾ ਸੁਖ ਦੀ ਨੀਂਦ ਨਹੀਂ ਸੌ ਸਕਦਾ ਗਲਤ ਕੰਮ ਕਰਨ ਵਾਲਾ ਬੰਦਾ ਰੱਜ ਕੇ ਰੋਟੀ ਨਹੀਂ ਖਾ ਸਕਦਾ ਖਾ ਕੇ ਖਾ ਗਿਆ ਧੱਕੇ ਨਾਲ ਵੀ ਨਹੀਂ ਮੈਂ ਪੰਜ ਛੇ ਖਾਣੀਆਂ ਹੀ ਖਾਣੀਆਂ ਨੇ ਫਿਰ ਪਚਣੀ ਨਹੀਂ ਉਹਨੂੰ ਇੱਥੇ ਹੀ ਖੜੀ ਰਹੂ ਉੱਤੇ ਹੀ ਉਹ ਨਹੀਂ ਪਚਦੀ ਸਵੇਰੇ ਉਵੇਂ ਹੀ ਨਿਕਲ ਜਾਂਦੀ ਹੈ ਉਹ ਬਾਹਰ ਆਉਣੀ ਹੈ ਐਸਿਡ ਬੰਨੇ ਨੇ ਤੇਜ਼ਾਬ ਬੰਨੇ ਨੇ ਉਲਟੀ ਕਰਦਾ ਹੈ ਉਹ ਕਹਿੰਦਾ ਨਹੀਂ ਮੇਰੇ ਹਜਮ ਨਹੀਂ ਹੁੰਦਾ ਮੇਰਾ ਪੇਟ ਖਰਾਬ ਰਹਿੰਦਾ ਉਹ ਕਿਉਂ ਰਹਿੰਦਾ ਹੈ ਕਿਉਂਕਿ ਸਟ੍ਰੈਸ ਰਹਿੰਦੀ ਹੈ ਜਦੋਂ ਸਟ੍ਰੈਸ ਰਹਿੰਦੀ ਹੈ ਗੈਸਾਂ ਸਾਰੀਆਂ ਵਿਗੜ ਜਾਂਦੀਆਂ ਨੇ ਬਾਡੀ ਦੀਆਂ ਐਸਿਡ ਵਿਗੜ ਜਾਂਦੇ ਨੇ ਸਟ੍ਰੈਸ ਰਹਿਣ ਕਰਕੇ ਖਾਣਾ ਹਜਮ ਨਹੀਂ ਹੁੰਦਾ ਅਮਰੀਕਾ ਵਾਲਿਆਂ ਨੇ ਤਜਰਬਾ ਕੀਤਾ ਸੀ ਸੁਣਿਓ 1 ਮਿੰਟ ਲਈ ਗੱਲ ਪੂਰੀ ਕਲੀਅਰ ਹੋ ਜਾਂਦੀ ਹੈ ਉਹਨਾਂ ਨੇ ਸਾਇੰਸਦਾਨਾਂ ਨੇ ਪਤਾ ਕੀ ਕੀਤਾ ਸੁਣਿਓ ਬਿੱਲੀ ਨੂੰ ਖਾਣਾ ਖਵਾਇਆ ਬਿੱਲੀ ਦਾ ਖਾਣਾ ਅੱਧੇ ਘੰਟੇ ਦੇ ਵਿੱਚ ਹਜਮ ਹੋ ਗਿਆ ਉਹਨਾਂ ਨੇ ਕੀ ਕੀਤਾ ਅਗਲੇ ਦਿਨ ਬਿੱਲੀ ਨੂੰ ਖਾਣਾ ਪਾਇਆ ਜਦੋਂ ਖਾਣਾ ਪਾਇਆ ਖਾਣ ਹੀ ਲੱਗੀ ਸੀ ਕੁੱਤਾ ਲੈ ਆਂਦਾ ਕੁੱਤਾ ਜਦੋਂ ਮਾੜਾ ਜਿਹਾ ਭੌਂਕਿਆ ਬਿੱਲੀ ਡਰ ਗਈ ਕੁੱਤੇ ਨੂੰ ਲੈ ਗਏ ਪਰੇ ਬਿੱਲੀ ਨੇ ਖਾਣਾ ਖਾ ਲਿਆ ਅੱਜ 6 ਘੰਟੇ ਬਾਅਦ ਉਹ ਜਿਹੜੇ ਐਸਿਡ ਬਿੱਲੀ ਨੇ ਪਹਿਲੇ ਦਿਨ ਉਹਦੇ ਅੰਦਰ ਪੈਦਾ ਹੋਏ ਸੀ ਨਾ ਤਜਾਬ ਪਹਿਲੇ ਦਿਨ ਤੇ ਅੱਧੇ ਘੰਟੇ 'ਚ ਹੀ ਪੈਦਾ ਹੋ ਗਏ ਤੇ ਖਾਣਾ ਹਜਮ ਹੋ ਗਿਆ ਅੱਜ ਉਹ ਖਾਣਾ ਹਜਮ ਕਰਨ ਵਾਲੇ ਐਸਿਡ ਉਹਦੀ ਬਾਡੀ ਨੇ 6 ਘੰਟਿਆਂ ਬਾਅਦ ਛੱਡੇ ਜਿਹੜੇ ਐਸਿਡ ਅੱਧੇ ਘੰਟੇ 'ਚ ਹੀ ਛੱਡਦੇ ਸੀ 6 ਘੰਟੇ ਨਹੀਂ ਛੱਡੇ ਡਰ ਗਈ ਨਾ ਬਿੱਲੀ ਬਿੱਲੀ ਡਰਨ ਕਰਕੇ ਉਹਦਾ ਸਰੀਰ ਵੀ ਡਰ ਗਿਆ ਤੇ ਉਹਦੇ ਐਸਿਡ ਜਦੋਂ ਨਾ ਛੱਡੇ ਤੇ ਖਾਣਾ 6 ਘੰਟੇ ਹਜਮ ਨਾ ਹੋਇਆ ਜਦੋਂ ਉਹ ਐਸਿਡ ਛੱਡੇ ਉਹ ਠੰਡਾ ਹੋ ਗਿਆ ਉਹ ਸਾਰੇ ਦਾ ਸਾਰਾ ਸਿਸਟਮ ਐਸਾ ਖਰਾਬ ਹੋਇਆ ਬਿੱਲੀ 4 ਦਿਨ ਬਿਮਾਰ ਰਹੀ ਆਖੋ ਸਤਨਾਮ ਵਾਹ ਇਹੀ ਬੰਦੇ ਨਾਲ ਬਣਦਾ ਹੈ ਇਸੇ ਤਰ੍ਹਾਂ ਹੀ ਬੰਦੇ ਨਾਲ ਬਣਦਾ ਜੀ ਬੰਦਾ ਡੇਂਡਰ ਹੈ ਅੰਦਰੋਂ ਗਲਤ ਕੰਮ ਕਰਦਾ ਹੀ ਕੋਈ ਨਹੀਂ ਖਾਣਾ ਖਾਂਦਾ ਹੈ ਬਾਡੀ ਕੁਦਰਤ ਦਾ ਨਿਯਮ ਹੈ ਕੁਦਰਤ ਦਾ ਸਿਸਟਮ ਹੈ ਇਦਾਂ ਦੇ ਐਸਿਡ ਬਣਦੇ ਆ ਬਸ ਅੱਧੇ ਘੰਟੇ ਦੇ ਵਿੱਚ ਵੀ ਖਾਣਾ ਸਭ ਖਾਂਦੇ ਹੀ ਹਜਮ ਪਰ ਜਿਹੜੇ ਬੰਦੇ ਨੇ ਕੰਮ 2 ਨੰਬਰ ਦਾ ਕਰਨਾ ਹੈ ਨਾਲੇ ਖਾਣਾ ਖਾਈ ਜਾਂਦਾ ਨਾਲੇ ਐ ਐ ਤਾ ਸਾਹ ਤੇ ਤੇ ਚੱਲੀ ਜਾਂਦਾ ਯਾਰ ਪਤਾ ਨਾ ਲੱਗ ਜੇ ਆ ਫੋਨ ਨਾ ਕਿਤੇ ਆ ਜੇ ਉਹ ਕਿਤੇ ਹੋਣੀ ਨਾ ਮੇਰੀ ਘਰ ਵਾਲੀ ਨਾ ਮੇਰਾ ਫੋਨ ਚੱਕ ਲੇ ਐਦਾਂ ਹੁੰਦਾ ਨਹੀਂ ਕਹਿੰਦੇ ਘਰ ਵਾਲੀ ਨਾ ਉਹ ਹੋਣੀ ਆ ਕਿਤੇ ਗੱਲਬਾਤ ਇਦਾਂ ਦਾ ਹੋਣਾ ਪੁੱਠੇ ਕੰਮ ਕਰਨ ਵਾਲਾ ਉਹਨੂੰ ਅਟੈਕ ਆ ਗਿਆ ਅਟੈਕ ਆ ਗਿਆ ਉਹ ਕਹਿੰਦਾ ਘਰ ਵਾਲੀ ਨੂੰ ਕਹਿੰਦਾ ਛੇਤੀ ਡਾਕਟਰ ਨੂੰ ਫੋਨ ਕਰ ਮੇਰੇ ਦਰਦ ਹੁੰਦਾ ਹੈ ਬੜਾ ਔਖਾ ਦਰਦ ਹੁੰਦਾ ਛੇਤੀ ਛੇਤੀ ਡਾਕਟਰ ਕੋਲ ਫੋਨ ਕਰ ਕਰ ਵਾਲੀ ਕਹਿੰਦੀ ਆ ਲਓ ਆ ਲਓ ਕਹਿੰਦੀ ਲੋਕ ਖੋਲੋ ਹੁਣੀ ਕਰਦੀ ਆ ਫੋਨ ਕਹਿੰਦਾ ਨਹੀਂ ਨਹੀਂ ਠੀਕ ਅੱਗੇ ਨਾਲੋਂ ਠੀਕ ਉਹਨੂੰ ਪਤਾ ਵੀ ਜੇ ਲੋਕ ਖੁੱਲ ਗਿਆ ਫਿਰ ਤੇ ਨਾਮ ਹੀ ਹੋਇਆ ਤਾਂ ਵੀ ਅਟੈਕ ਹੋ ਜਾਣਾ ਵੀ ਜੇ ਇਹਨੇ ਲੋਕ ਖੋਲ ਲਿਆ ਇੰਨਾ ਖਤਰਾ ਬਣਿਆ ਇੰਨਾ ਖਤਰਾ ਹੈ ਲੋਕ ਦਾ ਵੀ ਕਿਤੇ ਇਹਨੂੰ ਨੰਦਾ ਕਹਿੰਦਾ ਨਹੀਂ ਨਹੀਂ ਠੀਕ ਆ ਕਹਿੰਦਾ ਰਹਿਣ ਦੇ ਕਹਿੰਦਾ ਮੇਰੇ ਵਾਲੇ ਬੈਲੈਂਸ ਮੁੱਕਿਆ ਵੈ ਘਰ ਵਾਲੀ ਕਹਿੰਦੀ ਲੈ ਫੋਨ ਦੇ ਤੇਰਾ ਲੋਕ ਖੋਲ ਕੇ ਦੇ ਤੇਨ ਫੋਨ ਕਰੀਏ ਡਾਕਟਰ ਨੂੰ ਕਹਿੰਦਾ ਠੀਕ ਆ ਠੀਕ ਆ ਬਸ ਆ ਹਾਲ ਹੈ ਇੰਨੇ ਡਰੇ ਪਏ ਆ ਅਸੀਂ ਲੋਕ ਨਹੀਂ ਖੋਲ ਕੇ ਦੇ ਸਕਦੇ ਇੰਨਾ ਖਤਰਾ ਹੈ ਤੇ ਐਦਾਂ ਦੇ ਜਦੋਂ ਕੰਮ ਕਰਦੇ ਆ ਬੰਦੇ ਫਿਰ ਕਿੱਥੇ ਖਸਮ ਵਿਸਾਰ ਕੀਏ ਰਸ ਭੋਗ ਲੈ ਪੜੋ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਦੇਖੋ ਰਸ ਭੋਗ ਪਰ ਰੱਬ ਨੂੰ ਯਾਦ ਰੱਖ ਕੇ ਖਾ ਪੀ ਵਿਆਹ ਕਰਾ ਬੱਚੇ ਪੈਦਾ ਕਰ ਕੋਠੀ ਬਣਾ ਬੈੱਡ ਤੇ ਸੌਂ ਮੋਟਰਸਾਈਕਲ ਲਿਆ ਗੱਡੀ ਲਿਆ ਰੱਬ ਨੂੰ ਸੱਚ ਨੂੰ ਯਾਦ ਰੱਖੀ ਰੱਬ ਨੂੰ ਨਾ ਭੁੱਲੀ ਪਰ ਜੇ ਰੱਬ ਨੂੰ ਭੁੱਲ ਕੇ ਬੈੱਡ ਤੇ ਸੌਣਾ ਹੈ ਗਲਤ ਕੰਮ ਕਰਨੇ ਨੇ ਰੱਬ ਨੂੰ ਭੁੱਲ ਕੇ ਫਿਰ ਪਦਾਰਥ ਮਟੀਰੀਅਲ ਇਕੱਠਾ ਕਰਨਾ ਹੈ ਫਿਰ ਭੁੱਲ ਜਾ ਫਿਰ ਬੜਾ ਕੁਝ ਪੈਦਾ ਹੋ ਜਾਣਾ ਸਰੀਰ ਵਿੱਚ ਲਓ ਹੁਣ ਸੁਣ ਲਓ ਖਸਮ ਬੇਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਹੁਣ ਇਹਦਾ ਇਲਾਜ ਡਾਕਟਰ ਕੀ ਕਰੂ ਜਿਹੜੇ ਬੰਦੇ ਦੇ ਮਨ ਤੇ ਅਸਰ ਹੈ ਦਿਮਾਗ ਤੇ ਅਸਰ ਹੈ ਉਹਦਾ ਤਨ ਰੋਗੀ ਹੈ ਤੇ ਡਾਕਟਰ ਕੀ ਕਰੇਗਾ ਉਹ ਤੇ ਗਲਤ ਕੰਮ ਕਰਨ ਕਰਕੇ ਸਾਰਾ ਕੁਝ ਵਿਗੜਦਾ ਹੈ ਇਸ ਕਰਕੇ ਮੇਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਸੱਚ ਦੇ ਰਾਹ ਤੇ ਤੁਰਿਓ ਸਭ ਭੈਣਾਂ ਨੂੰ ਬੇਨਤੀ ਹੈ ਵੀ ਵੇਖਿਓ ਕਿਤੇ ਧੋਖਾ ਮਾਪਿਓ ਨਾਲ ਨਾ ਕਰਿਓ ਸੱਚ ਨਾਲ ਧੋਖਾ ਕਰਨਾ ਆਪਣੇ ਆਪ ਨਾਲ ਧੋਖਾ ਹੈ ਸੱਚ ਤੋਂ ਮੂੰਹ ਮੋੜਨਾ ਆਪਣੇ ਆਪ ਨਾਲ ਆਪਣੇ ਆਪ ਨਾਲ ਧੋਖਾ ਹੈ ਕਿਸੇ ਦਾ ਕੁਝ ਨਹੀਂ ਜਾਣਾ ਆਪਣੇ ਆਪ ਨਾਲ ਧੋਖਾ ਨਾ ਕਰਿਓ ਆਪਣੇ ਆਪ ਨਾਲ ਧੋਖਾ ਨਾ ਕਰੀਏ ਇਸ ਕਰਕੇ ਰੱਬ ਦੀ ਦਾਤ ਕੀ ਹੈ ਜੀ ਸੋਹਣੀ ਭੁੱਖ ਲੱਗੇ ਨੀਂਦ ਆਵੇ ਨੀਂਦ ਆਵੇ ਹੁਣ ਗੱਲ ਚੱਲਦੀ ਸੀ ਕਿ ਜੇਲ੍ਹ ਦੇ ਵਿੱਚ ਬੀਬੀਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਸਾਰੀ ਰਾਤ ਜਾਗਦੀਆਂ ਰਹਿਣਾ ਨਿੱਕੇ ਨਿੱਕੇ ਬੱਚੇ ਤੇ ਮੀਰ ਮੰਨੂ ਆਇਆ ਸੁਣਿਓ ਜਦੋਂ ਕਹਿੰਦੇ ਮੀਰ ਮੰਨੂ ਦੀ ਕਚਹਿਰੀ ਵਿੱਚ ਬੀਬੀਆਂ ਨੂੰ ਪੇਸ਼ ਕੀਤਾ ਗਿਆ ਬੀਬੀਓ ਇਸਲਾਮ ਕਬੂਲ ਕਰ ਲਓ ਸਿੱਖੀ ਛੱਡ ਦਿਓ ਕਹਿੰਦੀਆਂ ਇਹ ਨਹੀਂ ਹੋ ਸਕਦਾ ਬੀਬੀਓ ਇਸਲਾਮ ਕਬੂਲ ਕਰ ਲਓ ਸਿੱਖੀ ਛੱਡ ਦਿਓ ਤੁਹਾਡੇ ਵਧੀਆ ਵੱਡੇ ਵੱਡੇ ਨਵਾਬਾਂ ਨਾਲ ਵੱਡੇ ਵੱਡੇ ਬੰਦਿਆਂ ਨਾਲ ਵਿਆਹ ਕਰਾਏ ਜਾਣਗੇ ਨਕਾਹ ਪੜਾਏ ਜਾਣਗੇ ਬੜੀਆਂ ਜ਼ਮੀਨਾਂ ਜਾਇਦਾਦਾਂ ਮਿਲਣਗੀਆਂ ਇਸਲਾਮ ਕਬੂਲੋ ਇਹ ਧਰਮ ਵਿੱਚ ਆ ਜਾਓ ਉਹ ਬੀਬੀਆਂ ਕਹਿਣ ਲੱਗੀਆਂ ਮਰਨੀ ਮਰ ਜਾਗੀਆਂ ਪਰ ਇਹ ਨਹੀਂ ਹੋ ਸਕਦਾ ਸਾਡੇ ਆਨੰਦ ਕਾਰਜ ਹੋਏ ਐ ਸਾਡੇ ਆਨੰਦ ਕਾਰਜ ਹੋਏ ਐ ਸਿੱਖੀ ਨਹੀਂ ਛੱਡ ਸਕਦੀਆਂ ਸਿੱਖੀ ਨਹੀਂ ਛੱਡ ਸਕਦੀਆਂ ਇੰਨਾ ਮਨ ਸਟਰੋਂਗ ਸੀ ਅੰਦਰੋਂ ਲਾਲ ਰੰਗ ਤੇ ਸਕੌਲ ਲੱਗਾ ਜਿਸ ਕੇਵਟ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਕਾ ਐਸਾ ਅੰਦਰ ਰੰਗ ਚੜਿਆ ਹੋਇਆ ਸੀ ਮੀਰ ਮੰਨੂ ਨੂੰ ਆਖਿਆ ਵੀ ਜੋ ਮਰਜ਼ੀ ਹੋ ਜੇ ਇਸਲਾਮ ਨਹੀਂ ਕਬੂਲ ਕਰਨਾ ਡਟ ਕੇ ਜਵਾਬ ਦਿੱਤਾ ਕਹਿਣ ਲੱਗਾ 60-60 ਕੋਰੜੇ ਇੱਕ ਇੱਕ ਬੀਬੀ ਨੂੰ ਮਾਰੋ 60-60 ਕੋਰੜੇ ਮਾਰਨ ਦਾ ਚਮੜੇ ਦਾ ਹੰਟਰ ਜਿੱਥੇ ਵੱਜਦਾ ਹੈ ਮਾਸ ਨਾਲ ਹੀ ਲੈ ਜਾਂਦਾ ਖਿੱਚ ਕੇ ਲਾਸ਼ਾਂ ਪਾਤੀਆਂ ਸਰੀਰ ਦੇ ਉੱਤੇ ਪਰ ਉਵੇਂ ਹੀ ਰਹੀਆਂ ਸਟਰੋਂ ਮਨ ਨਹੀਂ ਡੁਲਾਇਆ ਤਨ ਸਿੱਖੀ ਤਨ ਸਿੱਖੀ ਬਾਜਾਂ ਵਾਲੇ ਦੀ ਸਿੱਖੀ ਬਾਜਾਂ ਵਾਲੇ ਦੀ ਸਿੱਖੀ ਬਾਜਾਂ ਵਾਲੇ ਦੀ ਤਨ ਸਿੱਖੀ ਬਾਜਾ ਮਨ ਸਿੱਖੀ ਬਾਜਾ ਵਾਲੇ ਦੀ ਮੈਂ ਮਾ ਕਿਸ ਰਸ ਨਾਲ ਮਨ ਮੈਂ ਮਾ ਕਿਸ ਰਸ ਨਾਲ ਜਾਵਾਂ ਕਿਸ ਰਸ ਨਾਲ ਜਾਵਾਂ ਸਿੱਖੀ ਬਾਜਾ ਵਾਲੇ ਦੀ ਤਨ ਸਿੱਖੀ ਬਾਜਾ ਵਾਲੇ ਦੀ

ਆਨੰਦ ਕਾਰਜ ਹੋਇਆ ਕਹਿੰਦੇ ਨਕਾ ਇਹ ਕਿਹੜੀਆਂ ਗੱਲਾਂ ਕਰਦਾ 60 60 ਕੋਰੜੇ ਮਾਰਨ ਦੀ ਸਜ਼ਾ ਦਿੱਤੀ ਗਈ ਬੱਚੇ ਰੋਂਦੇ ਰਹੇ ਚੀਕਾਂ ਮਾਰਦੇ ਰਹੇ ਕੋਲ ਉਹਨਾਂ ਕਿੱਥੇ ਤਰਸ ਕਰਨਾ ਸੀ ਗੁਰੂ ਕੋ ਕਿੱਥੇ ਤਰਸ ਕਰਨਾ ਸੀ ਉਹਨਾਂ ਬਾਣੀ ਪੜਦੀਆਂ ਰਹੀਆਂ ਬੀਬੀਆਂ ਬੜਾ ਹੌਸਲਾ ਰੱਖਿਆ ਹੁਣ ਕਹਿੰਦੇ ਵੀ ਇਹ ਤੇ ਥੋੜਾ ਥੋੜਾ ਪ੍ਰਸ਼ਾਦਾ ਦਿੱਤਾ ਭੁਖੀਆਂ ਵੀ ਰੱਖ ਲਈਆਂ ਸਵਾ ਸਵਾ ਮਨ ਦਾ ਪੀਸਣ ਵੀ ਪੀਂਦੀਆਂ ਰਹੀਆਂ ਡੋਲਦੀਆਂ ਹੀ ਨਹੀਂ ਕਿਸ ਮਿੱਟੀ ਦੀਆਂ ਬਣੀਆਂ ਨੇ ਮੀਰ ਮੰਨੂ ਕਹਿੰਦਾ ਕੋਈ ਤੇ ਤਰੀਕਾ ਹੋਏਗਾ ਤੇ ਕਿਸੇ ਵਿਗੜੇ ਨੇ ਸਲਾਹ ਦਿੱਤੀ ਕਹਿੰਦਾ ਜੀ ਮਾਮਾ ਬੱਚਿਆਂ ਨਾਲ ਪਿਆਰ ਬਹੁਤ ਕਰਦੀਆਂ ਔਰਤ ਆਪਣੇ ਬੱਚੇ ਨੂੰ ਮਰਦਾ ਨਹੀਂ ਵੇਖ ਸਕਦੀ ਇਹਨਾਂ ਦੇ ਵਿੱਚੋਂ ਕਿਸੇ ਇੱਕ ਬੀਬੀ ਦਾ ਬੱਚਾ ਸ਼ਹੀਦ ਕਰੋ ਪਹਿਲਾਂ ਇੱਕ ਬੱਚਾ ਮਾਰੋ ਬਾਕੀ ਦੀਆਂ ਆਪਣੇ ਆਪ ਮੰਨ ਜਾਣਗੀਆਂ ਆਪਣੇ ਆਪ ਡਰ ਜਾਣਗੀਆਂ ਇੱਕ ਬੱਚਾ ਮਰੇਗਾ ਬਾਕੀ ਵੇਖਿਓ ਆਪਣੇ ਆਪ ਮੰਨਦੀਆਂ ਅੱਜ ਕਹਿੰਦੇ ਮੀਰ ਮੰਨੂ ਆਪ ਗਿਆ ਉੱਥੇ ਜਿੱਥੇ ਕੈਦ ਕੀਤੀਆਂ ਸੀ ਨਾ ਕੁਰਸੀ ਲੱਗ ਗਈ ਇਦਾਂ ਕੁਰਸੀ ਢਾਹਤੀ ਹੁਣ 250 ਬੀਬੀ ਇਦਾਂ ਇਕੱਠੀਆਂ ਬਹਿ ਗਈਆਂ ਬੱਚੇ 150 ਨਾਲ ਨੇ ਆਪ ਵੀ ਭੁੱਖੀਆਂ ਨੇ ਬੱਚਿਆਂ ਨੂੰ ਦੁੱਧ ਕਿੱਥੋਂ ਪਿਆਉਣਾ ਜਦੋਂ ਕਈ ਦਿਨ ਹੋ ਗਏ ਆਪ ਬੱਚੇ ਵੀ ਬਿਲਕਦੇ ਆ ਭੁੱਖੇ ਮੀਰ ਮੰਨੂ ਐਦਾਂ ਬਹਿ ਗਿਆ ਜਾ ਕੇ ਕਹਿੰਦਾ ਬੀਬੀਓ ਮੈਂ ਤੁਹਾਨੂੰ ਆਖਰੀ ਵਾਰੀ ਪੁੱਛਣ ਵਾਸਤੇ ਆਇਆ ਵੀ ਇਸਲਾਮ ਕਬੂਲ ਕਰ ਲੋ ਛੱਡ ਦਿਓ ਸਿੱਖੀ ਇੱਕ ਬੀਬੀ ਖੜੀ ਹੋ ਗਈ ਉਹਨਾਂ ਚੋਂ ਕਹਿੰਦੀ ਤੂੰ ਰੋਜ਼-ਰੋਜ਼ ਉਹੀ ਲੈਕਚਰ ਆ ਕੇ ਦੇਣ ਲੱਗ ਜਾਂਦਾ ਤੈਨੂੰ ਇੱਕ ਵਾਰੀ ਕਹਿਤਾ ਭਾਵੇਂ ਇੱਕ ਵਾਰੀ ਪੁੱਛ ਭਾਵੇਂ ਹਜ਼ਾਰ ਵਾਰੀ ਪੁੱਛ ਅਸੀਂ ਨਹੀਂ ਮੰਨ ਸਕਦੇ ਸਾਨੂੰ ਇਸਲਾਮ ਕਬੂਲ ਨਹੀਂ ਸਿੱਖੀ ਦੀ ਦਾਤ ਮਿਲੀ ਹੈ ਬਸ ਮਰਨੀ ਮਰ ਜਾਗੀ ਸਿੱਖੀ ਨਹੀਂ ਛੱਡ ਸਕਦੇ ਰੋਜ਼-ਰੋਜ਼ ਉਹੀ ਗੱਲ ਲੱਗ ਪੈਣਾ ਆ ਕੇ ਕਰ ਉਸ ਵੇਲੇ ਕਹਿਣ ਲੱਗਾ ਜੇ ਤੁਹਾਨੂੰ ਅੱਜ ਨਾ ਨਾ ਮੈਂ ਮਨਾਇਆ ਮੇਰਾ ਜਿਉਣਾ ਹਰਾਮ ਹੈ ਬੀਬੀ ਕਹਿੰਦੀ ਕਰ ਲੈ ਜੋ ਮਰਜ਼ੀ ਜੇ ਤੂੰ ਮਨਾ ਗਿਆ ਸਾਡਾ ਦੁਨੀਆ ਤੇ ਆਉਣਾ ਹਰਾਮ ਹੈ ਜੋ ਮਰਜ਼ੀ ਕਰ ਲੈ ਅਸੀਂ ਮੰਨ ਨਹੀਂ ਸਕਦੇ ਜੋ ਮਰਜ਼ੀ ਕਰ ਲੈ ਵੇਖੋ ਕਿੱਦਾਂ ਜਿਗਰਾ ਹੋਣਾ ਹੁਣ ਸੱਪਾਂ ਦੀਆਂ ਖੱਡਾਂ ਤੇ ਸੇਵੀਆਂ ਚੜਾਉਣ ਵਾਲੀਆਂ ਬੀਬੀਆਂ ਇਹ ਇਹ ਜਿਗਰਾ ਕਰ ਸਕਦੀ ਨਾਲੇ ਸੱਪ ਨੂੰ ਬਾਬਾ ਮੰਨੀ ਜਾਣਾ ਫਲਾਣੇ ਥਾਂ ਤੇ ਮੱਥਾ ਟੇਕ ਲੋ ਉੱਥੇ ਮੱਥਾ ਟੇਕ ਲੋ ਉੱਥੇ ਮੱਥਾ ਟੇਕ ਲੋ ਉਹ ਬੀਬੀਆਂ ਇਦਾਂ ਹੋ ਸਕਦੀਆਂ ਕਿਤੇ ਐਡਾ ਜਿਗਰਾ ਉਹ ਬਾਣੀ ਪੜਨ ਵਾਲੀਆਂ ਸਵਾਸ-ਸਵਾਸ ਗੁਰੂ ਸਾਹਿਬ ਦੇ ਬਚਨਾਂ ਨੂੰ ਦੁਹਰਾਉਣ ਵਾਲੀਆਂ ਬਚਨਾਂ ਨੂੰ ਫੇਰਨ ਵਾਲੀਆਂ ਗੁਰੂ ਸਾਹਿਬ ਦੇ ਬਚਨਾਂ ਫੇਰਦੀਆਂ ਰਹਿੰਦੀਆਂ ਹਰ ਵੇਲੇ ਗੁਰੂ ਜੀ ਇਦਾਂ ਕਹਿੰਦੇ ਆ ਗੁਰੂ ਸਾਹਿਬ ਇਦਾਂ ਕਹਿੰਦੇ ਆ ਬਾਣੀ ਚ ਇਦਾਂ ਲਿਖਿਆ ਬਾਣੀ ਚ ਇਦਾਂ ਹੀ ਚੱਲਦਾ ਉਹਨਾਂ ਦੇ ਅੰਦਰ ਹਰ ਵੇਲੇ ਗੁਰੂ ਸਾਹਿਬ ਦੇ ਬਚਨਾਂ ਨੂੰ ਧਿਆਉਣ ਵਾਲੀਆਂ ਭੈਣਾਂ ਨੇ ਸਾਰੀਆਂ ਤਾਂ ਅੰਦਰੋਂ ਇੰਨੀਆਂ ਮਜ਼ਬੂਤ ਨੇ ਤਾਂ ਸਟਰੋਂਗ ਨੇ ਅੰਦਰੋਂ ਕਹਿੰਦਾ ਮੈਂ ਜਿਉਣਾ ਹਰਾਮ ਹੈ ਜੱਜ ਦਾ ਮਨਾਇਆ ਬੀਬੀ ਕਹਿੰਦੀ ਸਾਡਾ ਆਉਣਾ ਹਰਾਮ ਹੈ ਕਿੰਨੀ ਕੁ ਵਾਰੀ ਕਹੇਗਾ ਤੈਨੂੰ ਇੱਕ ਵਾਰੀ ਕਹਿਤਾ ਵੀ ਅਸੀਂ ਨਹੀਂ ਮੰਨਣਾ ਪਰ ਜਦੋਂ ਇਦਾਂ ਜਵਾਬ ਦਿੱਤਾ ਕਹਿੰਦਾ ਬੀਬੀ ਅੱਜ ਜੋ ਮੈਂ ਕਰਨ ਲੱਗਿਆ ਤੁਸੀਂ ਸਾਰੀਆਂ ਹੀ ਮੰਨੋਗੀਆਂ ਬੀਬੀ ਜਿਹੜੀ ਖੜੀ ਗੱਲ ਕਰਦੀ ਸੀ ਕਹਿੰਦੀ ਕਰ ਲੈ ਉਹ ਅੱਗੇ ਗੱਲ ਕਰਨ ਵਾਲੀ ਜਥੇਦਾਰ ਨੇ ਆਗੂ ਇੱਕ ਭੈਣ ਐਦਾਂ ਸਟਰੋਂਗ ਹੋਵੇ ਨਾ ਐਦਾਂ ਦਲੇਰੀ ਵਿਖਾਏ ਕੋਈ ਅੱਜ ਵੀ ਕੌਮ ਦੇ ਵਿੱਚ ਕੌਮ ਦੇ ਵਿੱਚ ਦਲੇਰਾਂ ਦੀ ਕੋਈ ਕਮੀ ਨਹੀਂ ਆਗੂਆਂ 'ਚ ਦਲੇਰੀ ਨਹੀਂ ਸਾਡੇ ਅੱਜ ਆਗੂਆਂ 'ਚ ਦਲੇਰੀ ਨਹੀਂ ਜੁਰਤ ਨਹੀਂ ਕੌਮ ਵਿੱਚ ਦਲੇਰੀ ਦੀ ਕੋਈ ਕਮੀ ਨਹੀਂ ਸਾਡੇ ਵਾਲਿਆਂ ਦੇ ਦਲੇਰੀ ਉਦੋਂ ਆਉਂਦੀ ਜਦੋਂ ਉਹਦਿਆਂ ਤੋਂ ਲਾ ਦੇਣ ਨਾ ਫਿਰ ਦਲੇਰ ਬਣ ਕੇ ਵਿਖਾਉਂਦੇ ਵੀ ਐ ਹੋ ਗਿਆ ਆ ਕਰਿਆ ਸੀ ਪਹਿਲਾਂ ਨਹੀਂ ਦੱਸਦੇ ਵੀ ਆਹ ਕੁਝ ਪਹਿਲਾਂ ਵੀ ਸੀ ਬਾਅਦ ਦੱਸਦੇ ਵੀ ਆਹ ਕੁਝ ਹੋਇਆ ਐ ਹੋਇਆ ਆ ਹੋਇਆ ਉਹ ਨਾ ਪਾਈ ਜਦੋਂ ਮੌਕਾ ਹੁੰਦਾ ਨਾ ਜਦੋਂ ਟਾਈਮ ਹੁੰਦਾ ਉਦੋਂ ਉਦੋਂ ਗੱਲ ਕਰਨੀ ਚਾਹੀਦੀ ਉੱਥੇ 6 ਵਜੇ ਸਹੀ ਫਿਰ ਗੱਲ ਉਦਾਂ ਦੇ ਜਿਹੜੇ ਅੱਜ ਵੀ ਜਿੰਨੇ ਲੱਗੇ ਹੀ ਹੋਏ ਨੇ ਜੋ ਕਰ ਰਹੇ ਨੇ ਕਰੀ ਜਾਣਗੇ ਜਿੱਦਨ ਹਟ ਜਾਣਗੇ ਉਦੋਂ ਉਹ ਵੀ ਕਹਿ ਦੇਣਗੇ ਵੀ ਸਾਨੂੰ ਵੀ ਐਂ ਕਰਦੇ ਸੀ ਧੱਕਾ ਕਰਦੇ ਸੀ ਸਾਡੇ ਨਾਲ ਬਸ ਬਾਅਦ ਚ ਉਹਨਾਂ ਨੇ ਵੀ ਇਦਾਂ ਕਹਿ ਦੇਣਾ ਇਹ ਤਾਂ ਨਹੀਂ ਜ਼ਮੀਰ ਜਗਾਈਏ ਆਪਣੀ ਉਸ ਵੇਲੇ ਉਹਨਾਂ ਬੀਬੀਆਂ ਨਾਲ ਜਦੋਂ ਉਹ ਬੀਬੀ ਜਿਹੜੀ ਅੱਗੇ ਗੱਲ ਕਰਦੀ ਨਾ ਇਦਾਂ ਗੱਲ ਕਰਦੀ ਹੈ ਜਿਹੜੀ ਉਹ ਕਹਿੰਦੀ ਕਰ ਲੈ ਜੋ ਮਰਜ਼ੀ ਬਸ ਮੀਰ ਮਨੂ ਨੇ ਕਿਹਾ ਬੱਚਾ ਚੁੱਕੋ ਪਹਿਲਾਂ ਉਹਦਾ ਬੱਚਾ ਲੱਤਾਂ ਨਾਲ ਚਿੰਬੜਿਆ ਹੋਇਆ ਮਾਂ ਗੱਲ ਕਰਦੀ ਸੀ ਬੱਚਾ ਇਦਾਂ ਚਿੰਬੜਿਆ ਇਦਾਂ ਫੜ ਲਿਆ ਪਤਾ ਲੱਗ ਗਿਆ ਬੀਬੀਆਂ ਦਾ ਮੱਥਾ ਠਣਕ ਗਿਆ ਵੀ ਹੁਣ ਗੱਲ ਇੱਧਰ ਨੂੰ ਚੱਲਣੀ ਹੈ ਤਾਂ ਹੀ ਬੱਚਾ ਚੁੱਕ ਲਿਆ ਤੇ ਬੀਬੀ ਨੇ ਹੱਥ ਨਹੀਂ ਫੜਿਆ ਉਹਨੂੰ ਪਤਾ ਸੀ ਵੀ ਲੈ ਜਾਣਾ ਇਹਨਾਂ ਨੇ ਮੈਂ ਹੱਥ ਫੜਾਂਗੀ ਵੀ ਤੇ ਇਹਨਾਂ ਨੇ ਲੈ ਹੀ ਜਾਣਾ ਪਰ ਬੱਚੇ ਨੂੰ ਇਦਾਂ ਚਿੰਬੜੇ ਹੋਏ ਨੂੰ ਲੱਤਾਂ ਨਾਲ ਚਿੰਬੜੇ ਨੂੰ ਬੱਚੇ ਨੂੰ ਖਿੱਚ ਲਿਆ ਧੂ ਲਿਆ ਬੱਚੇ ਨੂੰ ਐਦਾਂ ਫੜ ਕੇ ਨਾ ਲੱਤਾਂ ਵਾਲੇ ਪਾਸੋਂ ਐਦਾਂ ਉੱਪਰ ਨੂੰ ਚੱਕ ਲੈ ਲੱਤਾਂ ਫੜ ਲਈਆਂ ਥੱਲੇ ਲੱਗ ਮਾਂ ਵੱਲ ਹੱਥ ਕਰੇ ਐਦਾਂ ਐਦਾਂ ਤੇ ਉਸ ਵੇਲੇ ਬਸ ਫਿਰ ਇੱਕੋ ਹੀ ਵਾਰ ਕੀਤਾ ਗਰਦਨ ਧੜ ਤੋਂ ਜੁਦਾ ਕਰਤੀ ਪੱਥਰ ਤੇ ਰੱਖ ਲਿਆ ਐਦਾਂ ਮਾਰ ਕੇ ਟੁਕੜੇ 5-7 ਕਰਕੇ ਬੱਚੇ ਦੇ ਕਰ ਬੀਬੀ ਝੋਲੀ ਬੀਬੀ ਨੇ ਇਦਾਂ ਝੋਲੀ ਕੀਤੀ 2 ਮਿੰਟ ਵਿੱਚ ਜਿਹੜਾ ਬੱਚਾ ਪਹਿਲਾਂ ਲੱਤਾਂ ਨਾਲ ਚਿਪ 2 ਮਿੰਟ ਵਿੱਚ ਹੀ ਬੀਬੀ ਦੀ ਝੋਲੀ ਚ ਪਾਤਾ ਜਦੋਂ ਬੀਬੀ ਦੀ ਝੋਲੀ 'ਚ ਪਾਇਆ ਤੇ ਬੀਬੀ ਉਸ ਵੇਲੇ ਮੀਰ ਮੰਨੂ ਵੱਲ ਵੇਖ ਕੇ ਕਹਿੰਦੀ ਹੋਰ ਵੀ ਕੋਈ ਸੱਪ ਤੇਰੇ ਕੋਲ ਹੈ ਉਹ ਵੀ ਕੱਢ ਕੇ ਵੇਖ ਲੈ ਐਦਾਂ ਸਟਰੋਂਗ ਹੋ ਜਾਂਦਾ ਜੀ ਬੰਦਾ ਜਦੋਂ ਤੁਰਦਾ ਹੈ ਸਰਾਤ ਉਹ ਸ਼ਾਬਾਸ਼ ਅੰਦਰੋਂ ਹੀ ਮਿਲਦੀ ਹੈ ਦੁਨੀਆ ਸ਼ਾਬਾਸ਼ ਦੇਵੇ ਉਹ ਬੀਬੀ ਨੂੰ ਦੂਜੀਆਂ ਕਿਹੜਾ ਕਹਿੰਦੇ ਸ਼ਾਬਾਸ਼ੇ ਭੈਣੇ ਐਦਾਂ ਨਹੀਂ ਗੱਲ ਹੁੰਦੀ ਵੀ ਲੋਕੀ ਮੈਨੂੰ ਕੀ ਕਹਿੰਦੇ ਐ ਬੰਦਾ ਅੰਦਰੋਂ ਹੀ ਸਟਰੋਂਗ ਹੋ ਜਾਂਦਾ ਹੈ ਕਾਇਮ ਹੋ ਜਾਂਦਾ ਹੈ ਅੰਦਰੇ ਅੰਦਰ ਹੀ ਸ਼ਾਬਾਸ਼ ਮਿਲਦੀ ਹੈ ਜੀ ਉਹ ਅੰਦਰ ਦਾ ਹੀ ਰਸ ਹੈ ਉਹੀ ਜਾਣਦੇ ਆ ਜਿਨ੍ਹਾਂ ਨੇ ਚੱਖਿਆ ਹੈ ਉਹ ਜਿਨ੍ਹਾਂ ਨੂੰ ਸਵਾਦ ਆਇਆ ਉਹੀ ਜਾਣਦੇ ਆ ਸੱਚ ਤੇ ਤੁਰਨ ਦਾ ਉਹਨਾਂ ਨੂੰ ਹੀ ਪਤਾ ਹੈ ਉਸ ਵੇਲੇ ਉਹ ਬੀਬੀ ਕਹਿੰਦੀ ਹੋਰ ਵੀ ਹੈ ਕੋਈ ਸਜ਼ਾ ਉਹ ਵੀ ਵੇਖ ਲੈ ਚੰਗਾ ਹੋ ਗਿਆ ਨਿਆਣਿਆਂ ਦਾ ਹੀ ਫਿਕਰ ਹੁੰਦਾ ਪਹਿਲਾਂ ਹੀ ਪਹੁੰਚ ਗਿਆ ਮਹਾਰਾਜ ਕੋਲ ਮੇਰੇ ਜਾਣ ਤੋਂ ਬੱਚੇ ਮੈਨੂੰ ਹੀ ਬੱਚਿਆਂ ਦਾ ਹੀ ਫਿਕਰ ਹੁੰਦਾ ਬੱਚਾ ਪਹਿਲਾਂ ਪਹੁੰਚਾ ਬੱਚਿਆਂ ਦਾ ਹੀ ਫਿਕਰ ਹੁੰਦਾ ਬੱਚਾ ਪਹਿਲਾਂ ਪਹੁੰਚ ਗਿਆ ਚੰਗਾ ਹੋ ਗਿਆ ਕਰ ਲੈ ਹੁਣ ਕੀ ਕਰਦਾ ਫਿਰ ਬਸ ਫਿਰ ਕੱਲੇ ਕੱਲੇ ਬੱਚੇ ਨੂੰ ਧੂ ਲਿਆ ਜਿਹੜਾ ਬਹੁਤਾ ਹੀ ਛੋਟਾ ਬੱਚਾ ਸੀ ਪਟਕਾ ਕੇ ਮਾਰਦੇ ਸੀ ਪੱਥਰ ਨਾਲ ਸਿਰ ਫੇ ਦਿੰਦੇ ਸੀ ਜਿਹੜੇ ਬਹੁਤੇ ਛੋਟੇ ਸੀ ਸਾਲ ਦਾ ਬੱਚਾ ਇਦਾਂ ਉੱਪਰ ਸਿੱਟਣਾ ਥੱਲੇ ਪਰਛਾ ਕਰ ਲੈਣਾ ਵਿੱਚ ਪਰੋਇਆ ਜਾਂਦਾ ਸੀ ਬੱਚਾ ਕੱਲੀ ਕੱਲੀ ਬੀਬੀ ਵਾਹਿਗੁਰੂ ਵਾਹਿਗੁਰੂ ਹਾਏ ਹਾਏ ਨਹੀਂ ਕੀਤਾ ਪਤਾ ਸੀ ਇਹਨਾਂ ਨੇ ਹੁਣ ਇਹੀ ਕੁਝ ਕਰਨਾ 150 ਬੱਚਾ ਕੱਲਾ ਕੱਲਾ ਕੋ ਕੋ ਕੇ ਸ਼ਹੀਦ ਕੀਤਾ ਟੁਕੜੇ ਟੁਕੜੇ ਕਰਤੇ ਗਈਆਂ ਬੱਚਿਆਂ ਇੱਕ ਬੱਚਾ 8-9 ਸਾਲ ਦਾ ਸੀ ਵਿੱਚ ਬੱਚੇ ਨੂੰ ਮੀਰ ਮੰਨੂ ਕਹਿੰਦਾ ਕਿਵੇਂ ਮਰਨਾ ਤੂੰ ਫਿਰ ਆ ਜਾ ਇਸਲਾਮ ਕਬੂਲ ਲੈ ਕੇ ਇਸਲਾਮ ਕਬੂਲ ਛੱਡੀ ਸਿੱਖੀ ਕਹਿੰਦਾ ਨਾ ਫਿਰ ਦੱਸ ਮਾਰੀਏ ਕਿਵੇਂ ਕਿੱਦਾਂ ਦੀ ਮੌਤ ਮਰਨਾ ਹੈ ਕਹਿੰਦਾ ਜਿਵੇਂ ਦੀ ਮੌਤ ਤੈਨੂੰ ਪਿਆਰੀ ਲੱਗਦੀ ਓਵੇਂ ਹੀ ਮਾਰ ਦੇ ਤੈਨੂੰ ਇਹ ਚੇਤਾ ਰੱਖੀ ਜਿਵੇਂ ਮੈਨੂੰ ਮਾਰੇਗਾ ਐਂ ਤੂੰ ਮਰੇਗਾ ਜਿੱਦਾਂ ਦੀ ਤੈਨੂੰ ਪਸੰਦ ਹੈ ਉਵੇਂ ਦੀ ਮਾਰ ਐਂ ਮਰੇਗਾ ਫਿਰ ਉਹ ਬੱਚੇ ਦੇ ਕਹਿੰਦੇ ਟੁਕੜੇ ਟੁਕੜੇ ਕਰਾਏ ਨੇ ਕਹਿੰਦਾ ਬਾਹ ਲਾਓ ਇਹਦੀ ਪਹਿਲਾਂ ਫਿਰ ਲੱਤ ਵੱਢੋ ਫਿਰ ਐਦਾਂ ਕਰਕੇ ਟੁਕੜੇ ਟੁਕੜੇ ਕਰਤੇ ਉਸ ਬੱਚੇ ਦੇ ਤੇ ਬੀਬੀਓ ਤੁਹਾਡਾ ਰਿਆ ਕੱਖ ਨਹੀਂ ਬੀਬੀਆਂ ਕਹਿੰਦੀਆਂ ਸਾਡਾ ਗਿਆ ਹੀ ਕੱਖ ਨਹੀਂ ਬੀਬੀਓ ਤੁਹਾਡਾ ਰਿਆ ਕੱਖ ਨਹੀਂ ਬੀਬੀਆਂ ਕਹਿੰਦੀਆਂ ਸਾਡਾ ਗਿਆ ਕੱਖ ਨਹੀਂ ਤੁਹਾਡੇ ਘਰ ਖੋਲੇ ਤੁਹਾਡੇ ਪਤੀ ਖੋਲੇ ਤੁਹਾਡੇ ਬੱਚੇ ਖੋਲੇ ਤੁਹਾਡੀ ਜਾਇਦਾਦ ਖੋਲੀ ਉਹ ਕਹਿੰਦੇ ਬੱਚਿਆਂ ਨੂੰ ਤੂੰ ਨਾ ਖੋਂਦਾ ਇੱਕ ਦਿਨ ਅਸੀਂ ਬੱਚਿਆਂ ਨੂੰ ਛੱਡ ਕੇ ਚਲੇ ਹੀ ਜਾਣਾ ਸੀ ਤੂੰ ਘਰ ਨਾ ਖੋਂਦਾ ਇੱਕ ਦਿਨ ਛੱਡ ਕੇ ਚਲੇ ਹੀ ਜਾਣਾ ਸੀ ਬੱਚੇ ਖੋਲੇ ਘਰ ਖੋਲੇ ਪਤੀ ਖੋਲੇ ਸਾਡੀਆਂ ਜਾਇਦਾਦਾਂ ਖੋਲੀਆਂ ਜੇ ਤੇਰੇ 'ਚ ਹਿੰਮਤ ਹੈ ਸਾਡੀ ਸਿੱਖੀ ਖੋ ਕੇ ਬਗਾ ਸਿੱਖੀ ਨਹੀਂ ਖੋ ਸਕਦੇ ਤੁਸੀਂ ਸਾਡੀ ਜ਼ਾਲਮਾ ਕਿੰਨੇ ਕੁ ਵੱਡੋਗੇ ਕਿੰਨੇ ਕੁ ਮਾਰੋਗੇ ਸਿੰਘ ਨਹੀਂ ਮੁਕਾਇਆ ਮੁਕਲੇ ਜ਼ਾਲਮਾ ਸਿੰਘ ਨਹੀਂ ਮੁਕਾਇਆ ਸਿੰਘ ਨਹੀਂ ਮੁਕਾਇਆ ਮੁਕਲੇ ਜ਼ਾਲਮਾ ਸਿੰਘ ਨਹੀਂ ਮੁਕਾਇਆ ਮੁਕਲੇ ਜ਼ਾਲਮਾ ਸਿੰਘ ਨਹੀਂ ਬੁਪਾਇਆ ਮੁਕਣੇ ਜਾਲਮਾ ਸਿੰਘ ਨਹੀਂ ਬੁਪਾਇਆ ਮੁਕਣੇ ਜਾਲਮਾ ਸਿੰਘ ਨਹੀਂ ਬੁਪਾਇਆ ਮੁਕਣੇ ਜਾਲਮਾ ਸਿੰਘ ਨਹੀਂ ਬੁਪਾਇਆ ਮੁਕਣੇ ਜਾਲਮਾ ਸਿੰਘ ਸਿੰਘਨੀ ਬਪਾਇਆ ਮੁਕੜੇ ਜ਼ਾਲਮਾਂ ਸਿੰਘਨੀ ਬੁਮਾਇਆ ਮੁਕੜੇ ਜ਼ਾਲਮਾਂ ਸਿੰਘਨੀ ਬੁਮਾਇਆ ਮੁਕੜੇ ਭਾਵੇਂ ਕੋਰੀ ਕੋਰੀ ਕਰਦੇ ਕੋਰੀ ਕੋਰੀ ਕਰਦੇ ਕੋਰੀ ਕੋਰੀ ਕਰਦੇ ਭਾਵੇਂ ਕੋਰੀ ਕੋਰੀ ਕਰਦੇ ਭਾਵੇਂ ਕੋਰੀ ਕੋਰੀ ਭਰਦੇ ਭਾਵੇਂ ਪੋਰੀ ਪੋਰੀ ਕਰਦੇ ਪੋਰੀ ਪੋਰੀ ਕਰਦੇ ਪੋਰੀ ਪੋਰੀ ਕਰਦੇ ਪੋਰੀ ਪੋਰੀ ਕਰਦੇ ਪੋਰੀ ਪੋਰੀ ਕਰਦੇ ਪੋਰੀ ਪੋਰੀ ਕਰਦੇ ਪੋਰੀ ਪੋਰੀ ਕਰਦੇ ਭਾਵੇਂ ਪੋਰੀ ਪੋਰੀ ਭਾਵੇਂ ਪੋਰੀ ਪੋਰੀ ਕਰਦੇ ਭਾਵੇਂ ਪੋਰੀ ਭਾਵੇਂ ਕੋਰੀ ਕੋਰੀ ਕਰਦੇ ਭਾਵੇਂ ਕੋਰੀ ਕੋਰੀ ਕਰ ਤੋਂ ਸਿੰਘ ਨਹੀਂ ਬੁਲਾਇਆ ਮੁਖ ਲਾਲ ਮਾਂ ਸਿੰਘ ਨਹੀਂ ਬੁਲਾਇਆ ਮੁਖ ਜਾਲ ਸਿੰਘ ਨਹੀਂ ਬੁਲਾਇਆ ਮੁਖ ਜਾਲ ਸਿੰਘ ਨਹੀਂ ਸਿੰਘ ਨਹੀਂ ਮੁਕਾਇਆ ਮੁਕਣੇ ਜਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ ਕਿੰਨੇ ਕਮਾਰੇਗਾ ਨਵੀਆਂ ਗਰਦਨਾਂ ਲੈ ਕੇ ਫੇਰ ਆ ਜਾਗੇ ਕਿੰਨੇ ਕਮਾਰ ਲੇਗਾ ਫੇਰ ਆ ਜਾਗੇ ਨਵੀਆਂ ਗਰਦਨਾਂ ਲੈ ਕੇ ਬਸ ਫਿਰ ਟੁਕੜੇ ਟੁਕੜੇ ਕੀਤੇ ਗਏ ਮੀਰ ਮੰਨੂ ਚੱਲਿਆ ਇੱਕ ਵੀ ਬੀਬੀ ਨਹੀਂ ਡੋਲੀ ਕੱਲਾ ਕੱਲਾ ਬੱਚਾ ਕੋ ਕੋ ਕੇ ਸ਼ਹੀਦ ਕੀਤਾ ਗਿਆ ਵਾਪਸ ਜਾ ਰਿਹਾ ਹਾਰ ਕੇ ਜਦੋਂ ਕੋਈ ਮੰਨਦਾ ਨਹੀਂ ਨਾ ਅੜੀ ਅੜੀ ਕਰ ਲਈ ਉਹ ਭੈਣਾ ਨੇ ਸਿਦਕ ਰੱਖਿਆ ਆਪਣਾ ਹੌਸਲਾ ਰੱਖਿਆ ਦ੍ਰਿੜਤਾ ਰੱਖੀ ਮੰਨੀਆਂ ਨਹੀਂ ਕਹਿੰਦੀਆਂ ਬਚੇ ਟੁਕੜੇ ਟੁਕੜੇ ਕਰਤੇ ਸ਼ਹੀਦ ਜਿਹੜਾ ਹੁੰਦਾ ਨਾ ਜੀ ਗੁਰਮਖੋ ਸ਼ਹੀਦ ਜਿਹੜਾ ਹੋ ਜਾਂਦਾ ਹੈ ਸ਼ਹੀਦ ਕਰਨ ਵਾਲੇ ਨੂੰ ਹਰਾ ਜਾਂਦਾ ਵੀ ਤੇਰੀ ਤੇ ਨਹੀਂ ਮੰਨੀ ਟੁਕੜੇ ਟੁਕੜੇ ਕਰਤੇ ਮੇਰੇ ਪਰ ਮੈਂ ਤੇਰੀ ਤੇ ਨਹੀਂ ਮੰਨੀ ਹਰਾ ਜਾਂਦਾ ਸ਼ਹੀਦ ਕਰਨ ਵਾਲਾ ਹਾਰ ਜਾਂਦਾ ਹੈ ਸ਼ਹੀਦ ਹੋਣ ਵਾਲਾ ਜਿੱਤ ਜਾਂਦਾ ਵੀ ਤੇਰੀ ਨਹੀਂ ਮੰਨੀ ਅੱਜ ਵਾਪਸ ਚੱਲਿਆ ਵੀਰ ਮੰਨੂ ਸ਼ਰੇਆਮ ਪਤਾ ਲੱਗਦਾ ਵੀ ਹਾਰ ਕੇ ਚੱਲਿਆ ਬੀਬੀ ਇੱਕ ਨਹੀਂ ਡੋਲੀ ਬਸ ਫਿਰ ਚਲੋ ਵਾਪਸ ਚਲਿਆ ਗਿਆ ਇਧਰ ਬੀਬੀਆਂ ਨੇ ਬੱਚਿਆਂ ਦੇ ਟੁਕੜੇ ਟੁਕੜੇ ਕੋਈ ਕਿਤੇ ਆਂਦਰਾਂ ਪਈਆਂ ਕੋਈ ਕਿਤੇ ਟੁਕੜੇ ਸਭ ਇਕੱਠੇ ਕਰਕੇ ਵਿਚਾਲੇ ਢੇਰੀ ਲਾ ਲਈ ਰਹਿਰਾਸ ਜੀ ਦਾ ਪਾਠ ਕਰਕੇ ਰਹਿਰਾ ਸਾਹਿਬ ਦਾ ਪਾਠ ਕਰਕੇ ਬੀਬੀਆਂ ਨੇ ਆਖਿਆ ਮਾਲਕ ਜੀ ਚਾਰ ਪੈਰ ਦਿਨ ਸੁਖ ਸੁਖਾਂ ਨਾਲ ਬਤੀਤ ਹੋਇਆ ਚਾਰ ਪੈਰ ਰਹਿਣ ਆਈ ਹੈ ਸੁਖ ਸੁਖਾਂ ਨਾਲ ਬਤੀਤ ਹੋਵੇ ਉਥੇ ਖੜੇ ਖੜੇ ਪਹਿਰੇਦਾਰਾਂ ਦੇ ਅੱਖਾਂ 'ਚੋਂ ਵੀ ਪਾਣੀ ਆ ਗਿਆ ਕਹਿੰਦੇ ਸਾਰਾ ਦਿਨ ਬੱਚਿਆਂ ਦੇ ਟੁਕੜੇ ਟੁਕੜੇ ਹੁੰਦੇ ਰਹੇ ਫਿਰ ਵੀ ਬੀਬੀਆਂ ਕਹਿੰਦੀਆਂ ਵੀ ਦਿਨ ਸੁੱਖ ਸੁੱਖਾਂ ਨਾਲ ਬਤੀਤ ਹੋਇਆ ਸੂਰਾ तब हुना छाट खे ਟੁਕੜੇ ਟੁਕੜੇ ਹੋ ਜੇ ਭਾਵੇਂ ਪਿੱਛੇ ਨਹੀਂ ਸੱਚ ਦੇ ਰਾਹ ਤੇ ਤੁਰਿਆ ਸੋ ਇਸ ਕਰਕੇ ਭਾਈ ਰਹਿਰਾ ਸਾਹਿਬ ਦਾ ਪਾਠ ਕਰਕੇ ਬੀਬੀਆਂ ਕਹਿੰਦੀਆਂ ਦਿਨ ਸੁੱਖ ਸੁਖਾਂ ਨਾਲ ਬਤੀਤ ਹੋਇਆ ਹੈ ਹੈਰਾਨ ਹੋ ਗਏ ਪਹਿਰੇਦਾਰ ਖੜ ਵੀ ਹੱਦ ਹੋ ਗਈ ਬਸ ਉਧਰ ਮੀਰ ਮੰਨੂ ਗਿਆ ਸੌ ਨਹੀਂ ਸਕਿਆ ਸਾਰੀ ਕਈ ਦਿਨ ਨੀਂਦ ਨਹੀਂ ਆਈ ਉਹਨੂੰ ਤੜਫਦਾ ਰਿਹਾ ਬੱਚਿਆਂ ਦੀਆਂ ਚੀਕਾਂ ਸੁਣਦੀਆਂ ਪਾਪੀ ਕਰਮ ਕਮਾਉਂਦੇ ਬੜੋ ਕਰਦੇ ਹਾਏ ਹਾਏ ਗਲਤ ਕੰਮ ਕਰਨ ਵਾਲਾ ਹਾਏ ਹਾਏ ਕਰੂ ਸਹੀ ਨਹੀਂ ਸੌ ਨੀਂਦ ਆਉਣੀ ਉਹਨੂੰ ਹਾਏ ਹਾਏ ਕਰੂ ਜੋ ਮਰਜੀ ਜਿਹੜਾ ਜਿੰਨੇ ਗਲਤ ਕੰਮ ਕਰਦਾ ਜਾਏਗਾ ਉਨੀ ਪ੍ਰਸੰਨਤਾ ਉਹਦੇ ਅੰਦਰੋਂ ਖਤਮ ਹੁੰਦੀ ਜਾਏਗੀ ਆਨੰਦ ਖਤਮ ਹੁੰਦਾ ਜਾਏਗਾ ਹਰ ਵੇਲੇ ਸਟ੍ਰੈਸ ਤੇ ਦੁਖੀ ਰਹਿੰਦਾ ਹੈ ਜਿੰਨੇ ਮਾੜੇ ਕੰਮ ਕਰਦਾ ਹੈ ਉਨਾ ਹੀ ਦੁਖੀ ਉਨਾ ਹੀ ਹਾਏ ਹਾਏ ਜ਼ਿਆਦਾ ਕਰਦਾ ਪੜੋ ਪਾਪੀ ਕਰਮ ਕਮਾਵਦੇ ਕਰਦੇ મથન માધણિયા ਤਿਉ ਮੱਥੇ ਧਰਮ ਗਾਏ ਇੱਕ ਗੱਲ ਵੇਖਿਓ ਤੁਸੀਂ ਕੋ ਇਧਰ ਸੁਣਿਓ ਧਿਆਨ ਨਾਲ ਵੇਖਿਓ ਕਿੰਨੀ ਸੋਹਣੀ ਦਿੱਤੀ ਹੈ ਜਿਹੜੇ ਬੰਦੇ ਕਈ ਕਹਿੰਦੇ ਨੇ ਵੀ 2 ਨੰਬਰ ਦੇ ਕੰਮ ਕਰਨ ਵਾਲੇ ਨਜ਼ਾਰੇ ਲੈਂਦੇ ਆ ਗਲਤ ਕੰਮ ਕਰਨ ਵਾਲਾ ਨਜ਼ਾਰੇ ਲੈਂਦਾ ਯਾਰ ਅਸੀਂ ਤੇ ਐਂ ਹੀ ਰਹਿ ਗਏ ਸੱਚ ਤੇ ਤੁਰਨ ਵਾਲੇ ਸੱਚ ਤੇ ਪਹਿਰਾ ਦੇਣ ਵਾਲੇ ਅਸੀਂ ਤੇ ਐਂ ਹੀ ਰਹਿ ਗਏ ਗੁਰੂ ਜੀ ਵੇਖਿਓ ਐਗਜ਼ਾਮਪਲ ਕਿੰਨੀ ਵਧੀਆ ਦਿੰਦੇ ਐ ਕਹਿੰਦੇ ਮਾੜੇ ਕੰਮ ਕਰਨ ਵਾਲੇ ਹਾਏ ਹਾਏ ਕਰਦੇ ਐ ਹਰ ਵੇਲੇ ਦੁਖੀ ਰਹਿੰਦੇ ਐ ਹਰ ਵੇਲੇ ਅੰਦਰੋਂ ਸਟ੍ਰੈਸ 'ਚ ਰਹਿੰਦੇ ਨੇ ਹਰ ਵੇਲੇ ਤੈਨੂੰ ਬਾਹਰੋਂ ਲੱਗਦਾ ਐ ਚਾਟੀ ਬਾਹਰੋਂ ਤੇ ਐਂ ਲੱਗਦਾ ਵੀ ਆਰਾਮ ਨਾਲ ਹੀ ਚੱਲ ਰਿਹਾ ਹੁੰਦਾ ਸਾਰਾ ਕੁਝ ਵੀ ਦੁੱਧ 'ਚ ਮਧਾਣੀ ਪਾਈ ਹੋਈ ਐ ਹੁਣ ਤੁਸੀਂ ਵੇਖਿਓ ਮਸ਼ੀਨ ਜਿਵੇਂ ਅੱਜ ਕੱਲ ਤੇ ਲਾਈਟ ਵਾਲੀ ਆ ਗਈ ਨਾ ਮਧਾਣੀ ਐ ਚੱਲਦੀ ਐ ਬਾਹਰੋਂ ਤੇ ਐ ਲੱਗਦਾ ਵੀ ਠੀਕ ਠਾਕ ਹੀ ਐ ਸਾਰਾ ਕੁਝ ਪਰ ਦੁੱਧ ਦੀ ਚੱਕਰੀ ਤੇ ਅੰਦਰ ਘੁਮਾਈ ਪਈ ਹੁੰਦੀ ਐ ਆਖੋ ਸਤਨਾਮ ਮੇਰੀ ਬਾਸ ਚੱਕਰੀ ਦੇ ਅੰਦਰ ਘੁੰਮੀ ਪਈ ਐ ਬਾਹਰੋਂ ਥੋੜਾ ਪਤਾ ਲੱਗਣਾ ਐ ਬਾਹਰ ਤੇ ਤੈਨੂੰ ਐਂ ਲੱਗੂ ਵੀ ਕਿੱਡੀ ਕੋਠੀ ਪਾ ਲਈ ਓਏ ਚਿੱਟਾ ਵੇਚ ਵੇਚ ਕੇ ਓਏ 10 ਕਿੱਲੇ ਜ਼ਮੀਨ ਬਣਾ ਲਈ ਓਏ ਧੋਖਾ ਕਰਕੇ ਦਬਲੀ ਜ਼ਮੀਨ ਕਰ ਲਿਆ ਕਬਜ਼ਾ ਇਹ ਤੈਨੂੰ ਬਾਹਰੋਂ ਤੇ ਐਂ ਲੱਗੂ ਵੀ ਆਹ ਲੈਂਦਾ ਨਜ਼ਾਰੇ ਆਹ ਲੈ ਆਂਦੀ ਗੱਡੀ 2 ਨੰਬਰ ਦਾ ਕੰਮ ਕਰਨ ਵਾਲੇ ਨੇ ਆ ਵੇਖੋ ਕਿੱਥੇ ਪਹੁੰਚ ਗਿਆ ਭੁੱਕੀ ਦਾ ਟਰੱਕ ਵੇਚਤਾ ਵੇਖੋ ਆ ਕਰ ਲਿਆ ਕੰਮ ਬਣ ਗਿਆ ਬੰਦਾ ਇਹ ਨਹੀਂ ਉਹ ਬਾਹਰੋਂ ਤੇ ਐਂ ਲੱਗਦਾ ਮਧਾਣੀ ਠੀਕ ਠਾਕ ਹੀ ਐ ਦੁੱਧ ਦੀ ਚੱਕਰੀ ਤੇ ਅੰਦਰ ਘੁਮਾਈ ਪਈ ਐ ਇਦਾਂ ਹੀ ਗੁਰੂ ਜੀ ਐਗਜ਼ਾਮਪਲ ਦਿੰਦੇ ਆ ਭਈ ਭਾਈ ਇਹ ਚੱਕਰੀ ਅੰਦਰ ਘੁੰਮਦੀ ਐ ਬਾਹਰੋਂ ਮਧਾਣੀ ਜਿਵੇਂ ਅੰਦਰੋਂ ਨਹੀਂ ਹੋ ਆ ਹਾਲ ਕਰ ਦਿੰਦੀ ਕਹਿੰਦੇ ਜੋ ਮਥੇ ਮਥੇ ਧਰਮ ਰਾਏ ਉਹ ਇਦਾਂ ਚੱਲਦਾ ਅੰਦਰ ਧਰਮ ਦਾ ਰੱਬ ਦਾ ਰੱਬੀ ਨਿਯਮ ਰੱਬੀ ਕਾਨੂੰਨ ਕਹਿੰਦੇ ਚੱਕਰੀ ਘਮਾਉਂਦਾ ਫਿਰ ਉਹਦੀ ਪੂਰੀ ਅੰਦਰੋਂ ਚੱਕਰੀ ਘਮਾ ਰਿਹਾ ਹੁੰਦਾ ਰੱਬ ਰੱਬ ਦਾ ਨਿਯਮ ਬੰਦੇ ਦੀ ਅੰਦਰੋਂ ਚੱਕਰੀ ਘਮਾ ਰਿਹਾ ਬੁਰਾ ਹਾਲ ਹੋ ਜਾਂਦਾ ਉਸ ਬੰਦੇ ਦਾ ਗਲਤ ਕੰਮ ਕਰਨ ਵਾਲਾ ਅੰਦਰ ਹੀ ਅੰਦਰ ਇੰਨੀ ਸਟ੍ਰੈਸ 'ਚ ਰਹਿੰਦਾ ਆਪਾਂ ਸੋਚ ਵੀ ਨਹੀਂ ਸਕਦੇ ਕਹਿੰਦੇ ਨੀਂਦ ਨਹੀਂ ਕਈ ਦਿਨ ਮੀਰ ਮੰਨੂ ਨੂੰ ਆਈ ਸੀ ਇੱਕ ਦਿਨ ਘਰ ਵਾਲੀ ਨੂੰ ਕਹਿੰਦਾ ਮੈਂ ਘੁੰਮਣ ਚੱਲਿਆ ਸੈਰ ਕਰਨ ਘਰ ਵਾਲੀ ਕਹਿੰਦੀ ਜੀ ਨਾ ਜਾਓ ਖਤਰਾ ਬਹੁਤ ਹੈ ਬਾਹਰ ਬੱਚੇ ਜਿਨ੍ਹਾਂ ਦੇ ਉਹ ਲੱਭਦੇ ਨਾਲਦਿਆਂ ਨੇ ਰੋਕਿਆ ਕਹਿੰਦੇ ਜੀ ਨਾ ਜੀ ਨਾ ਨਾ ਜਾਓ ਕਹਿੰਦਾ ਠੰਡੀ ਹਵਾ ਬਾਹਰ ਜਾਣ ਨੂੰ ਜੀ ਕਰਦਾ ਅੰਦਰ ਹੀ ਬੜੇ ਬੈਠੇ ਆ ਰਾਵੀ ਦੇ ਕੰਡੇ ਕੰਡੇ ਤੁਰ ਪਿਆ ਨਾਲ ਵਾਲੇ ਕਹਿੰਦੇ ਚੱਲੀਏ ਵਾਪਸ ਆਜੋ ਚੱਲੀਏ ਵਾਪਸ ਚੱਲੀਏ ਨਾ ਜੀ ਨਾ ਸੁਣੀ ਕਿਤੇ ਪਰ ਤੁਰਿਆ ਗਿਆ ਉਹ ਵਾਪਸ ਚੱਲੀਏ ਜੀ ਬਹੁਤ ਦੂਰ ਆ ਗਏ 5 ਮੀਲ ਹੋ ਗਿਆ ਹੋਰ ਚੱਲੀਏ ਵਾਪਸ ਲਾਹੌਰ ਨੂੰ ਨਾ ਨਾ 10 ਮੀਲ ਬਾਹਰ ਆ ਗਏ ਜੀ ਛੇਤੀ ਚੱਲੋ ਵਾਪਸ ਨਾ ਨਾ ਕਹਿੰਦਾ ਹੋਰ ਚੱਲੋ ਬਾਹਰ ਬਸ ਬਾਹਰ ਇਦਾਂ ਹੀ ਤੁਰਿਆ ਗਿਆ ਅੱਗੋਂ ਸਿੰਘ ਆ ਗਏ ਜੰਗਲਾਂ ਦੇ ਵਿੱਚ ਉਹਨਾਂ ਦੇ ਪਿਓ ਨੇ ਜਿਹੜੇ ਬੱਚੇ ਸ਼ਹੀਦ ਕੀਤੇ ਵਿੱਚੋਂ ਫਿਰ ਇੱਕ ਤਕੜਾ ਜਿਹਾ ਸਿੰਘ ਸੀ ਜਦੋਂ ਨੇੜੇ ਆ ਗਏ ਨਾ ਬਿਲਕੁਲ ਹੀ ਐ ਇੱਕਦਮ ਹੀ ਬਾਹਰ ਨਿਕਲ ਆਏ ਪਟੜੀ ਤੇ ਜੰਗਲ ਚੋਂ ਇੱਕਦਮ ਹੀ ਘੋੜਿਆਂ ਤੇ ਜਦੋਂ ਆ ਗਏ ਅੱਗੇ ਇੱਕ ਸਿੰਘ ਨੇ ਗੱਜ ਕੇ ਜਕਾਰਾ ਲਾਇਆ ਘੋੜਾ ਇੱਕਦਮ ਲੱਗਿਆ ਵਾਪਸ ਮੋੜਨ ਜਦੋਂ ਸਿੰਘ ਨੇ ਜਕਾਰਾ ਲਾਤਾ ਘੋੜਾ ਤਰਬਕ ਗਿਆ ਜਦੋਂ ਇੱਕਦਮ ਗਰਜਵੀਂ ਆਵਾਜ਼ ਚ ਜਦੋਂ ਨੇ ਕਿਹਾ ਘੋੜਾ ਐ ਤਰਬਕਿਆ ਮੀਰ ਮੰਨੂ ਨੂੰ ਥੱਲੇ ਸਿੱਟਦਾ ਹੁੰਦਾ ਬਾਕੀ ਦੇ ਤੇ ਮੁੜ ਗਏ ਜਦੋਂ ਇਹਦਾ ਘੋੜਾ ਮੋੜਨ ਲੱਗਿਆ ਇਹਨੂੰ ਥੱਲੇ ਤਾਂ ਰਕਾਬ ਵਿੱਚ ਪੈਰ ਫਸ ਗਿਆ ਪਰ ਸਿੰਘ ਕਹਿਣ ਲੱਗੇ ਲੈ ਵੀ ਹੁਣ ਇਹਨੂੰ ਕੁਝ ਕਰਨ ਦੀ ਲੋੜ ਨਹੀਂ ਜਕਾਰੇ ਹੀ ਲਾਈ ਚੱਲੋ ਬਸ ਉਹ ਸਿੰਘ ਜਕਾਰੇ ਹੀ ਲਾਉਂਦੇ ਰਹੇ ਜਦੋਂ ਜਕਾਰਾ ਲਾ ਦਿਆ ਕਰਮ ਘੋੜਾ ਹੋਰ ਤੇਜ਼ ਹੋ ਜਾ ਕਰੇ ਉਹ ਡਰਦਾ ਘੋੜਾ ਭੱਜਦਾ ਰਿਹਾ ਕਹਿੰਦੇ ਐ ਕਿਸੇ ਦਰਖਤ ਨਾਲ ਜ਼ੋਰ ਨਾਲ ਵੱਜਿਆ ਬਾਹ ਲੈ ਗਈ ਥਾ ਵੱਜਿਆ ਜ਼ੋਰ ਨਾਲ ਪੱਥਰ ਨਾਲ ਮੱਥਾ ਨੱਕ ਲੈ ਗਿਆ ਐਦਾਂ ਕਹਿੰਦੇ ਜਦੋਂ ਵੱਜਦਾ ਰਿਹਾ ਵੱਜਦਾ ਰਿਹਾ ਜਗਾ ਜਗਾ ਦੇ ਉੱਤੇ ਕਹਿੰਦੇ ਕੱਖ ਨਹੀਂ ਬਚਿਆ ਜਦੋਂ ਲਿਆ ਕੇ ਬੇਗਮ ਦੇ ਸਾਹਮਣੇ ਰੱਖਿਆ ਉਹ ਘੋੜਾ ਜਦੋਂ ਲਿਆਇਆ ਵਿਹੜੇ ਦੇ ਵਿੱਚ ਖੜਿਆ ਉਹਦੀ ਘਰ ਵਾਲੀ ਨਹੀਂ ਪਛਾਣ ਸਕੀ ਵੀ ਇਹ ਮੀਰ ਮਨੂ ਮੇਰੇ ਘਰ ਵਾਲਾ ਇੰਨਾ ਉਹਦਾ ਬੁਰਾ ਹਾਲ ਹੋਇਆ ਜਿਵੇਂ ਉਹਨੇ ਕਿਹਾ ਸੀ ਨਾ ਵੀ ਜਿਹੜੀ ਮੌਤ ਤੈਨੂੰ ਲੱਗਦੀ ਪਿਆਰੀ ਉਸੇ ਮੌਤ ਮੈਨੂੰ ਮਾਰ ਦਿਓ ਬੱਚੇ ਨੇ ਕਿਹਾ ਸੀ ਵੀ ਜਿਹੜੀ ਜਿੱਦਾਂ ਦੀ ਤੂੰ ਮੌਤ ਮਰਨਾ ਚਾਹੁੰਦਾ ਉਵੇਂ ਹੀ ਮਾਰ ਰੱਬ ਦਾ ਕਾਨੂੰਨ ਕੰਮ ਕਰਦਾ ਭਾਈ ਫਰੀਦਾ ਜੇ ਤੂੰ ਅਕਲ ਲਤੀਫ ਸਿਆਣਾ ਤੇ ਮਾੜੇ ਲੇਖ ਨਾ ਲਿਖੀ ਵੱਢਣੇ ਪੈਂਦੇ ਐ ਜੀ ਇੱਥੇ ਰੰਬੀਆਂ ਨਾਲ ਖੁਰਚਣੇ ਪਏ ਐ ਇਦਾਂ ਦੇ ਮੰਤਰੀ ਇਦਾਂ ਦੇ ਬੰਦੇ ਹੋਏ ਐ ਇੱਥੇ ਜਿਨ੍ਹਾਂ ਨੂੰ ਰੰਬੀਆਂ ਨਾਲ ਖੁਰਚਣਾ ਪਿਆ ਬੰਦਾ ਕਰ ਲੈਂਦਾ ਪਰ ਭਰਨਾ ਪੈਂਦਾ ਵਾ ਪਤਾ ਨਹੀਂ ਲੱਗਦਾ ਰੱਬ ਦਾ ਕਾਨੂੰਨ ਕੰਮ ਕਰਦਾ ਹੈ ਬਾਹਰਲਾ ਕਾਨੂੰਨ ਕੰਮ ਕਰੇ ਨਾ ਕਰੇ ਬਾਹਰ ਸਜ਼ਾ ਮਿਲੇ ਨਾ ਮਿਲੇ ਪਰ ਰੱਬ ਦਾ ਕਾਨੂੰਨ ਬੰਦੇ ਨੂੰ ਸਜ਼ਾ ਦਿੰਦਾ ਫਰੀਦਾ ਪੜੋ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਵੇਖੀ ਕਿਤੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਨਾ ਲੇਖੋ आपनड़े गिरिवान में है सिर नीवा कर देखो ਸੋ ਗੁਰੂ ਸਾਹਿਬ ਸਾਡੇ ਸਾਰਿਆਂ ਉੱਤੇ ਮਿਹਰ ਕਰਨ ਪਾਈ ਕਾਲੇ ਲੇਖ ਲਿਖਨੇ ਛੱਡੀਏ ਫਿਰ ਬੇਨਤੀ ਕਰਦਾ ਲੇਖ ਰੱਬ ਨੇ ਨਹੀਂ ਲਿਖਣੇ ਅਸੀਂ ਲਿਖਣੇ ਆ ਗੁਰੂ ਸਾਹਿਬ ਤੋਂ ਅਕਲ ਲੈ ਕੇ ਗੁਰੂ ਸਾਹਿਬ ਤੋਂ ਮਤ ਲੈ ਕੇ ਲੇਖ ਸੋਹਣੇ ਬਣਾਈਏ ਆਪਣੀ ਕਿਸਮਤ ਲਿਖ ਲਓ ਭਾਈ ਸੋਹਣੀ ਕਿਸਮਤ ਲਿਖ ਲਓ ਸੋਹਣੇ ਭਾਗ ਲਿਖ ਲਓ ਸੋਹਣੇ ਕਰਮ ਕਰੋ ਸੋਹਣੇ ਭਾਗ ਆਪੇ ਹੀ ਬਣ ਜਾਣੇ ਸੋਹਣੇ ਕਰਮ ਕਰੋ ਸੋ ਗੁਰੂ ਸਾਹਿਬ ਦੀ ਮਿਹਰ ਨਾਲ ਬਾਣੀ ਨੂੰ ਸਮਝੀਏ ਗੁਰੂ ਸਾਹਿਬ ਦੇ ਬਚਨਾਂ ਨੂੰ ਵਿਚਾਰੀਏ ਪਰ ਪਹਿਲਾਂ ਇਸ ਸਕੂਲ ਵਿੱਚ ਦਾਖਲਾ ਲੈਣਾ ਲਾਜ਼ਮੀ ਹੈ ਸੋ ਵੀਰਾ ਭਰਾਵਾਂ ਨੂੰ ਬੇਨਤੀ ਹੈ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਆਪਣਾ ਮਨ ਬਣਾਓ ਪਹਿਲੀ ਬੇਨਤੀ ਤੇ ਜਿੰਨਾ ਚਿਰ ਗੁਰੂ ਜੀ ਇੱਥੇ ਨੇ ਟਿਕ ਕੇ ਬਹਿਣਾ ਜੀ 2-4 ਮਿੰਟ ਬੈਠੋ ਸਾਰੀ ਸੰਗਤ ਨੂੰ ਬੇਨਤੀ ਹੈ 2.5 ਘੰਟੇ ਹੋ ਗਏ ਆ ਮੈਂ 8:30 ਵਜੇ ਸ਼ੁਰੂ ਕੀਤਾ ਸੀ 11 ਵਜੇ ਗਏ ਬੜੇ ਟਿਕਾ ਕੇ ਟਿਕ ਕੇ 2.5 ਘੰਟੇ ਬੈਠੇ ਰਹੇ ਹਾਂ ਤੇ ਥੋੜੇ ਜਿਹੇ ਮਿੰਟ ਬਸ ਹੁਣ ਆਪਾਂ ਆਨੰਦ ਸਾਹਿਬ ਪੜ੍ਹਦੇ ਆਂ ਅਰਦਾਸ ਕਰਦੇ ਆਂ ਫਿਰ ਚੱਲਦੇ ਆਂ 5 5 ਮਿੰਟ ਬਸ ਟਾਈਮ ਦਿਓ ਵੇਖੋ ਇੱਕ ਤੇ ਭਾਈ ਦਾਖਲਾ ਲਈਏ ਆ ਗੁਰੂ ਸਾਹਿਬ ਦੀ ਪੜ੍ਹਾਈ ਕਿੰਨੀ ਵਧੀਆ ਕਿੰਦਾ ਮਹਾਰਾਜ ਇੱਕ ਇੱਕ ਗੱਲ ਸਾਨੂੰ ਸਮਝਾਉਂਦੇ ਆ ਕਿੰਨਾ ਸੋਹਣਾ ਸਕੂਲ ਹੈ ਕਿੰਨੀ ਵਧੀਆ ਪੜ੍ਹਾਈ ਹੈ ਕਿੰਨੀ ਅਕਲ ਦੀਆਂ ਅਕਲ ਦੇ ਬਚਨ ਗੁਰੂ ਸਾਹਿਬ ਸਾਨੂੰ ਦੱਸਦੇ ਅਕਲ ਆਉਂਦੀ ਹੈ ਇਹ ਸਕੂਲ 'ਚ ਦਾਖਲਾ ਲਈਏ ਪੜ੍ਹਾਈ ਕਰੀਏ ਫਿਰ ਸ਼ੁਰੂ ਕਰੀਏ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲੈਣੀ ਹੈ ਭੈਣਾਂ ਨੂੰ ਬੇਨਤੀ ਹੈ ਵੀਰਾਂ ਨੂੰ ਬੇਨਤੀ ਹੈ ਸਿੰਘਾਂ ਨੂੰ ਜਿਹੜੇ ਰਹਿ ਗਏ ਭਾਈ ਮਨ ਬਣਾਓ ਦਾੜੀਆਂ ਰੱਖੋ ਕੇਸ ਰੱਖੋ ਸਿੰਘ ਸਜੋ ਦਾਖਲਾ ਲਓ ਤਿਆਰੀ ਕਰੋ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਕੱਲ ਦਾ ਦੀਵਾਨ ਬਾਕੀ ਰਹਿੰਦਾ ਹੈ ਜਿਨ੍ਹਾਂ ਜਿਨ੍ਹਾਂ ਨੇ ਭਾਈ ਅੰਮ੍ਰਿਤ ਛਕਣਾ ਹੈ ਗੁਰਦੁਆਰਾ ਸਾਹਿਬ ਜੋ ਆਪਣਾ ਗੁਰਦੁਆਰਾ ਸੱਚੀ ਅਦਾਲਤ ਰੁਕਣਾ ਬੇਬੇ ਗੁਰਦੁਆਰਾ ਸਾਹਿਬ ਦਾ ਨਾਮ ਹੈ ਤਾਂ ਗੁਰਦੁਆਰਾ ਸਾਹਿਬ ਇਦਾਂ ਹੀ ਹੈ ਨਾਮ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੀ ਇਦਾਂ ਗੁਰਦੁਆਰਾ ਸੱਚੀ ਅਦਾਲਤ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਭਾਈ ਚਲੋ ਗੁਰੂ ਇਹ ਤੇ ਹੈ ਹੀ ਹੈ ਵੀ ਚਲੋ ਸੱਚ ਦੀ ਅਦਾਲਤ ਤੇ ਇੱਥੇ ਹੀ ਹੈ ਤਾਂ ਸੱਚ ਤੇ ਹੈ ਹੀ ਇੱਥੇ ਹੈ ਸੋ ਗੁਰਦੁਆਰਾ ਸਾਹਿਬ ਸੱਚੀ ਅਦਾਲਤ ਰੁਕਣਾ ਬੇਗੋ ਕੱਲ ਉਥੇ ਅੰਮ੍ਰਿਤ ਸੰਚਾਰ ਹੋਣਾ ਹੈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਸ਼ਾਮ ਨੂੰ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਕੇਸੀ ਇਸ਼ਨਾਨ ਕਰਾਇਓ ਸਾਫ਼ ਬਸਤਰ ਪਾਇਓ ਚਾਰ ਕਕਾਰ ਬਾਹਰੋਂ ਪ੍ਰਾਪਤ ਹੋ ਜਾਣਗੇ ਪੰਜਵੇਂ ਸਾਡੇ ਕੇਸ ਨੇ ਤੇ ਤਿਆਰੀ ਲਓ ਜੇ ਕੋਈ ਭੁੱਲ ਗਲਤੀ ਕਰ ਬੈਠਾ ਹੈ ਜੇ ਕਿਸੇ ਨੇ ਕੋਈ ਗਲਤੀ ਕੀਤੀ ਛਕਿਆ ਸੀ ਭੁੱਲ ਗਿਆ ਉਹ ਫੇਰ ਆ ਜਾ ਦੁਬਾਰਾ ਮਨ ਬਣਾਇਆ ਜਾ ਸਕਦਾ ਹੈ ਜੇ ਕੋਈ ਬੱਚਾ ਖੇਡਦਾ ਖੇਡਦਾ ਡਿੱਗ ਪੈਂਦਾ ਨਾ ਜੀ ਡਿੱਗ ਪੈਂਦੇ ਨੇ ਨਿਆਣੇ ਖੇਡਦੇ ਖੇਡਦੇ ਫਿਰ ਉਹ ਫਿਰ ਕੱਪੜੇ ਝਾੜਦੇ ਆ ਫਿਰ ਭੱਜ ਲੈਂਦੇ ਇਹ ਥੋੜਾ ਹੁੰਦਾ ਵੀ ਹੁਣ ਵਿੱਚ ਹੀ ਲਿਟੀ ਜਾਣਗੇ ਵੀ ਹੁਣ ਜਦ ਮੈਂ ਤੇ ਡਿੱਗ ਪਿਆ ਜੀ ਮੈਂ ਨਹੀਂ ਹੁਣ ਉੱਠ ਸਕਦਾ ਇਦਾਂ ਥੋੜਾ ਹੁੰਦਾ ਕਈ ਬੰਦੇ ਇਦਾਂ ਦੇ ਵੀ ਵੇਖੇ ਆ ਨਾ ਵੀ ਮੈਂ ਹੁਣ ਉਦੋਂ ਗਲਤੀ ਕਰ ਲਈ ਹੁਣ ਸਾਰੀ ਜ਼ਿੰਦਗੀ ਗਲਤੀਆਂ ਹੀ ਕਰੀ ਜਾਏਗਾ ਜੇ ਉਦੋਂ ਪੀ ਲਈ ਸੀ ਹੁਣ ਪੀ ਵੀ ਜਾਏਗਾ ਭਾਈ ਇਦਾਂ ਨਹੀਂ ਜੇ ਕੋਈ ਗਲਤੀ ਕਰ ਲਈ ਤੇ ਦੁਬਾਰਾ ਸੁਧਾਰ ਕਰੋ ਆਓ ਫਿਰ ਭੱਜੀਏ ਕੱਪੜੇ ਝਾੜੋ ਫਿਰ ਭੱਜੋ ਨਾਲ ਆਓ ਤਰੀਏ ਆਪਣੇ ਭਰਾਵਾਂ ਦੇ ਨਾਲ ਰਲੀਏ ਮਨ ਬਣਾਓ ਢਿੱਲ ਨਾ ਕਰੋ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਗੁਰਦੁਆਰਾ ਸਾਹਿਬ ਸੱਚੀ ਅਦਾਲਤ ਕੱਲ ਸ਼ਾਮ ਨੂੰ ਕਿਰਪਾ ਕਰਕੇ ਤਕਰੀਬਨ 6 ਵਜੇ ਪਹੁੰਚ ਜਾਇਓ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਮਨ ਬਣਾਓ ਕੱਲ ਦਾ ਇੱਕ ਦੀਵਾਨ ਬਾਕੀ ਰਹਿੰਦਾ ਹੈ ਜਿੱਥੇ ਆਪ ਆਉਣਾ ਹੈ ਉੱਥੇ ਹੋਰਾਂ ਸੰਗਤਾਂ ਨੂੰ ਨਾਲ ਪ੍ਰੇਰ ਕੇ ਲੈ ਕੇ ਆਈਏ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਅੱਜ 8:30 ਵਜੇ ਸ਼ੁਰੂ ਕੀਤਾ ਸੀ ਸਫ਼ਰ ਸੀ ਅੱਜ ਰਾਹ ਵੀ ਰੋਡ ਵੀ ਟੁੱਟਿਆ ਹੋਇਆ ਕਾਫੀ ਖਰਾਬ ਹੈ ਰਾਹ ਵਿੱਚ ਕੱਲ ਸਾਨੂੰ ਆਈਡੀਆ ਲੱਗ ਜਾਏਗਾ ਅੱਧਾ ਘੰਟਾ ਪਹਿਲਾਂ ਤੁਰ ਪਾਂਗੇ ਤੇ ਕੱਲ 8 ਵਜੇ ਸਹੀ 8 ਵਜੇ ਆਪਾਂ ਦੀਵਾਨ ਸ਼ੁਰੂ ਕਰਾਂਗੇ ਇਹ ਚੇਤਾ ਰੱਖਿਓ ਭੁੱਲਿਓ ਨਾ ਮੈਂ ਸਹੀ 8 ਵਜੇ ਸਟੇਜ ਤੇ ਆ ਜਾਗਾ ਸੰਗਤ ਨੂੰ ਬੇਨਤੀ ਹੈ ਵੀ ਵੇਲੇ ਨਾਲ ਆਇਓ 7:30 ਵਜੇ ਜਥਾ ਸ਼ੁਰੂ ਕਰੇਗਾ 8 ਵਜੇ ਆਪਾਂ ਸ਼ੁਰੂ ਕਰ ਲਾਂਗੇ ਤਾਂ ਜੋ 8 ਵਜੇ ਸ਼ੁਰੂ ਕਰਾਂਗੇ 10:30 ਵਜੇ ਸਮਾਪਤੀ ਹੋ ਸਕਦੀ ਹੈ ਕਿਰਪਾ ਕਰਿਓ ਇਹ ਚੇਤਾ ਨਾ ਭੁੱਲਿਓ ਕੱਲ ਵੇਲੇ ਨਾਲ ਥੋੜਾ ਜਿਹਾ ਕੰਮ ਨਵੇੜ ਲਿਓ ਵੇਲੇ ਨਾਲ ਆ ਕੇ ਪ੍ਰਸ਼ਾਦਾ ਛਕੋ ਲੰਗਰ ਦੇ ਵਿੱਚ ਤਿਆਰ ਕਰਿਆ ਕਰੋ ਬਣਾਓ ਵੀ ਆਪ ਵਰਤਾਓ ਵੀ ਤੇ ਛਕੋ ਵੀ ਇੱਥੇ ਵੇਲੇ ਨਾਲ ਹੀ ਭਾਈ 3-4 ਵਜੇ ਆ ਕੇ ਪਹਿਲਾਂ ਵੀ ਅੱਜ ਭਾਈ ਮੱਖਣ ਸਿੰਘ ਹੋਣਾ ਦਾ ਕਵੀਸ਼ਰੀ ਜਥਾ ਲੱਗਾ ਸੀ ਕੱਲ ਨੂੰ ਵੀ ਮੇਰਾ ਖਿਆਲ ਕੱਲ ਨੂੰ ਵੀ ਆਉਣਾ ਉਹਨਾਂ ਨੇ ਉਹਨਾਂ ਦੇ ਜਥੇ ਨੇ 7 ਵਜੇ ਲੱਗ ਜਾਣਾ ਆ ਕੇ 7 ਤੋਂ ਪੌਣੇ 8 ਤੱਕ ਉਹ ਲਾ ਲੈਣਗੇ ਪੌਣੇ 8 ਵਜੇ ਫਿਰ ਆਪਣੇ ਸਿੰਘ ਸ਼ੁਰੂ ਕਰ ਲੈਣਗੇ 8 ਵਜੇ ਤੱਕ ਮੈਂ ਆ ਜਾਾਂਗਾ ਲੇਟ ਨਹੀਂ ਕਰਨਾ ਕੱਲ ਵੇਲੇ ਨਾਲ ਆਇਓ ਲੇਟ ਨਾ ਕਰਿਓ ਇਹ ਜ਼ਰੂਰੀ ਬੇਨਤੀ ਹੈ ਸਾਰੀ ਸੰਗਤ ਦਾ ਸਾਰੇ ਪ੍ਰਬੰਧਕ ਵੀਰਾਂ ਦਾ ਸਭ ਦਾ ਧੰਨਵਾਦ ਤੇ ਆਓ ਹੁਣ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਜੁੜੀਏ ਹੁਕਮਨਾਮੇ ਸੁਣ ਕੇ ਫੇਰ ਆਪਾਂ ਚਾਲਾ ਪਾਵਾਂਗੇ ਜਿਨ੍ਹਾਂ ਨੇ ਮੱਥਾ ਨਹੀਂ ਸੀ ਟੇਕਿਆ ਰਾਹ ਵਿੱਚ ਬਹਿ ਗਏ ਸੀ ਆਓ ਜੀ ਅੱਗੇ ਆ ਕੇ ਮੱਥਾ ਟੇਕ ਲਓ ਸਾਰੀ ਸੰਗਤ ਆਪੋ ਆਪਣੀ ਜਗ੍ਹਾ ਤੇ ਸਜੇ ਰਿਓ ਕੱਲ ਵੱਧ ਚੜ ਕੇ ਹੋਰ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਆਇਓ ਗੁਰੂ ਜੀ ਜਾਣਗੇ ਫੇਰ ਚੱਲਦੇ ਆਂ ਜੀ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਕਲੀ ਮਹੱਲਾ ਤੀਜਾ ਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਤੇ ਪਾਇਆ ਸਤਿਗੁਰੂ ਪਾਇਆ ਤੇ ਤੁਮ ਪਰ ਬਜਿਆ ਵਾਤਾ ਸਾਗਰ ਸੰਤਵਾਦ ਪਰਿਆਂ ਸ਼ਬਦ ਦਾ ਬਣਾਇਆ ਸਭ ਲੋਕਾਂ ਦਾ ਹੋ ਹਰੀ ਤੇਰਾ ਮਾਦਨ ਨਿਵਾਸਾ ਕਹਿਣਾ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਤੇਰੇ ਤੂੰ ਸਭ ਵਿਸਾਰਨਾ ਕੋਈ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਹਮ ਲਗ ਸੁਖਰਤ ਸੁਆਮੀ ਸੋ ਕਿਉ ਮਨ ਹੋ ਸਾਰੇ ਸਹਿ ਨਾਨਕ ਮਾਤ ਤੇਰੇ ਸਦਾ ਰਹੋ ਹਰ ਨਾਲ ਸਾਵੇ ਕਿਆ ਪਾਹੀ ਕਰ ਤੇਰਾ ਨੇ ਸੋ ਪਾਵੇ ਤੇਰੀ ਮਨ ਜਿਨ ਤੇ ਮਨ ਵਸਿਆ ਬਾਜੇ ਸ਼ਬਦ ਤਨੇਰੇ ਸਾਹਿਬ ਕਿਆ ਨਹੀਂ ਕਰਦੇ ਹੋ ਸੱਚ ਨਾਮ ਮੇਰਾ ਆਧਾਰੋ ਸਤਨਾਮ ਆਧਾਰ ਮੇਰਾ ਜਿਨ ਸੁਖਾਂ ਦਾ ਭਗਵਾਨ ਹਰ ਸਾਥ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਈਆ ਸਦਾ ਗੁਰਬਾਣ ਕੀਤਾ ਗੁਰ ਵਿਖਾਂ ਜਿਸ ਆਏ ਵਡਿਆਈ ਹੈ ਨਾਨਕ ਸੁਨੋ ਸੰਤੋ ਸਭ ਕਰ ਹੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਵਾਜੇ ਕਉ ਸਬਦ ਤੇ ਤਾਰ ਸੁਭਾਗੈ ਭਾਗੇ ਸ਼ਬਦ ਵਾਜੇ ਕਲਾ ਦੇ ਕਰ ਧਾਰਿਆ ਪੰਜ ਰੂਪ ਮੁਦ ਵਾਸ ਕੀਤੇ ਤਾਲ ਕੰਟ ਭਾਰਿਆ ਉਹ ਧਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਗੇ ਕਹੈ ਨਾਨਕ ਤਹਸ ਸੁਖ ਹੋਆ ਤਿਤ ਕਾਇਆ ਨ ਹਲਵਾਜੇ ਅਨੰਦ ਸੁਨੋ ਵਤ ਭਾਗੀ ਹੋ ਸਗਲ ਕਰੋ ਪੂਰੇ ਵਾਰ ਬ੍ਰਹਮ ਕਲ ਪਾਇਆ ਤੇ ਸਗਲ ਮੈ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਾਧਨ ਸਾਧਨ ਕਰੇ ਸਰ ਸੇ ਪੂਰੇ ਗੁਰ ਤੇ ਦਾਨ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਦੂਰੇ ਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਨ ਪੂਰੇ ਪਵਨ ਗੁਰੂ ਪਾਣੀ ਪਿਤਾ ਸਾਜਣ ਗੁਰੂ ਪਾਣੀ ਪੁਰਾ ਸਾਤਾ ਸਰਤ ਮਹੱਤ ਜਿਨ ਸੁਰਾ ਕੋਈ ਤਾਈ ਤਾਇਆ ਖਿਲੇ ਸੰਗ ਲਗਾ ਕੋ ਤੇ ਲਗਿਆਈਆਂ ਪਰਿਆਈਆਂ ਬਾਜੇ ਧਰਮ ਹਜ਼ੂਰ ਰੱਜ ਕੇ ਬਈ ਨਾਮ ਤੇ ਹਾਰ ਜਿਨੀ ਨਾਮ ਤੇ ਆਇਆ ਸੇਖ ਸੰਤ ਨਾਲ ਨਾਮ ਤੇ ਮੁਖੀ ਉਜਲੇ ਕੇ ਤੀਸਰੀ ਨਾਲ ਆਗਿਆ ਭਈ ਅਕਾਲ ਕੀ ਲਵੇ ਚਲਾਇਓ ਪੰਥ ਖੜੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਰਾਜ ਕਰੇਗਾ ਖਾਲਸਾ ਕੀ ਰਹਿ ਨ ਕੋਏ ਵਾਹਿਗੁਰੂ ਨਾਮ ਜਹਾਜ ਹੈ ਤਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਤੀਰਥ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾਢੇ ਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ